Thank you. ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਵੇ ਜਿਸ ਨੂੰ ਬਖਸ਼ ਲਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਤੂੰ ਭਾਰੋ ਸੁਆਮੀ ਮੇਰਾ ਤੂੰ ਭਾਰੋ ਸੁਆਮੀ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸ਼ਰਣਾਈ ਮੁਖ ਨਿੰਦਕ ਕੈ ਛਾਈ ਨੂੰ ਬਖਸ਼ ਲਹਿ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਸੰਗਤ ਜੀ ਬੇਨਤੀ ਹੈ ਬਈ ਜਿਹੜੀਆਂ ਬੀਬੀਆਂ ਪਹਿਰੇ ਤੇ ਖੜੀਆਂ ਨੇ ਉਹ ਸੰਗਤ ਨੂੰ ਇਸ਼ਾਰੇ ਨਾਲ ਅੱਗੇ ਲੰਘਾਓ ਖੁਦ ਨਾ ਬੋਲੋ ਪਹਿਰੇ ਤੇ ਖੜੀਆਂ ਹੋਈਆਂ ਜਿਹੜੀਆਂ ਭੈਣਾਂ ਜਾਂ ਮਾਤਾਵਾਂ ਹਨ ਪਹਿਰੇਦਾਰਾਂ ਦੀ ਆਵਾਜ਼ ਸਟੇਜ ਤੇ ਬਹੁਤ ਆ ਰਹੀ ਹੈ ਬੋਲੋ ਨਾਲ ਐਦਾਂ ਹੀ ਲੰਘਾਈ ਚੱਲੋ ਇਸ਼ਾਰੇ ਨਾਲ ਅੱਗੇ ਲੰਘਾਓ ਖੁਦ ਨਾ ਬੋਲੋ ਜੀ ਆਓ ਸਾਰੇ ਸ਼ਬਦ ਵਿੱਚ ਬੋਲੀਏ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਵੀਰ ਭਰਾ ਭੈਣਾ ਨਾਲ ਨਾਲ ਪੜੋ ਅਜੇ ਵੀ ਆਵਾਜ਼ ਆਉਂਦੀ ਸਟੇਜ ਤੇ ਕੋਈ ਵੀ ਪਹਿਰੇ ਤੇ ਖਲੋਤੀ ਭੈਣ ਨਾ ਬੋਲੇ ਹੁਣ ਠੀਕ ਹੈ ਆਓ ਸਾਰੇ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ ਜੀ ਆਪਾਂ ਸਾਰੇ ਰਲ ਮਿਲ ਕੇ ਕੁਝ ਸਮਾਂ ਸਾਡਾ ਸਫਲ ਹੋਵੇ ਇੱਕ ਦੋ ਵੀਰ ਪਹਿਰੇਦਾਰ ਜਰਾ ਵੇਖੋ ਵੀ ਆਵਾਜ਼ ਕਾਦੀ ਆਉਂਦੀ ਹੈ ਅਜੇ ਵੀ ਸਟੇਜ ਤੇ ਆਵਾਜ਼ ਆਉਂਦੀ ਕਿਸੇ ਦੇ ਬੋਲਣ ਦੀ ਜਰਾ ਵੇਖੋ ਪਿਛਲੇ ਪਾਸਿਓਂ ਤੇ ਨਹੀਂ ਆ ਰਹੀ ਪਰਦਿਆਂ ਦੇ ਪਿੱਛੋਂ ਤੇ ਨਹੀਂ ਆ ਰਹੀ ਆਵਾਜ਼ ਕਿਤੇ ਜਰਾ ਚੈੱਕ ਕਰੋ ਆਵਾਜ਼ ਨਾ ਆਵੇ ਫਿਰ ਸਾਰਿਆਂ ਦਾ ਧਿਆਨ ਉਧਰ ਜਾਈ ਜਾਏਗਾ ਜੀ ਨਿਰਮਲ ਰਸ ਨਾ ਸਕਲ ਰਸਨਾ ਅਪਰਿਤ ਪੀਓ ਗੱਜ ਕੇ ਗੱਜ ਕੇ ਅੰਮ੍ਰਿਤ ਪੀਓ ਰਸ ਰਤਨਾਮ ਅਪਰਿਤ ਪੀਓ ਨਿਰਮਲ ਅਜ ਕੇ ਨਿਰਮਲ ਅੰਮ੍ਰਿਤ ਪੀਓ ਪੜੋ ਜੀ ਨਿਰਮਲ ਅੰਮ੍ਰਿਤ ਪੀਓ ਸਦਾ ਸੁਹੇਲਾ ਹਰ ਲਹਿ ਜੀਓ Gracias. ਸਤਿ ਸੋਨ ਮਹਿਵੇ ਕਰ ਨਿਰੰਕਾਰ ਉਸਤ ਤੁਮਾਨ ਕਰ ਮਨ ਮੇ ਸਤ ਵਿਵਹਾਰ ਬੋਲੋ ਸਾਰੇ ਕੀ ਕਰ ਮਨ ਤੇਰੇ ਬੋਲੋ ਕਰ ਮਨ ਮੇਰੇ ਕਰ ਮਨ ਮੇਰੇ ਸਤ ਵਿਵਹਾਰ ਸਤ ਵਿਵਹਾਰ ਕਰ ਮਨ ਵੇ ਸਤ ਵਿਵਹਾਰ ਕਰ ਮਨ ਮੇਰੇ ਸਤ ਬਿਉਹਾਰ ਕਰ ਮਨ ਸਤ ਬਿਉਹਾਰ ਨਿਰਮਲ ਰਸ ਰਸਨਾ ਅੰਮ੍ਰਿਤ ਪੀਓ ਨਿਰਮਲ ਅੰਮ੍ਰਿਤ ਪੀਓ ਜੀ ਨਿਰਮਲ ਰਸ ਨਾਵਾ ਅੰਮ੍ਰਿਤ ਪੀਓ

ਪੁਕਾਰੰਗ ਸਾਧ ਸੰਗ ਬਿਨ ਸਭ ਸੰਗ ਚਰਨ ਕਲੋ ਹੈ ਘਰ ਬਿੰਦ ਕਰ ਹਰ ਕਰਮ ਸ੍ਰਾਵਣ ਘਰ ਕਥਾ ਦਰ ਕੈ ਨਾਨਕ ਉਚਲ ਪੀਓ ਹਰ ਬੋਲੋ ਨਿਰਮਲ ਰਸ ਨਾ ਪੜੋ ਵਾਹ ਸਾਰੇ ਬੋਲ ਨਿਰਮਲ ਰਸ ਨਾ ਸਦਾ ਸੁਹੇਲ ਕਰ ਲਹਿਰੀਓ ਸਦਾ ਪੜੋ ਬਈ ਸਦਾ ਸੁਹੇਲ ਬੋਲੋ ਬੋਲੋ ਬੋਲੋ ਨਿਰਮਲ ਰਸਨਾ ਅੰਮ੍ਰਿਤ ਪੀਓ ਨਿਰਮਲ ਵਾਹ ਵਾਹ ਅੰਮ੍ਰਿਤ ਪੀਓ ਅੜੋ ਨਿਰਮਲ ਗੱਜ ਕੇ ਸਿੰਘੋ ਅੰਮ੍ਰਿਤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜਪੋ ਜਪੋ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਸੁਣਿਓ ਗੁਰ ਸੰਗਤ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਉੱਤਮ ਸੰਗਤ ਤਹਿ ਬਲੰਦ ਜਮ ਤਰਾਸ ਘਟਾਈ ਤਹਿ ਬਲੰਦ ਜਮ ਤਰਾਸ ਘਟਾਈ ਤਹਿ ਬਲੰਦ ਜਮ ਤਰਾਸ ਘਟਾਈ ਤਹਿ ਬਲੰਦ ਜਮ ਤਰਾਸ ਘਟਾਈ ਜੀਤ ਹੈ ਬਿਲੰਤ ਜਮ ਤਰਾਸ ਬਟਾਈ ਤਹਿ ਲੰਤ ਜਮ ਦਾਸ ਮਿਟਾਈ ਜੀ ਤਹਿ ਬਿਲੰਤ ਜਮ ਤਰਾਸ ਮਿਟਾਈ ਤਹਿ ਬਿਲੰਤ ਜਮ ਤਰਾਸ ਮਿਟਾਈ ਤਹਿ ਬਿਲੰਤ ਜਮ ਤਰਾਸ ਮਿਟਾਈ ਤਹਿ ਬਿਲੰਤ ਜਮ ਤਰਾਸ ਮਿਟਾਈ मिलांत जमोतास त्रास मिटाई मैं मिलांत जामो त्रास मेरे माधो जी मेरे माधो जी सत संगत तो मिले सोतर माधो जी ਸਤ ਸੰਗਤ ਮਿਲੇ ਸੋ ਤਰਿਆ ਮੇਰੇ ਬਾਲੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਬਾਲੋ ਜੀ ਸਤ ਸੰਗਤ ਮਿਲੇ ਛੜੋ ਮੇਰੇ ਬਾਲੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਸਤ ਸੰਗਤ ਮਿਲੇ ਸੋ ਪਰਮ ਸਤਕਾਰ ਜੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਰਹਿ ਗਏ ਸਿੰਘੋ ਫੇਰ ਫਤਿਹ ਬੁਲਾਓ ਕਾਇਮ ਹੋ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਨੇ ਮੇਰ ਕੀਤੀ ਏ ਸਾਨੂੰ ਸਾਰਿਆਂ ਨੂੰ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਬਖਸ਼ਿਆ ਅੱਜ ਆਪਾਂ ਸਾਰੇ ਪਹਿਲੇ ਦੀਵਾਨ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਨਮਸਕਾਰ ਕਰਨ ਵਾਲੇ ਜਿਹੜੇ ਵੀਰ ਹਨ ਜਲਦੀ ਜਲਦੀ ਨਮਸਕਾਰ ਕਰਕੇ ਆਪੋ ਆਪਣੀ ਜਗ੍ਹਾ ਤੇ ਸਜੋ ਤਾਂ ਜੋ ਛੇਤੀ ਇਕਾਗਰਤਾ ਬਣ ਸਕੇ ਆਪਾਂ ਕੁਝ ਸੁਣ ਸਮਝ ਸਕੀਏ ਮੰਨਾਂਗੇ ਤਾਦੀ ਜੇ ਸਮਝ ਆਏਗੀ ਸਾਡੀ ਬਹੁਤੀ ਜਵਾਨੀ ਤਾਂ ਬਾਗੀ ਹੋ ਗਈ ਹੈ ਜਵਾਨੀ ਨੂੰ ਸਮਝ ਘਟ ਆਈ ਹੈ ਹੋਰ ਸਾਰਾ ਕੁਝ ਸਮਝ ਆ ਜਾਂਦਾ ਹੈ ਵੀ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਬੋਲਣਾ ਨਹੀਂ ਪਹਿਰੇਦਾਰ ਜਿਹੜੇ ਖੜੇ ਆ ਨਾ ਕੋਈ ਨਾ ਕੋਈ ਵਿੱਚ ਦੀ ਬੋਲਦਾ ਹੈ ਪੈਣਾ ਵੀ ਜਿਹੜੀਆਂ ਨੇ ਵੀਰ ਵੀ ਬਸ ਆਰਾਮ ਨਾਲ ਸੰਗਤ ਨੂੰ ਥੋੜਾ ਚਿਰ ਹੀ ਲੱਗਣਾ ਜੀ 5-7 ਮਿੰਟਾਂ 'ਚ ਮੱਥਾ ਟਿਕ ਜਾਣਾ 5 ਕੁ ਮਿੰਟ ਲੱਗਣੇ ਆ ਜਲਦੀ ਜਲਦੀ ਨਮਸਕਾਰ ਕਰੋ ਤੇ ਆਪੋ ਆਪਣੀ ਜਗ੍ਹਾ ਤੇ ਸੱਜ ਜਾਓ ਬੀਬੀਆਂ ਨੇ ਆਪਣੇ ਬੱਚਿਆਂ ਦਾ ਖਿਆਲ ਆਪ ਰੱਖਣਾ ਜੀ ਕੋਈ ਆਵਾਜ਼ ਨਾ ਆਵੇ ਜਿਹੜਾ ਬੱਚਾ ਰੋਵੇ ਨਾਲ ਦੀ ਨਾਲ ਬਾਹਰਲੇ ਪਾਸੇ ਬੈਠਿਆ ਜਾ ਸਕਦਾ ਦੂਰ ਤੱਕ ਆਵਾਜ਼ ਸੁਣਦੀ ਹੈ ਇਕਾਗਰਤਾ ਭੰਗ ਨਾ ਹੋਣ ਦੇਣਾ ਕਿਰਪਾ ਰੱਖਿਓ ਜੀ ਇਹ ਖਿਆਲ ਰੱਖਿਓ ਸੋ ਜਵਾਨੀ ਅੱਜ ਧਰਮ ਤੋਂ ਬਾਗੀ ਇਸ ਕਰਕੇ ਵੀ ਬਹੁਤੀ ਹੋ ਗਈ ਕਿਉਂਕਿ ਧਰਮ ਦੀ ਸਮਝ ਘਟ ਆ ਰਹੀ ਹੈ ਗੁਰਬਾਣੀ ਦਾ ਜਿਹੜਾ ਗਿਆਨ ਹੈ ਬੜਾ ਲੌਜੀਕਲੀ ਹੈ ਗੁਰੂ ਜੀ ਦਾ ਹਰ ਬਚਨ ਹੈ ਜਿਹੜਾ ਬਾ ਦਲੀਲ ਹੈ ਤੇ ਜਦੋਂ ਅਸੀਂ ਸਹੀ ਢੰਗ ਨਾਲ ਗੁਰਬਾਣੀ ਨੂੰ ਸਮਝਣ ਲੱਗ ਜਾਂਦੇ ਆ ਨਾ ਭਾਈ ਵੀਰੋ ਭਾਈਓ ਤੇ ਆਪਾਂ ਉਸ ਵੇਲੇ ਨਾ ਹੈਰਾਨ ਹੀ ਹੋਈ ਜਾਂਦੇ ਆ ਹੈਰਾਨ ਹੀ ਹੋਈ ਜਾਂਦੇ ਆ ਵੀ ਆ ਕੀ ਗੁਰੂ ਗ੍ਰੰਥ ਸਾਹਿਬ ਚਾ ਵੀ ਦੱਸਿਆ ਲੈ ਸਾਨੂੰ ਤੇ ਪਤਾ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਐਵੇਂ ਦੱਸਿਆ ਸਾਨੂੰ ਤੇ ਪਤਾ ਹੀ ਨਹੀਂ ਗੁਰੂ ਸਾਹਿਬ ਨੇ ਤੇ ਬਹੁਤ ਕਮਾਲ ਕੀਤੀ ਹੈ ਇਹ ਜਿਹੜਾ ਦੱਸਣ ਵਾਲਿਆਂ ਨੇ ਸਾਨੂੰ ਗਲਤ ਦੱਸਿਆ ਪੜਾਉਣ ਵਾਲਿਆਂ ਨੇ ਸਾਨੂੰ ਬਹੁਤ ਕੁਝ ਗਲਤ ਪੜਾਇਆ ਜਿਹਦੇ ਕਰਕੇ ਬੰਦਾ ਧਰਮ ਨੂੰ ਬੋਝ ਸਮਝਣ ਲੱਗ ਪਿਆ ਧਰਮ ਨੂੰ ਇੱਕ ਧੰਦਾ ਬਣਾ ਦਿੱਤਾ ਗਿਆ ਜੀ ਧੰਦਾ ਤੇ ਧੰਦਾ ਜਿਹੜਾ ਉਹ ਤੇ ਧੰਦਾ ਕਰਤਿਆਂ ਨਿਹਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਧੰਦਾ ਹੀ ਰਹਿ ਗਿਆ ਜੀ ਪਰ ਜਦੋਂ ਅਸੀਂ ਸਹੀ ਢੰਗ ਨਾਲ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਆਨੰਦ ਆ ਜਾਏਗਾ ਔਰ ਬਲਿਹਾਰੇ ਜਾਨ ਨੂੰ ਜੀ ਕਰੇਗਾ ਵੀ ਗੁਰੂ ਸਾਹਿਬ ਨੇ ਬੜੀ ਕਮਾਲ ਕੀਤੀ ਹੈ ਇੰਨੇ ਸੋਹਣੇ ਢੰਗ ਨਾਲ ਸਾਰਾ ਕੁਝ ਸਮਝਾਇਆ ਹੈ ਇੰਨਾ ਸੌਖਾ ਅਸੀਂ ਐਵੇਂ ਕੰਪਲਿਕੇਟਡ ਕਰ ਲਿਆ ਬੜਾ ਔਖਾ ਜਿਹਾ ਕਰ ਲਿਆ ਹੈ ਹੀ ਬੜਾ ਸੌਖਾ ਸੀ ਬੜਾ ਵਧੀਆ ਸੀ ਸੋ ਇਸ ਕਰਕੇ ਜਦੋਂ ਸਾਨੂੰ ਸਮਝ ਆਏਗੀ ਫੇਰ ਅੱਗੇ ਮੰਨਣ ਨੂੰ ਜੀ ਵੀ ਕਰਦਾ ਸੋ ਗਾਉਣ ਵਾਲਿਆਂ ਦੀ ਸਮਝ ਆਉਂਦੀ ਹੈ ਕਥਾਕਾਰਾਂ ਦੀ ਸਮਝ ਹੀ ਨਹੀਂ ਆਉਂਦੀ ਵੀ ਕਹਿੰਦੇ ਕੀ ਹੈ ਬਹੁਤਾ ਹਾਲ ਇਹ ਹੈ ਹੁਣ ਗਾਉਣ ਵਾਲਿਆਂ ਦੀ ਤੇ ਕੱਲੀ ਕੱਲੀ ਗੱਲ ਪਤਾ ਲੱਗਦੀ ਵੀ ਕੀ ਕਹਿੰਦਾ ਹੈ ਪਰ ਜਿਹੜੀ ਕਥਾ ਕਰਨ ਵਾਲੇ ਨੇ ਉਹ ਹੋਰ ਹਿਸਾਬ ਨਾਲ ਕਰਦੇ ਨੇ ਉਹਦੇ 'ਚ ਇਹ ਲੱਗਦਾ ਹੈ ਵੀ ਇਹ ਕਹਿਣਾ ਕੀ ਚਾਹੁੰਦੇ ਆ ਪਤਾ ਪ੍ਰੋਪਰ ਲੱਗਦਾ ਨਹੀਂ ਗੱਲ ਸਮਝ ਵਿੱਚ ਨਹੀਂ ਆਉਂਦੀ ਤੇ ਜਿੱਥੇ ਸਮਝ ਨਾ ਆਵੇ ਉੱਥੇ ਜੀ ਨਹੀਂ ਲੱਗਦਾ ਉਥੇ ਨਾ ਮਨ ਲੱਗਦਾ ਹੈ ਨਾ ਜੀ ਲੱਗਦਾ ਹੈ ਬੰਦਾ ਕਹਿੰਦਾ ਛੱਡ ਪਰੇ ਯਾਰ ਚੱਲੀਏ ਸਮਝ ਨਹੀਂ ਲੱਗਦੀ ਜਦੋਂ ਮਨ ਸਮਝਣ ਲੱਗ ਜਾਂਦਾ ਹੈ ਉਦੋਂ ਉਸੇ ਵੇਲੇ ਟਿਕ ਜਾਂਦਾ ਜਿੱਥੇ ਸਾਨੂੰ ਸਮਝ ਲੱਗੂ ਫਿਰ ਸਾਡਾ ਉੱਠ ਕੇ ਜਾਣ ਨੂੰ ਜੀ ਨਹੀਂ ਕਰਦਾ ਬਹਿ ਜਾਗੇ ਟਿਕ ਤੇ ਜਿੱਥੇ ਗੱਲ ਸਮਝ ਨਾ ਲੱਗੇ ਉਥੇ ਫਿਰ ਉੱਠ ਕੇ ਤੁਰ ਪਾਂਗੇ ਕਿਉਂਕਿ ਕਿੰਨਾ ਕੁ ਚਿਰ ਬੈਠੇ ਰਾਂਗੇ ਸਮਝ ਤੇ ਲੱਗਦੀ ਨਹੀਂ ਹੁਣ ਬਿਹਾਰ ਦੇ ਨੂੰ ਇੱਥੇ ਬੋਲਣ ਲਾ ਦਿਓ ਆਪਣੀ ਹੀ ਭਾਸ਼ਾ ਬੋਲੀ ਜੇ ਸਾਨੂੰ ਕੀ ਪਤਾ ਲੱਗਣਾ ਵੀ ਕੀ ਕਹਿੰਦਾ ਹੈ ਕੋਈ ਅੰਗਰੇਜ਼ੀ ਬੋਲਣ ਲੱਗ ਗਿਆ ਜਿਹੜਾ ਤੇ ਤੁਹਾਡੇ ਚ ਅੰਗਰੇਜ਼ੀ ਜਾਣਦਾ ਉਹ ਤੇ ਬੈਠਾ ਰਹੂ ਤੇ ਜਿਹਨੂੰ ਇੰਗਲਿਸ਼ ਆਉਂਦੀ ਨਹੀਂ ਉਹ ਉੱਠ ਕੇ ਤੁਰ ਜੂ ਵੀ ਸਾਨੂੰ ਭਾਈ ਬੋਲਦਾ ਜ਼ਰੂਰ ਹੈ ਸਾਨੂੰ ਪਤਾ ਨਹੀਂ ਲੱਗਦਾ ਵੀ ਕਹਿੰਦਾ ਕੀ ਹੈ ਅਸਲ ਵਿੱਚ ਨਾ ਜੀ ਕਾਰਨ ਸਾਡਾ ਇਹ ਵੀ ਹੈ ਵੀ ਜਿਹੜੇ ਉੱਠ ਕੇ ਚਲੇ ਗਏ ਨਾ ਜੀ ਸਾਡੇ ਕੋਲੋਂ ਭਾਵ ਕਿ ਸਿੱਖੀ ਤੋਂ ਦੂਰ ਚਲੇ ਗਏ ਉੱਠ ਕੇ ਤਾਂ ਚਲੇ ਗਏ ਉਹਨਾਂ ਨੂੰ ਸਮਝ ਨਹੀਂ ਲੱਗੀ ਸਮਝ ਨਹੀਂ ਲੱਗੀ ਸਹੀ ਢੰਗ ਨਾਲ ਜਦੋਂ ਆਪਾਂ ਹੌਲੀ-ਹੌਲੀ ਸਮਝਾਉਂਦੇ ਆ ਤੇ ਬਹੁਤ ਹੈ ਨੇ ਜਿਹੜੇ ਪੜ ਸਕਦੇ ਆ ਜੀ ਬਹੁਤ ਵਿੱਚ ਵੇਖੋ ਚਲੋ ਬਹੁਤ ਇਦਾਂ ਦੇ ਵੀ ਹੋਣਗੇ ਜਿਹੜੇ ਪੜਨਾ ਚਾਹੁੰਦੇ ਹੀ ਨਹੀਂ ਪਰ ਜੇ ਹੁਣ ਅੱਜ ਤੋਂ 50 ਸਾਲ ਪਹਿਲਾਂ ਇਲਾਕੇ ਵਿੱਚ ਇੰਗਲਿਸ਼ ਮੀਡੀਅਮ ਵਾਲਾ ਸਕੂਲ ਨਹੀਂ ਸੀ ਤੇ ਨਹੀਂ ਸੀ ਪੜੇ ਪਰ ਜੇ ਉਦੋਂ ਵੀ ਇੰਗਲਿਸ਼ ਮੀਡੀਅਮ ਵਾਲਾ 50 ਸਾਲ ਪਹਿਲਾਂ ਆਪਣੇ ਇਲਾਕੇ 'ਚ ਸਕੂਲ ਹੁੰਦਾ ਹੁੰਦਾ ਤੇ ਬਹੁਤ ਬੰਦੇ ਇਲਾਕੇ ਵਿੱਚ ਇੰਗਲਿਸ਼ ਪੜ੍ਹ ਸਕਦੇ ਸੀ ਉਦੋਂ 50 ਸਾਲ ਪਹਿਲਾਂ ਨਹੀਂ ਸੀ ਨਹੀਂ ਪੜ੍ਹ ਸਕਦੇ ਹੁਣ ਆ ਗਏ ਸਕੂਲ ਹੁਣ ਪੜ ਵੀ ਗਏ ਜਦੋਂ ਸਕੂਲ ਆ ਜਾਂਦੇ ਨੇ ਇੰਗਲਿਸ਼ ਮੀਡੀਅਮ ਆ ਗਏ ਹੌਲੀ ਹੌਲੀ ਆਪਣੇ ਬੱਚੇ ਹੁਣ ਅੰਗਰੇਜ਼ੀ ਲੱਗ ਪਏ ਸਮਝਣ ਹੌਲੀ ਹੌਲੀ ਚੱਲ ਪਿਆ ਕੰਮ ਹਾਂ ਕਈ ਹੈ ਹੀ ਨਲਾਇਕ ਨੇ ਭਾਵੇਂ ਤੁਸੀਂ ਛੁੱਤਰ ਵੀ ਲਾ ਲਓ ਕੁੱਟ ਵੀ ਲਓ ਝਿੜਕ ਵੀ ਲਓ ਲਾਲਚ ਵੀ ਦੇ ਲਓ ਉਹਨਾਂ ਨੇ ਪੜਨਾ ਹੀ ਨਹੀਂ ਹੁੰਦਾ ਚਾਹੇ ਜਿਹੜੇ ਮਰਜ਼ੀ ਸਕੂਲ ਆ ਜਾਣ ਜਿਹੜੇ ਮਰਜ਼ੀ ਟੀਚਰ ਆ ਜਾਣ ਉਹਨਾਂ ਦੇ ਖਾਨੇ ਪੈਣੀ ਨਹੀਂ ਤੇ ਮੇਰਾ ਖਿਆਲ ਹੈ ਜਿਨ੍ਹਾਂ ਦੇ ਨਹੀਂ ਪੈਣੀ ਚੱਲ ਚੱਲ ਫਿਰ ਭਾਈ ਜੇ ਨਹੀਂ ਤੇ ਫਿਰ ਸਕੂਲ ਨੂੰ ਵੀ ਬਦਨਾਮ ਕਰੇਗਾ ਜੇ ਤੂੰ ਪੜਦਾ ਹੀ ਨਹੀਂ ਤੇ ਫਿਰ ਸਕੂਲ ਨੂੰ ਵੀ ਬਦਨਾਮ ਕਰੇਗਾ ਕਈ ਹੁੰਦੇ ਹੀ ਨਹੀਂ ਇਦਾਂ ਦੇ ਹੁਣ ਗੁਰੂ ਹਰਰਾਏ ਰਾਏ ਸਾਹਿਬ ਦਾ ਪੁੱਤ ਸੀ ਰਾਮ ਰਾਏ ਸੋਚ ਕੇ ਵੇਖੋ ਵੀ ਗੁਰੂ ਸਾਹਿਬ ਨੇ ਕੋਸ਼ਿਸ਼ ਤੇ ਕੀਤੀ ਹੋਣੀ ਹੈ ਵੀ ਮੇਰਾ ਪੁੱਤਰ ਬੰਦਾ ਬਣ ਜੇ ਪੁੱਤਰ ਨੂੰ ਕੋਸ਼ਿਸ਼ ਨਹੀਂ ਕੀਤੀ ਹੋਣੀ ਕਿਤੇ ਪਿਰਥੀ ਚੰਦ ਗੁਰੂ ਰਾਮਦਾਸ ਜੀ ਦਾ ਪੁੱਤਰ ਸੀ ਜ਼ੋਰ ਤੇ ਲਾਇਆ ਹੀ ਹੋਣਾ ਕੋਸ਼ਿਸ਼ ਕੀਤੀ ਹੋਏਗੀ ਨਹੀਂ ਬੰਦਾ ਬਣਿਆ ਫਿਰ ਇਹ ਕਹਤਾ ਹੋਣਾ ਵੀ ਚੱਲ ਪਰੇ ਫਿਰ ਜੇ ਨਹੀਂ ਤੇ ਨਾ ਸਹੀ ਮੇਰਾ ਪੁੱਤ ਤੇ ਅਰਜਨ ਦੇਵੀ ਹੈ ਜਿਹੜਾ ਮੇਰੀ ਗੱਲ ਸੁਣ ਗਿਆ ਆਖੋ ਹਾਂ ਸ੍ਰੀ ਵਾਹਿਗੁਰੂ ਚੱਲ ਪਰੇ ਫਿਰ ਤੈਨੂੰ ਸਮਝਾ ਕੇ ਲੈਣਾ ਵੀ ਕੀ ਹੁਣ ਸਮਝਦੇ ਹੀ ਨਹੀਂ ਜਦੋਂ ਇਹਦੇ ਤੇ ਮੱਥਾ ਮਾਰਨ ਨਾਲੋਂ ਜਿਹੜੇ ਸਮਝ ਸਕਦੇ ਨੇ ਉਹਨਾਂ ਨੂੰ ਸਮਝਾਓ ਜਿਹੜੇ ਬੰਦੇ ਨੇ ਪੜਨਾ ਹੀ ਨਹੀਂ ਜਿਨੇ ਫੈਸਲਾ ਕਰ ਲਿਆ ਵੀ ਮੈਂ ਨਹੀਂ ਪੜਦਾ ਕਰ ਲੋ ਜੋ ਕਰਦੇ ਹੋ ਉਹਦਾ ਕੀ ਕਰੀਏ ਦੱਸੋ ਜਿਹੜੇ ਪੜ ਸਕਦੇ ਨੇ ਉਹਨਾਂ ਨੂੰ ਤੇ ਪੜਾਓ ਫਿਰ ਛੱਡੋ ਫਿਰ ਉਹ ਦੂਜਾ ਉਹ ਜ਼ੋਰ ਦੂਜਿਆਂ ਤੇ ਲਾ ਦਿਓ ਜਿਹੜੇ ਪੜ ਸਕਦੇ ਨੇ ਉਹਨਾਂ ਨੂੰ ਤੇ ਪੜਾਈਏ ਇਸ ਕਰਕੇ ਭਾਈ ਬਹੁਤ ਸਾਰੇ ਇਦਾਂ ਦੇ ਹਨ ਜਿਹੜੇ ਸਮਝ ਸਕਦੇ ਸੀ ਸਮਝਣਾ ਚਾਹੁੰਦੇ ਵੀ ਸੀ ਪਰ ਉਹਨਾਂ ਨੂੰ ਸਮਝਾਇਆ ਸਹੀ ਢੰਗ ਨਾਲ ਨਹੀਂ ਗਿਆ ਤੇ ਜਿਹੜੇ ਮੇਰੇ ਵੀਰ ਤੁਹਾਡੇ ਵਿੱਚ ਇਦਾਂ ਦੇ ਹੈ ਆ ਉਹਨਾਂ ਨੂੰ ਬੇਨਤੀ ਹੈ ਵੀ ਥੋੜਾ ਜਿਹਾ ਧਿਆਨ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਨਾ ਜਦੋਂ ਤੇ ਆਨੰਦ ਆ ਜਾਂਦਾ ਜਿਵੇਂ ਭਾਈ ਸਾਹਿਬ ਗੱਲ ਕਰਦੇ ਸੀ ਤੁਸੀਂ ਸੁਣਿਆ ਹੀ ਐ ਵੀ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸਿਰੇ ਦੀ ਪਦਵੀ ਪਾ ਲਈ ਬਸ ਸਿਰੇ ਦੀ ਪਦਵੀ ਕੀ ਹੈ ਸਿਰੇ ਦੀ ਪਦਵੀ ਕੀ ਹੈ ਹੁਣ ਵੇਖੋ ਜਿੰਨੂੰ ਰੱਬ ਨੇ ਗਧਾ ਬਣਾਇਆ ਸੀ ਗਧਾ ਬਣਿਆ ਕਦੇ ਤੁਸੀਂ ਗਧਾ ਸੂਰ ਬਣਿਆ ਵੇਖਿਆ ਵੀ ਗਧਾ ਹੋਵੇ ਤੇ ਕੰਮ ਸੂਰਾਂ ਵਾਲੇ ਕਰੇ ਗਧਾ ਗਧਾ ਹੀ ਹੁੰਦਾ ਹੈ ਸੂਰ ਸੂਰ ਹੀ ਹੁੰਦਾ ਹੈ ਕੁੱਤਾ ਕੁੱਤਾ ਹੀ ਹੁੰਦਾ ਹੈ ਜਿਵੇਂ ਸੂਰ ਚਿੱਕੜ ਵਿੱਚ ਲਿਟਦਾ ਇਦਾਂ ਕੁੱਤਾ ਨਹੀਂ ਲਿਟਦਾ ਵੇਖੋਗੇ ਤੁਸੀਂ ਕੁੱਤਾ ਕੁੱਤਾ ਹੀ ਬਣਾਇਆ ਰੱਬ ਨੇ ਕੁੱਤਾ ਹੀ ਬਣ ਕੇ ਰਹਿੰਦਾ ਹੈ ਗਧਾ ਗਧਾ ਬਣਾਇਆ ਗਧਾ ਬਣ ਕੇ ਹੀ ਰਹਿੰਦਾ ਭਾਈ ਸੂਰ ਸੂਰ ਬਣ ਕੇ ਹੀ ਰਹਿੰਦਾ ਹੈ ਪਰ ਬੰਦਾ ਬੰਦਾ ਬਣਾਇਆ ਇਹ ਬੰਦਾ ਬਣ ਕੇ ਨਹੀਂ ਰਹਿੰਦਾ ਵੇਖਣ ਨੂੰ ਬੰਦਾ ਹੁੰਦਾ ਵਿੱਚ ਕੁਝ ਹੋਰ ਹੀ ਹੁੰਦਾ ਹੈ ਜਿਹਨੂੰ ਮਹਾਰਜ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਇਹ ਬੰਦਾ ਜਿਹੜਾ ਹੈ ਇਹ ਕਰਤੂਤ ਮਾੜੀ ਕਰਦਾ ਕਰਤੂਤੀ ਨਹੀਂ ਠੀਕ ਹੁੰਦਾ ਸਰੀਰ ਬੰਦੇ ਵਾਲਾ ਤੇ ਕਰਤੂਤ ਪਸ਼ੂ ਵਾਲੀ ਤੇ ਲੋਕਾਂ ਨੂੰ ਖੁਸ਼ ਕਰਨ ਤੇ ਲੋਕ ਵਿਚਾਰਾ ਕਰੇ ਦਿਨ ਰਾਤ ਦੁਨੀਆ ਨੂੰ ਖੁਸ਼ ਕਰਨ ਤੇ ਲੱਗਿਆ ਰਹਿੰਦਾ ਹੈ ਯਾਰ ਬੇਲੀ ਜਿੱਦਾਂ ਦੇ ਨੇ ਉਦਾਂ ਦਾ ਬਣਿਆ ਰਹਿੰਦਾ ਭਾਵ ਆਪਣੇ ਅਸਲੇ ਨੂੰ ਆਪੇ ਨੂੰ ਪਛਾਣਦਾ ਹੀ ਨਹੀਂ ਬੰਨਾ ਚਾਹੀਦਾ ਸੀ ਬੰਦਾ ਪਰ ਗਿਆਨ ਨਾਲੋਂ ਟੁੱਟ ਕੇ ਕੁੱਤਾ ਗਧਾ ਹੀ ਬਣਿਆ ਫਿਰਦਾ ਰਹਿੰਦਾ ਗੁਰੂ ਸਾਹਿਬ ਕਹਿੰਦੇ ਐ ਜਿਹੜਾ ਗੁਰੂ ਦੇ ਗਿਆਨ ਤੋਂ ਹੀਣਾ ਹੈ ਗੁਰ ਮੰਤਰ ਹੀਣਸ ਜੋ ਪ੍ਰਣ ਜਿਹੜਾ ਗੁਰੂ ਦੇ ਮੰਤਰ ਤੋਂ ਮਤਲਬ ਗਿਆਨ ਤੋਂ ਭਾਈ ਜਿਹੜਾ ਹੀਣਾ ਬੰਦਾ ਹੈ ਗੁਰ ਮੰਤਰ ਹੀਨਸ ਜੋ ਪ੍ਰਾਨੀ ਤਿਰਗੰਤ ਜਨਮ ਪ੍ਰਸ਼ਟਨ ਹੈ ਉਹਦਾ ਜਨਮ ਤਰਕਾਰ ਹੈ ਉਹਦੇ ਜਨਮ ਨੂੰ ਤਰਕਾਰ ਜੋਗ ਹੈ ਪ੍ਰਿਸ਼ਟਿਆ ਹੋਇਆ ਕਹਿ ਲੋ ਕੁਕਰ ਹੈ ਸੂਕਰ ਹੈ ਗਰਦ ਪੈ ਕੰਕ ਹੈ ਸਰਪਨ ਹੈ ਤੁਲ ਖਲੈ ਉਹ ਕਹਿੰਦੇ ਕੁੱਤਿਆਂ ਵਾਲੀ ਜ਼ਿੰਦਗੀ ਜਿਉਂਦਾ ਹੈ ਕੁਕਰ ਹੈ ਸੂਕਰ ਹੈ ਸੂਰ ਗਰਦ ਪੈ ਗਧਾ ਸੱਪ ਕਾਂ ਤੁਲ ਖਲੇ ਕਹਿੰਦੇ ਇਹਨਾਂ ਦੇ ਮੂਰਖ ਇਹਨਾਂ ਦੇ ਤੁਲ ਹੈ ਉਹ ਪਸ਼ੂਆਂ ਦੇ ਤੁਲ ਜ਼ਿੰਦਗੀ ਬਤੀਤ ਕਰਦਾ ਹੈ ਭਾਈ ਪਸ਼ੂਆਂ ਵਾਂਗੂ ਆਪਣੀ ਜ਼ਿੰਦਗੀ ਬਤੀਤ ਕਰਦਾ ਪਸ਼ੂ ਬਣ ਕੇ ਰਹਿੰਦਾ ਹੈ ਕਹਿੰਦੇ ਵੇਖਣ ਨੂੰ ਹੀ ਬੰਦਾ ਹੁੰਦਾ ਪਰ ਅੰਦਰੋਂ ਪਸ਼ੂ ਹੀ ਰਹਿੰਦਾ ਹੈ ਹੁਣ ਗਧੇ ਨੂੰ ਨਹੀਂ ਕਦੇ ਵੀ ਗਧਾ ਬਣ ਕੁੱਤੇ ਨੂੰ ਨਹੀਂ ਕਹਿ ਸਕਦੇ ਕੁੱਤਾ ਬਣ ਸੂਰ ਨੂੰ ਨਹੀਂ ਕਹਿ ਸਕਦੇ ਸੂਰ ਬਣ ਉਹ ਤੇ ਜੋ ਰੱਬ ਨੇ ਬਣਾਏ ਨੇ ਉਹੀ ਨੇ ਚਿੜੀਆਂ ਜਾਨਵਰ ਜੋ ਜੋ ਰੱਬ ਨੇ ਬਣਾਏ ਨੇ ਉਹੀ ਨੇ ਇੱਕ ਬੰਦਾ ਹੀ ਹੈ ਜੋ ਬੰ ਰੱਬ ਨੇ ਬਣਾਇਆ ਸੀ ਉਹ ਤੇ ਤਨੋਂ ਥੱਲੇ ਚਲਿਆ ਗਿਆ ਇਹ ਥੱਲੇ ਚਲਿਆ ਗਿਆ ਜੀ ਡਾਊਨ ਚਲਿਆ ਗਿਆ ਸਰੀਰ ਬੰਦੇ ਦਾ ਹੀ ਰਹਿ ਜਾਂਦਾ ਵਿੱਚੋਂ ਬਦਲ ਜਾਂਦਾ ਹੈ ਇਹ ਪਾਵਰ ਵੀ ਬੰਦੇ ਕੋਲ ਹੀ ਹੈ ਜੀ ਬੰਦਾ ਡਾਊਨ ਵੀ ਜਾ ਸਕਦਾ ਹੈ ਤੇ ਬੰਦਾ ਅਪ ਵੀ ਹੋ ਸਕਦਾ ਹੈ ਉੱਚਾ ਵੀ ਉੱਠ ਸਕਦਾ ਹੈ ਇਹ ਬੰਦਾ ਚਾਹਵੇ ਤੇ ਦੇਵੀ ਗੁਣ ਲਿਆ ਕੇ ਦੇਵਤਾ ਮਤਲਬ ਰੱਬ ਵੀ ਬਣ ਸਕਦਾ ਹੈ ਤੇ ਬੰਦਾ ਵਿਗੜ ਜੇ ਤੇ ਪਸ਼ੂ ਵੀ ਬਣ ਸਕਦਾ ਹੈ ਇਹ ਬੰਦੇ 'ਚ ਹੀ ਤਾਕਤ ਹੈ ਰੱਬ ਨੂੰ ਵੀ ਹੋਣੀ ਮਿਲਣ ਦਾ ਵੇਲਾ ਹੈ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਤੇਰੀ ਬਰੀਆ ਕਹਿੰਦੇ ਰੱਬ ਨੂੰ ਮਿਲਣ ਦਾ ਵੀ ਭਾਈ ਵੇਲਾ ਇਹੋ ਹੀ ਹੈ ਤੂੰ ਤੇਰੀ ਮਰਜ਼ੀ ਹੈ ਚਾਹੇ ਪਸ਼ੂ ਬਣ ਜਾ ਚਾਹੇ ਕੁੱਤਾ ਗਧਾ ਬਣ ਕੇ ਜ਼ਿੰਦਗੀ ਬਤੀਤ ਕਰ ਲੈ ਤੇ ਤੇਰੀ ਮਰਜ਼ੀ ਹੈ ਗਿਆਨ ਲੈ ਕੇ ਭਾਵੇਂ ਰੱਬ ਵਰਗਾ ਹੋ ਜਾ ਪਰਮਾਤਮਾ ਵਰਗਾ ਹੋ ਜਾ ਸੱਚਾ ਬਣ ਜਾ ਸੱਚ ਨਾਲ ਜੁੜ ਜਾ ਜਿਹੜੇ ਬੰਦੇ ਸੱਚ ਨਾਲ ਆਪਣੇ ਅਸਲੇ ਨਾਲ ਆਪੇ ਨਾਲ ਜੁੜ ਗਏ ਵੀ ਜੋ ਰੱਬ ਨੇ ਬਣਾਇਆ ਉਦਾਂ ਦੇ ਬਣ ਗਏ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ ਇਹੋ ਜੇ ਐ ਭੇਦ ਨਾ ਜਾਣੋ ਮੂਲ ਸਾਈ ਜੇ ਹੈ ਕਹਿੰਦੇ ਭੋਰਾ ਫਰਕ ਨਹੀਂ ਰੱਬ ਵਰਗੇ ਬਣ ਗਏ ਉਹ ਰੱਬ ਵਰਗੇ ਕਿਉਂਕਿ ਪਰਮਾਤਮਾ ਸੱਚ ਹੈ ਤੇ ਇਹ ਵੀ ਜਦੋਂ ਸੱਚ ਨਾਲ ਜੁੜ ਜਾਂਦੇ ਆ ਜੋ ਰੱਬ ਨੇ ਬਣਾਇਆ ਉਹ ਬਣ ਜਾਂਦੇ ਆ ਜਦੋਂ ਇਹ ਬੰਦਾ ਹੀ ਹੈ ਜੀ ਬਸ ਸਿਰਫ ਬੰਦਾ ਬਣ ਸਕਦਾ ਹੋਰ ਨਹੀਂ ਕੋਈ ਚਾਹੇ ਥੱਲੇ ਚਲੇ ਜਾਓ ਚਾਹੇ ਉੱਪਰ ਚਲੇ ਜਾਓ ਜਿਉਂਦੇ ਜੀ ਜਿਹੜਾ ਬੰਦਾ ਕੁੱਤਾ ਗਧਾ ਬਣਿਆ ਰਹਿੰਦਾ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਕੁੱਤਾ ਗਧਾ ਬਣਦਾ ਹੈ ਜਿਉਂਦੇ ਜੀ ਇਹ ਖਤਮ ਕਰੋ ਇਹਨੂੰ ਜਨਮ ਮਰਨ ਮੰਨਦੇ ਨੇ ਗੁਰੂ ਸਾਹਿਬ ਇਹ ਜਨਮ ਮਰਨ ਹੈ ਹੋਰ ਜਨਮ ਮਰਨ ਆਪਾਂ ਤੇ ਆਪ ਹੀ ਸੁਣਦੇ ਹੋ ਨਾ ਭਾਈ ਵੀ ਬੰਦੇ ਦਾ ਜੰਮਣ ਮਰਨ ਕੱਟਿਆ ਜਾਵੇ ਬੰਦੇ ਦਾ ਜੰਮਣ ਮਰਨ ਕੱਟ ਕਿਹੜਾ ਜੰਮਣ ਮਰਨ ਬਈ ਕਈ ਵਾਰੀ ਤੁਸੀਂ ਆਹ ਸ਼ਬਦ ਵੀ ਬਹੁਤ ਸੁਣਿਆ ਹੋਵੇਗਾ ਵੀ ਭਾਈ 84 ਕੱਟੀ ਜਾਵੇ ਕਿਉਂ ਅੰਮ੍ਰਿਤ ਛਕਣਾ ਹੈ ਕਹਿੰਦਾ 84 ਕੱਟੀ ਜਾਵੇ 84 ਦੇ ਗੇਟ 'ਚ ਨਾ ਪਈਏ ਭਾਈ ਇਹ ਕਹਿੰਦੇ ਆਪਾਂ ਕਿਰਪਾ ਕਰਕੇ ਇਕਾਗਰਤਾ ਬਣਾ ਕੇ ਰੱਖਿਓ ਪਹਿਰੇਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਜਿਹੜੇ ਪਿੱਛੇ ਖੜੇ ਆ ਨਾ ਜੀ ਜਿਹੜੇ ਜਿਹੜੀ ਸੰਗਤ ਖੜੀ ਹੈ ਇਹਨਾਂ ਨੂੰ ਉੱਥੇ ਹੀ ਬਾਹ ਦਿਓ ਜਿਹੜੇ ਪਿੱਛੇ ਖੜੇ ਆ ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ ਰਾਹ 'ਚ ਹੀ ਬਾਹ ਦਿਓ ਸਿੰਘਾਂ ਨੂੰ ਸਿੰਘਾਂ ਵਾਲੇ ਪਾਸੇ ਬਾਹ ਲਓ ਆ ਜਿਹੜੇ ਅੱਗੇ ਅੱਗੇ ਵਾਲੇ ਇਹਨਾਂ ਨੂੰ ਮੱਥਾ ਟੇਕ ਲੈਣ ਦਿਓ ਜਿੱਥੇ ਤੁਸੀਂ ਇੱਥੇ ਹੀ ਬੇਨਤੀ ਕੀਤੀ ਸੀ ਇੱਥੇ ਹੀ ਬਾਹ ਲਓ ਜਿੱਥੇ ਖੜੇ ਸੀ ਇੱਥੇ ਹੀ ਬਾਹ ਦਿਓ ਇਕਾਗਰਤਾ ਬਣੇ ਜਰਾ ਧਿਆਨ ਧਿਆਨ ਟਿਕੇ ਥੋੜਾ ਜਿਹਾ ਰਾਹ ਵਿੱਚ ਹੀ ਭਾਈ ਖੁੱਲੇ ਖੁੱਲੇ ਬਹਿ ਜਾਓ ਪਿੱਛੇ ਨੂੰ ਹੋ ਕੇ ਬਹਿ ਜਾਓ ਜਗ੍ਹਾ ਖੁੱਲੀ ਹੈ ਕਾਫੀ ਬਹਿ ਜਾਓ ਰਸਤੇ ਦੇ ਵਿੱਚ ਪੰਡਾਲ ਸਾਰਾ ਭਰਿਆ ਹੀ ਹੋਇਆ ਰਾਹ ਵਿੱਚ ਟਿਕਾ ਬਣਾ ਕੇ ਬੈਠ ਜਾਓ ਚੌਂਕੜੇ ਲਾ ਲਓ ਭੈਣਾ ਭੈਣਾ ਵਾਲੇ ਪਾਸੇ ਬੈਠੋ ਵੀਰ ਵੀਰਾਂ ਵਾਲੇ ਪਾਸੇ ਬੈਠੋ ਆਪਾਂ ਥੋੜਾ ਚਿਰ ਇਕਾਗਰਤਾ ਬਣਾ ਕੇ ਸਮਝਣ ਦੀ ਕੋਸ਼ਿਸ਼ ਕਰੀਏ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮਹਿ ਪ੍ਰਾਨੀ ਛਿਨ ਛਿਨ ਔਤ ਬਿਹਾਤ ਹੈ ਫੂਟੇ ਕੱਟ ਜਿਉ ਹਾਂਜੀ ਸਤਿਗੁਰੂ ਜੀ ਦਾ ਬਚਨ ਆ ਵੀ ਲੰਘਿਆ ਵੇਲਾ ਤੇ ਮੁੜ ਕੇ ਹੱਥ ਨਹੀਂ ਨਾ ਆਉਣਾ ਇੱਕ ਵਾਰੀ ਜਿਹੜਾ ਵੇਲਾ ਬੀਤ ਗਿਆ ਜਿਹੜਾ ਸਮਾਂ ਲੰਘ ਗਿਆ ਉਹ ਤੇ ਹੱਥ ਆਉਣਾ ਨਹੀਂ ਕਿਵੇਂ ਲੰਘ ਰਹੀ ਹੈ ਜੀ ਜ਼ਿੰਦਗੀ ਜਿਵੇਂ ਫੁੱਟੜੇ ਘੜੇ ਦਾ ਪਾਣੀ ਘੜੇ ਨੂੰ ਤਰੇੜ ਆਈ ਹੋਵੇ ਬੂੰਦ ਬੂੰਦ ਕਰਕੇ ਸਾਰਾ ਹੀ ਘੜਾ ਖਾਲੀ ਹੋ ਜਾਂਦਾ ਭਾਈ ਸਿਮ ਜਾਂਦਾ ਹੈ ਨੌਵੇਂ ਪਾਤਸ਼ਾਹ ਕਹਿੰਦੇ ਆ ਜਿਵੇਂ ਫੁੱਟੜੇ ਕੜੇ ਦਾ ਪਾਣੀ ਓਏ ਆਉਦ ਤੇਰੀ ਜਾਵੇ ਬੀਤਦੀ ਫੁੱਟੜੇ ਕੜੇ ਦਾ ਪਾਣੀ ਆਉਦ ਤੇਰੀ ਜਾਵੇ ਬੀਤਦੀ ਫੁੱਟੜੇ ਮੈਂ ਬਾਣੀ ਆਉ ਤੇਰੀ ਜਾਵੇ ਬੀਤਦੀ ਉਤੜੇ ਕਰੇ ਦਾ ਪਾਣੀ ਆਉ ਤੇਰੀ ਜਾਵੇ ਬੀਤਦੀ ਜਿਵੇਂ ਫੁੱਟੜੇ ਕਰੇ ਔਜ ਤੇਰੀ ਜਾਵੇ ਦੀ ਜਾਂਦਾ ਬਈ ਜਾਂਦਾ ਬੀਤਦਾ ਜਾਂਦਾ ਜਾਂਦਾ ਬੀਤਦਾ ਬਈ ਜਾਂਦਾ ਬੀਤਦਾ ਜਾਂਦਾ ਬਈ ਜਾਂਦਾ ਬੀਤਦਾ ਜਾਂਦਾ ਬਈ ਜਾਂਦਾ ਬੀਤਦਾ ਜਾਂਦਾ ਬਈ ਜਾਂਦਾ ਬੀਤਦਾ ਹੀਰਾ ਜਨਮ ਮੋਲਕ ਤੇਰਾ ਜਨਮ ਮੋਲ ਤੇਰਾ ਜਾਂਦਾ ਬਈ ਜਾਂਦਾ ਬੀਤ ਜਾਂਦਾ ਬਈ ਜਾਂਦਾ ਬੀਤ ਜਾਂਦਾ ਬੀਤ ਜਨਮ ਮੋਲ ਤੇਰਾ ਜਾਂਦਾ ਬਈ ਜਾਂਦਾ ਬੀਤ ਜਾਂਦਾ ਬਈ ਜਾਂਦਾ चेतना है तो चेत न निस दिन में है ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜਿਉ ਪਾਨੀ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਝੂਠੇ ਲਾਲਚ ਲੱਗ ਕੇ ਨਹਿ ਮਰਨ ਪਛਾਨਾ ਅਜ ਹੂੰ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾ ਲਓ ਜੀ ਹੁਣ ਆਪਾਂ ਗੱਲ ਸ਼ੁਰੂ ਕਰੀਏ ਜਰਾ ਹੁਣ ਧਿਆਨ ਇਕਾਗਰ ਕਰ ਲਓ ਜਿਹੜੇ ਖੜੇ ਹੋ ਪਹਿਰੇਦਾਰ ਵੀਰ ਵੀ ਸਾਰੇ ਬਹਿ ਜਾਓ ਆਉਣ ਵਾਲੀ ਜਿਹੜੀ ਸੰਗਤ ਹੈ ਉੱਥੇ ਹੀ ਟਿਕਾਇਓ ਕਿਰਪਾ ਕਰਕੇ ਪੰਡਾਲ ਵਾਲਿਆਂ ਨੂੰ ਵੀ ਬੇਨਤੀ ਹੈ ਭਾਈ ਹੁਣ ਟਿਕ ਕੇ ਬੈਠਿਓ ਹਿਲਜੁਲ ਨਾ ਹੋਵੇ ਇਹ ਨਾ ਹੋਵੇ ਵੀ ਪਹਿਲਾਂ ਆਉਣ ਵਾਲਿਆਂ ਨੂੰ ਟਿਕਾਈ ਗਏ ਆ ਹੁਣ ਜਾਣ ਵਾਲਿਆਂ ਨੂੰ ਟਿਕਾਉਣਾ ਪਵੇ ਕਿਰਪਾ ਕਰਕੇ ਹੁਣ ਕਿਰਪਾ ਹੀ ਰੱਖਿਓ ਬਸ ਹਿਲਜੁਲ ਨਾ ਹੋਵੇ ਬਿਲਕੁਲ ਧਿਆਨ ਇਕਾਗਰ ਕਰਿਓ ਜਰਾ ਬਾੜਾ ਜੀ ਬੰਦਾ ਹੀ ਹੈ ਜੀ ਜਿਹੜਾ ਪਰਮਾਤਮਾ ਬਣ ਸਕਦਾ ਹੈ ਰੱਬ ਬਣ ਕੇ ਬੈੰਦਾ ਨਹੀਂ ਰੱਬ ਦੇ ਗੁਣ ਆਪਣੀ ਜ਼ਿੰਦਗੀ 'ਚ ਲਿਆ ਕੇ ਗੁਣੀ ਬਣ ਜਾਂਦਾ ਜੀ ਰੱਬ ਰੱਬ ਦੇ ਜਿਹੜੇ ਗੁਣ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਨਾਲ ਜੁੜ ਕੇ ਆ ਜਿਹੜੇ ਰੱਬ ਦੇ ਗੁਣ ਨੇ ਰੱਬ ਦੇ ਗੁਣ ਇਹ ਬੰਦੇ ਚ ਆ ਸਕਦੇ ਨੇ ਜਦੋਂ ਰੱਬ ਦੇ ਗੁਣ ਤੁਹਾਨੂੰ ਬੰਦੇ ਚੋਂ ਦਿਸਣਗੇ ਤੇ ਇਦਾਂ ਲੱਗੂ ਵੀ ਰੱਬ ਵਰਗਈ ਹੀ ਆਖੋ ਸਤਨਾਮ ਮਤਲਬ ਰੱਬ ਬਣ ਕੇ ਥੋੜਾ ਬੈਠਾ ਹੋਊਗਾ ਉਹ ਜਾਂ ਆਪਾਂ ਇਹ ਇਹਦਾ ਅਰਥ ਇਦਾਂ ਆ ਵੀ ਰੱਬ ਵਰਗੇ ਗੁਣ ਹੋਣਗੇ ਜਿਵੇਂ ਆਪਾਂ ਕਹਿੰਦੇ ਨੇ ਵੀ ਫਲਾਣੇ ਬੰਦੇ ਵਾਲੇ ਸਾਰੇ ਗੁਣ ਨੇ ਇਹਦੇ 'ਚ ਇਹਦਾ ਮਤਲਬ ਇਹ ਉਹਦਾ ਹੀ ਰੂਪ ਹੈ ਬਿਲਕੁਲ ਹੀ ਉਹਦੇ ਵਾਲਾ ਸੁਭਾਅ ਹੈ ਕਈ ਵਾਰੀ ਆਪਾਂ ਇਹ ਨਹੀਂ ਕਹਿੰਦੇ ਵੀ ਫਲਾਣੇ ਬੰਦੇ ਦਾ ਤੇ ਜਮਾਂ ਹੀ ਉਹਦੇ ਵਾਲਾ ਸੁਭਾਅ ਹੈ ਆ ਪੁੱਤਾ ਜਿਹੜਾ ਦਾਦੇ ਵਾਲਾ ਵੀ ਦਾਦਾ ਹੀ ਆ ਗਿਆ ਮੁੜ ਕੇ ਇਹੀ ਸੁਭਾਅ ਇਹਦੇ ਦਾਦੇ ਦਾ ਸੀ ਲੈ ਇਹੀ ਗਾਂ ਪੋਤੇ ਚ ਬਿਲਕੁਲ ਸੁਭਾਅ ਮਿਲਦਾ ਉਹੀ ਗੁਣ ਉਹੀ ਗੁਣ ਉਹੀ ਸੁਭਾਅ ਬਸ ਸੀਰਤ ਮਿਲਦੀ ਹੈ ਸੀਰਤ ਸੂਰਤ ਨਹੀਂ ਸੀਰਤ ਕੱਲੀ ਸ਼ਕਲ ਨਹੀਂ ਅਕਲ ਪਰਮਾਤਮਾ ਦੇ ਜਿਹੜੇ ਗੁਣ ਨੇ ਬੰਦੇ ਵਿੱਚ ਜਦੋਂ ਪ੍ਰਗਟ ਹੋ ਜਾਂਦੇ ਐ ਗੁਣਾ ਦਾ ਪ੍ਰਗਟ ਹੋਣਾ ਹੀ ਰੱਬ ਦਾ ਪ੍ਰਗਟ ਹੋਣਾ ਹੈ ਜਿਵੇਂ ਹੁਣ ਮੰਨ ਲਓ ਆਪਣੇ ਦਾਦੇ ਵਾਲਾ ਸੁਭਾਅ ਜਦੋਂ ਆਪਣੇ ਚ ਆ ਗਿਆ ਵੀ ਦਾਦੇ ਮੰਨ ਲਓ ਦਾਦੇ ਦੀ ਗੱਲ ਹੈ ਚਾਹੇ ਮਾਂ ਚਾਹੇ ਨਾਨਾ ਕਿਸੇ ਦੀ ਗੱਲ ਵੀ ਲਾ ਲਓ ਉਹਦੇ ਵਾਲਾ ਸੁਭਾਅ ਜਦੋਂ ਤੇਰੇ ਚੋਂ ਦਿਸੂ ਨਾ ਉਦੋਂ ਲੱਗੂ ਵੀ ਇਹਦੇ ਇਹ ਤੇ ਨਾਨਾ ਹੀ ਹੈ ਬਸ ਇਹ ਤੇ ਦਾਦਾ ਹੀ ਹੈ ਉਹੀ ਸੁਭਾਅ ਹੈ ਰੱਬ ਵਾਲਾ ਸੁਭਾਅ ਰੱਬ ਦਾ ਸੁਭਾਅ ਕੀ ਹੈ ਰੱਬ ਰੱਬ ਦਾ ਸੁਭਾਅ ਕੀ ਹੈ ਇਹ ਆਪਾਂ ਵੇਖਦੇ ਹਾਂ ਪੜ੍ਹਦੇ ਹਾਂ ਜਦੋਂ ਵੀ ਰੱਬ ਦਾ ਸੁਭਾਅ ਕੀ ਹੈ ਰੱਬ ਇੱਕ ਹੈ ਪਰਮਾਤਮਾ ਇੱਕ ਹੈ ਉਸੇ ਦਾ ਹੀ ਸਾਰਾ ਪਸਾਰਾ ਹੈ ਇੱਕ ਓੰਕਾਰ ਉਸੇ ਦਾ ਹੀ ਪਸਾਰਾ ਹੈ ਸਾਰਾ ਪਰਮਾਤਮਾ ਦਾ ਗੁਣ ਹੈ ਇਸੇ ਤਰ੍ਹਾਂ ਉਹ ਸਤਨਾਮ ਹੈ ਹੋਂਦ ਵਾਲਾ ਹੈ ਉਹਦੀ ਹੋਂਦ ਸੱਚ ਹੈ ਉਹ ਕਰਤਾ ਪੁਰਖ ਹੈ ਕ੍ਰੀਏਟ ਕਰਨ ਵਾਲਾ ਹੈ ਪੈਦਾ ਕਰਨ ਵਾਲਾ ਹੈ ਕ੍ਰੀਏਟਰ ਹੈ ਕੁਛ ਨਾ ਕੁਛ ਕ੍ਰੀਏਟ ਕਰਦਾ ਹੈ ਉਹ ਸਭ ਕੁਝ ਉਹਦਾ ਹੀ ਬਣਾਇਆ ਹੋਇਆ ਕ੍ਰੀਏਟ ਕੀਤਾ ਹੋਇਆ ਉਹ ਨਿਰਭਉ ਹੈ ਕਿਸੇ ਤੋਂ ਡਰਦਾ ਨਹੀਂ ਰੱਬ ਨਿਰਵੈਰ ਹੈ ਕਿਸੇ ਨਾਲ ਵੈਰ ਨਹੀਂ ਰੱਖਦਾ ਵੈਰ ਕੀ ਰੱਖੇ ਕਿਸੇ ਨਾਲ ਡਰੇ ਤੇ ਤਾਂ ਕਿਸੇ ਤੋਂ ਜੇ ਉਹਦੇ ਵਰਗਾ ਕੋਈ ਹੋਵੇ ਰੱਬ ਤੇ ਤਾਂ ਡਰੇ ਕਿਸੇ ਤੋਂ ਜੇ ਉਹਦੇ ਬਰਾਬਰ ਹੋਵੇ ਕੋਈ ਤੇ ਵੈਰ ਤਾਂ ਕਰੇ ਕਿਸੇ ਨਾਲ ਜੇ ਉਹਦਾ ਕੋਈ ਸ਼ਰੀਕ ਹੋਵੇ ਸ਼ਰੀਕ ਤੇ ਹੈ ਹੀ ਕੋਈ ਉਹਦੇ ਇਕੱਲਾ ਹੀ ਹੈ ਨਾ ਕਿਸੇ ਨਾਲ ਉਹਦਾ ਵੈਰ ਹੈ ਨਾ ਕਿਸੇ ਤੋਂ ਡਰਦਾ ਨਿਰਭਉ ਨਿਰਵੈਰ ਅਕਾਲ ਮੂਰਤ ਉਹਦੇ ਤੇ ਸਮੇਂ ਦਾ ਵੀ ਕੋਈ ਅਸਰ ਨਹੀਂ ਭਾਈ ਕਾਲ ਦਾ ਉਹਦੇ ਤੇ ਸਮੇਂ ਦਾ ਕੋਈ ਅਸਰ ਨਹੀਂ ਅਕਾਲ ਮੂਰਤ ਹੈ ਫਿਰ ਅਜੂਨੀ ਹੈ ਉਹ ਜੂਨਾ ਵਿੱਚ ਵੀ ਨਹੀਂ ਪੈਂਦਾ ਅਜੂਨੀ ਅੱਗੇ ਕੀ ਹੈ ਪਰਮਾਤਮਾ ਸਹਿਪੰ ਆਪਣੇ ਪੈਰਾਂ ਤੇ ਖੜਾ ਹੈ ਉਹਨੂੰ ਕਿਸੇ ਨੇ ਬਣਾਇਆ ਨਹੀਂ ਉਹ ਆਪਣੇ ਆਪ ਚੋਂ ਆਪ ਹੀ ਪੈਦਾ ਹੋਇਆ ਹੈ ਆਪ ਹੀ ਆਪਣੇ ਆਪ ਚੋਂ ਪੈਦਾ ਹੋਇਆ ਉਹਨੂੰ ਕਿਸੇ ਨੇ ਬਣਾਇਆ ਨਹੀਂ ਇਦਾਂ ਕਹਿ ਲਓ ਉਹ ਕਿਸੇ ਦੇ ਸਹਾਰੇ ਨਹੀਂ ਖੜਾ ਪਰਮਾਤਮਾ ਆਪਣੇ ਸਹਾਰੇ ਖੜਾ ਹੈ ਹੁਣ ਇਸ ਗੱਲ ਨੂੰ ਸਮਝ ਲਿਆ ਉਹ ਪਰਮਾਤਮਾ ਜਿਹੜਾ ਹੈ ਇਹ ਉਹ ਪਰਮਾਤਮਾ ਮਿਲਦਾ ਕਿਵੇਂ ਹੈ ਭਾਈ ਸਹਿ ਭੰਗ ਤੋਂ ਬਾਅਦ ਅੱਗੇ ਕੀ ਆਉਂਦਾ ਹੈ ਗੁਰ ਪ੍ਰਸਾਦ ਪ੍ਰਸਾਦ ਕਹੀਏ ਕਿਰਪਾ ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਮਿਲਦਾ ਹੈ ਲਓ ਹੁਣ ਤੁਸੀਂ ਕਿਰਪਾ ਕਰਕੇ ਧਿਆਨ ਨਾਲ ਸਮਝੋ ਇਸ ਗੱਲ ਨੂੰ ਬੜੇ ਸੌਖੇ ਜੇ ਢੰਗ ਨਾਲ ਆਪਾਂ ਸਮਝਦੇ ਹਾਂ ਹੁਣ ਮੈਨੂੰ ਜਰਾ ਕਿ ਜਵਾਬ ਦਿਓ ਸਾਰੇ ਜਣੇ ਸੋਚ ਕੇ ਦੱਸਿਓ ਰੱਬ ਕਿੱਥੇ ਰਹਿੰਦਾ ਹੈ ਰੱਬ ਕਿਤੇ ਜੰਗਲਾਂ 'ਚ ਰਹਿੰਦਾ ਹੈ ਪਹਾੜਾਂ 'ਚ ਰਹਿੰਦਾ ਹੈ ਕਿ ਸਾਡੇ ਵਿੱਚ ਰਹਿੰਦਾ ਹੁਣ ਦੱਸੋ ਬੋਲੋ ਦੱਸੋ ਜੀ ਵੀਰੋ ਦੱਸਿਓ ਜਰਾ ਰੱਬ ਕਿੱਥੇ ਰਹਿੰਦਾ ਸਾਡੇ ਵਿੱਚ ਇਹ ਜਿਹੜੇ ਗੁਣ ਨੇ ਜਿਹੜੇ ਆਪਾਂ ਦੱਸੇ ਨੇ ਸਾਰੇ ਏਕ ਓੰਕਾਰ ਹੈ ਸਤਨਾਮ ਹੈ ਕਰਤਾ ਪੁਰਖ ਹੈ ਨਿਰਭਉ ਹੈ ਨਿਰਵੈਰ ਹੈ ਅਕਾਲ ਮੂਰਤ ਹੈ ਅਜੂਨੀ ਹੈ ਸਹਿਪੰ ਹੈ ਇਹ ਜਿਹੜੇ ਗੁਣ ਨੇ ਜਿਹੜੇ ਆਪਾਂ ਦੱਸੇ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜੇ ਦੱਸੇ ਹੈ ਦੱਸੋ ਜੀ ਰੱਬ ਕਿੱਥੇ ਰਹਿੰਦਾ ਹੈ ਸਾਡੇ ਵਿੱਚ ਇਹ ਗੁਣ ਕਿਹਦੇ ਨੇ ਭਲਾ ਦੱਸਿਓ ਜੀ ਜਰਾ ਦੱਸ ਦਿਓ ਗੁਣ ਕਿਹਦੇ ਆ ਜੀ ਪਰਮਾਤਮਾ ਦੇ ਰੱਬ ਦੇ ਤੇ ਰੱਬ ਸਾਡੇ 'ਚ ਰਹਿੰਦਾ ਹੈ ਇਹਦਾ ਮਤਲਬ ਇਹ ਸਾਡੇ ਹੀ ਗੁਣਾਂ ਦੀ ਗੱਲ ਚੱਲਦੀ ਹੈ ਆਖੋ ਸਤਨਾਮ ਰੱਬ ਸਾਡੇ 'ਚ ਇਹਦਾ ਮਤਲਬ ਸਾਡੀ ਗੱਲ ਹੈ ਰੱਬ ਨੂੰ ਲੱਭਣਾ ਗੁਰਮਖੋ ਆਪਣੇ ਆਪ ਨੂੰ ਲੱਭਣਾ ਹੈ ਪਰਮਾਤਮਾ ਨੂੰ ਲੱਭਣਾ ਮਤਲਬ ਆਪਣੇ ਆਪ ਨੂੰ ਲੱਭਣਾ ਹੈ ਗਵਾਚਿਆ ਰੱਬ ਨਹੀਂ ਆਪਾ ਹੀ ਗਵਾਚਿਆ ਸਾਡਾ ਅਸਲਾ ਗਵਾਚਿਆ ਆਪਾ ਗਵਾਚ ਗਿਆ ਸਾਡਾ ਮੈਂ ਕੌਣ ਆ ਖੁਦ ਗਵਾਚ ਗਿਆ ਬੰਦਾ ਰੱਬ ਥੋੜਾ ਗਵਾਚਿਆ ਰੱਬ ਦਾ ਤੇ ਬਹਾਨਾ ਤੇ ਸ਼ਬਦ ਵਰਤਦੇ ਆ ਰੱਬ ਰੱਬ ਮਤਲਬ ਮੈਂ ਮਤਲਬ ਆਪਾ ਅਸਲੀ ਸੀ ਜਿਹੜਾ ਮੈਂ ਮੈਂ ਗਵਾਚ ਗਿਆ ਮੈਨੂੰ ਭੁੱਲ ਹੀ ਗਿਆ ਮੇਰਾ ਨਾਂ ਕੀ ਸੀ ਮੇਰਾ ਮਾਪਿਓ ਕੌਣ ਸੀ ਜਿਨ੍ਹਾਂ ਨੇ ਮੈਨੂੰ ਮੇਲੇ ਚੋਂ ਲੱਭ ਕੇ ਲਿਆਂਦਾ ਮੈਨੂੰ ਐ ਲੱਗੀ ਜਾਂਦਾ ਵੀ ਆਹੀ ਮੇਰੇ ਮਾਪਿਓ ਨੇ ਉਹ ਤੇ ਸਰੀਰ ਦੇ ਨੇ ਤੇਰੇ ਨਹੀਂ ਤੇਰੇ ਸਰੀਰ ਦੇ ਮਾਪਿਓ ਨੇ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਇਹ ਤੇ ਰਕਤ ਤੋਂ ਮਾਂ ਦੀ ਰਕਤ ਤੋਂ ਪਿਤਾ ਦੇ ਬੁੰਦ ਬਿੰਦ ਤੋਂ ਇਹ ਸਰੀਰ ਪੈਦਾ ਹੋਇਆ ਰਕਤ ਬੁੰਦ ਕਾ ਗਾਰਾ ਹੈ ਇਹ ਭਾਈ ਤੇਰੇ ਮਾਪਿਓ ਤੇਰੇ ਸਰੀਰ ਦੇ ਐ ਇਹ ਤੇ ਤੈਨੂੰ ਬਹਾਨਾ ਬਣ ਗਿਆ ਲੱਗਦਾ ਐ ਵੀ ਇਹ ਨੇ ਸਰੀਰ ਦੇ ਮਾਪਿਓ ਜ਼ਰੂਰ ਨੇ ਪਰ ਤੂੰ ਐ ਜਿਹੜਾ ਸਰੀਰ ਨਹੀਂ ਸਰੀਰ ਨਹੀਂ ਆਪਣੇ ਆਪ ਨੂੰ ਜੋ ਤੂੰ ਸਮਝ ਆਪਾਂ ਸਾਰੇ ਹੀ ਇਦਾਂ ਸਮਝਦੇ ਆ ਹੁਣ ਮੈਂ ਸਮਝਦਾ ਮੇਰਾ ਨਾਂ ਰਣਜੀਤ ਸਿੰਘ ਹੈ ਤੇ ਮੇਰੇ ਮਾਪਿਓ ਨੇ ਰੱਖਿਆ ਜਿਹੜਾ ਮਰਜ਼ੀ ਰੱਖ ਦਿੰਦੇ ਇਹ ਨਾ ਰੱਖਦੇ ਕੋਈ ਹੋਰ ਰੱਖ ਦਿੰਦੇ ਪਰ ਮੈਂ ਤੇ ਆਪਣੇ ਆਪ ਨੂੰ ਇਹੀ ਮੰਨ ਕੇ ਬਹਿ ਗਿਆ ਨਾ ਵੀ ਮੈਂ ਇਹੀ ਹਾਂ ਹਰ ਬੰਦੇ ਨੂੰ ਜਿਹੜਾ ਨਾਮ ਦੇਤਾ ਅੱਜ ਉਹੀ ਮੰਨ ਲੈਂਦਾ ਵੀ ਮੈਂ ਤੇ ਇਹੀ ਆ ਇਹਨੂੰ ਬਚਾਓ ਇਸ ਨਾਮ ਨੂੰ ਬਚਾਓ ਕਿਵੇਂ ਨਾ ਕਿਵੇਂ ਇਹ ਮੇਰਾ ਨਾਮ ਨਾ ਖਰਾਬ ਹੋਵੇ ਦਿੱਤਾ ਦੁਨੀਆ ਨਹੀਂ ਹੈ ਦੁਨੀਆ ਹੀ ਖਰਾਬ ਕਰਦੀ ਹੈ ਦੁਨੀਆ ਹੀ ਇਸ ਨਾਮ ਦਾ ਜੈ ਜੈਕਾਰ ਵੀ ਇਸ ਨਾਮ ਦੀ ਕਰਦੀ ਹੈ ਖਰਾਬ ਵੀ ਕਈ ਲੋਕ ਕਰਦੇ ਨੇ ਬਦਨਾਮ ਵੀ ਕਰਦੇ ਨੇ ਕਰੀ ਜਾਣ ਦਿਓ ਦੁਨੀਆ ਨੇ ਦਿੱਤਾ ਦੁਨੀਆ ਨੇ ਵਡਿਆਤਾ ਦੁਨੀਆ ਨੇ ਬਦਨਾਮ ਜਿਆ ਕਰਤਾ ਅੰਦਰਲਾ ਬਦਨਾਮ ਨਾ ਹੋਵੇ ਅਸਲੀ ਉਹ ਆ ਸੀ ਆ ਬਾਹਰਲਾ ਥੋੜੋ ਹੈ ਲੈ ਭਲੇਖਾ ਪੈ ਗਿਆ ਹੁਣ ਕਿਰਪਾ ਕਰਕੇ ਸਮਝੋ ਫੇਰ ਉੱਥੇ ਹੀ ਲੈ ਕੇ ਆਉਣਾ ਜੀ ਬਿਲਕੁਲ ਨੌਜਵਾਨੋ ਧਿਆਨ ਨਾਲ ਸੁਣ ਰਹੇ ਹੋ ਤਾਂ ਇਸ ਟੌਪਿਕ ਦੀ ਗੱਲ ਕਰਦੇ ਆ ਸਮਝ ਰਹੇ ਹੋ ਤਾਂ ਆ ਸੁਣੋ ਦੇਖੋ ਇਹ ਜਿਹੜੇ ਗੁਣ ਨੇ ਇਹ ਰੱਬ ਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੱਸੇ ਨੇ ਰੱਬ ਦੇ ਗੁਣ ਰੱਬ ਦੇ ਗੁਣ ਮਤਲਬ ਰੱਬ ਸਾਡੇ 'ਚ ਰਹਿੰਦਾ ਹੈ ਫਿਰ ਗੱਲ ਕਿਹਦੀ ਚੱਲਦੀ ਹੈ ਫਿਰ ਸਾਡੀ ਇਹਨਾਂ ਗੁਣਾਂ ਨੂੰ ਲੱਭਣਾ ਰੱਬ ਨੂੰ ਲੱਭਣਾ ਹੈ ਤੇ ਇਹ ਗੁਣ ਲੱਭਣਗੇ ਕਿੱਥੋਂ ਜਿਹੜੇ ਇਹ ਗੁਣ ਨੇ ਇਹਨਾਂ ਗੁਣਾਂ ਨੂੰ ਲੱਭ ਲੋ ਰੱਬ ਲੱਭ ਗਿਆ ਇਹਨਾਂ ਗੁਣਾਂ ਨੂੰ ਲੱਭਣਾ ਹੈ ਜਿਵੇਂ ਹੁਣ ਵੇਖੋ ਨਾ ਤੁਹਾਨੂੰ ਕੋਈ ਬੰਦਾ ਨਾ ਇਹ ਇਹ ਦੱਸ ਦਵੇ ਵੀ ਇਦਾਂ ਦਾ ਬੰਦਾ ਲੱਭੋ ਜਿਹੜਾ ਮਿੱਠ ਬੋਲੜਾ ਹੋਵੇ ਸੁਭਾਅ ਦਾ ਚੰਗਾ ਹੋਵੇ ਫਿੱਕਾ ਨਾ ਬੋਲਦਾ ਮਿੱਠ ਬੋਲਣਾ ਹੋਵੇ ਮਾੜਾ ਨਾ ਸੁਣਦਾ ਹੋਵੇ ਕੰਮਕਾਰ ਮਿਹਨਤ ਕਰਦਾ ਹੋਵੇ ਇਹ ਦੱਸਿਆ ਹੋਇਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਹਿੰਦੇ ਆਹ ਗੁਣ ਨੇ ਰੱਬ ਦੇ ਜੇ ਰੱਬ ਲੱਭਣਾ ਆਹ ਗੁਣ ਲੱਭ ਲਿਓ ਜੇ ਗੁਣ ਲੱਭ ਲੇ ਤੇ ਰੱਬ ਲੱਭ ਜੂ ਤੇ ਇਹ ਹੁਣ ਗੁਣ ਲੋਕਾਂ ਚੋਂ ਲੱਭਣਗੇ ਇਹ ਪਸ਼ੂਆਂ ਚੋਂ ਲੱਭਣਗੇ ਗੁਣ ਇਹ ਕੁੱਤਿਆਂ ਗਧਿਆਂ ਚੋਂ ਲੱਭਣਗੇ ਦੂਜੇ ਬੰਦਿਆਂ 'ਚ ਲੱਭਦੇ ਫਿਰਦੇ ਆ ਆਪਣੇ ਆਪ 'ਚੋਂ ਹੀ ਲੱਭਣਗੇ ਇਹ ਗੁਣ ਬਾਹਰੋਂ ਕਿਤੋਂ ਨਹੀਂ ਲੱਭਣੇ ਜੰਗਲਾਂ 'ਚ ਥੋੜਾ ਲੱਭਣਗੇ ਆਪਣੇ ਆਪ 'ਚੋਂ ਲੱਭੋ ਕਿਵੇਂ ਲੱਭਦੇ ਆ ਲੋ ਹੁਣ ਆਪਾਂ ਹੋਰ ਵਿਆਖਿਆ ਕਰੋ ਖੋਲੋ ਇਸ ਗੱਲ ਨੂੰ ਵੇਖਿਓ ਪਹਿਲੇ ਨੰਬਰ ਤੇ ਰੱਬ ਇੱਕ ਹੈ ਸਾਰੇ ਪਾਸੇ ਉਸੇ ਦਾ ਹੀ ਪਸਾਰਾ ਹੈ ਤੇ ਜਦੋਂ ਅਸੀਂ ਗੁਰਬਾਣੀ ਤੋਂ ਇਹ ਗੱਲ ਨੂੰ ਸਮਝ ਲਿਆ ਕਿ ਪ੍ਰਮਾਤਮਾ ਹਰ ਪਾਸੇ ਹਰ ਜਗ੍ਹਾ ਹਾਜ਼ਰ ਨਾਜ਼ਰ ਹੈ ਤੇ ਮੈਂ ਉਸ ਪ੍ਰਮਾਤਮਾ ਦੀ ਅੰਸਾਂ ਬੂੰਦ ਜਿਹੜੀ ਹੈ ਉਹ ਸਾਗਰ ਦਾ ਹੀ ਇੱਕ ਇੱਕ ਰੂਪ ਹੈ ਨਾ ਬੂੰਦ ਹੈ ਜਿਹੜੀ ਉਹ ਸਾਗਰ ਚੋਂ ਹੀ ਨਿਕਲੀ ਹੈ ਕਿਰਨ ਹੈ ਜਿਹੜੀ ਸੂਰਜ ਵਿੱਚੋਂ ਹੀ ਨਿਕਲੀ ਹੈ ਕਿਰਨ ਸੂਰਜ ਵਿੱਚੋਂ ਨਿਕਲੀ ਹੈ ਜਦੋਂ ਬੰਦਾ ਇਦਾਂ ਸਮਝਦਾ ਹੈ ਵੀ ਜਿਵੇਂ ਸੂਰਜ ਤੋਂ ਕਿਰਨ ਪੈਦਾ ਹੁੰਦੀ ਹੈ ਸਮੁੰਦਰ ਤੋਂ ਬੂੰਦ ਪੈਦਾ ਹੁੰਦੀ ਹੈ ਦਰਖਤ ਤੋਂ ਫਲ ਪੈਦਾ ਹੁੰਦਾ ਹੈ ਜਿਵੇਂ ਦਰਖਤ ਫਲ ਨਾਲ ਲੱਗਿਆ ਫਲ ਹੈ ਜਿਹੜਾ ਦਰਖਤ ਨਾਲ ਲੱਗਿਆ ਹੋਇਆ ਹੈ ਕਿਰਨ ਸੂਰਜ ਕਰਕੇ ਹੈ ਬੂੰਦ ਸਮੁੰਦਰ ਕਰਕੇ ਹੈ ਇਦਾਂ ਹੀ ਮੈਂ ਵੀ ਪਰਮਾਤਮਾ ਦੀ ਅੰਸ਼ਾ ਮੈਂ ਵੀ ਪਰਮਾਤਮਾ ਕਰਕੇ ਹੀ ਹਾਂ ਜਰਾ ਕੁ ਸੋਚੋ ਦੱਸੋ ਜਰਾ ਸੋਚ ਕੇ ਵੀ ਕਿਰਨ ਦੀ ਸੂਰਜ ਤੋਂ ਬਿਨਾ ਕਿਰਨ ਦਾ ਕੋਈ ਵਜੂਦ ਹੋ ਸਕਦਾ ਹੈ ਕਿਰਨ ਦੀ ਕੋਈ ਆਪਣੀ ਹਸਤੀ ਹੈ ਸੂਰਜ ਬਿਨਾ ਕੋਈ ਹਸਤੀ ਨਹੀਂ ਕਿਰਨ ਦੀ ਕੀ ਹਸਤੀ ਹੈ ਸੂਰਜ ਤੋਂ ਬਿਨਾ ਕੋਈ ਹਸਤੀ ਨਹੀਂ ਬੂੰਦ ਦੀ ਸਮੁੰਦਰ ਤੋਂ ਬਿਨਾ ਕੋਈ ਹਸਤੀ ਹੈ ਲਹਿਰ ਦੀ ਸਮੁੰਦਰ ਬਿਨਾ ਕੀ ਹਸਤੀ ਹੈ ਲਹਿਰ ਤੇ ਪੈਦਾ ਹੀ ਤਾਂ ਹੋਈ ਹੈ ਨਾ ਜੇ ਸਮੁੰਦਰ ਹੈ ਜੇ ਲਹਿਰ ਸਮੁੰਦਰ ਹੀ ਨਾ ਹੋਵੇ ਤੇ ਲਹਿਰ ਕਿੱਥੋਂ ਪੈਦਾ ਹੋ ਜੂ ਇਸੇ ਤਰ੍ਹਾਂ ਜੇ ਦਰਖਤ ਹੀ ਨਾ ਹੋਵੇ ਤੇ ਸੇਬ ਕਾਦੇ ਤੇ ਲੱਗੂ ਸੇਬ ਦੀ ਹਸਤੀ ਤਾਂ ਹੀ ਹੈ ਜੇ ਦਰਖਤ ਹੈ ਲਹਿਰ ਤਾਂ ਹੀ ਹੈ ਜੇ ਸਾਗਰ ਹੈ ਕਿਰਨ ਤਾਂ ਹੀ ਹੈ ਜੇ ਜੇ ਸੂਰਜ ਹੈ ਇਸੇ ਤਰ੍ਹਾਂ ਆਪਾਂ ਤਾਂ ਹੀ ਆ ਜੇ ਪਰਮਾਤਮਾ ਹੈ ਅਸੀਂ ਰੱਬ ਦੇ ਜਿਵੇਂ ਸੇਬ ਦਰਖਤ ਨਾਲ ਲੱਗਿਆ ਹੁੰਦਾ ਹੈ ਆਪਾਂ ਸਾਰੇ ਵੀ ਪਰਮਾਤਮਾ ਨਾਲ ਲੱਗੇ ਹੋਏ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਰ ਸਮਝਦੇ ਕੀ ਆ ਸਮਝਦੇ ਆ ਆਪਣੇ ਆਪ ਨੂੰ ਅਲੱਗ ਸਮਝਦੇ ਆ ਆਪਣੇ ਆਪ ਨੂੰ ਵੱਖਰਾ ਦੇਖਿਓ ਸਮਝਦੇ ਆਪਣੇ ਆਪ ਨੂੰ ਅਸੀਂ ਵੱਖਰਾ ਹਾਂ ਸਮਝਦੇ ਆਪਣੇ ਆਪ ਨੂੰ ਅਲੱਗ ਹਾਂ ਪਰ ਅਲੱਗ ਹੈ ਨਹੀਂ ਸਾਰੇ ਪਾਸੇ ਪਰਮਾਤਮਾ ਹੈ ਤੇ ਪਰਮਾਤਮਾ ਦੇ ਵਿੱਚ ਹੀ ਅਸੀਂ ਰਹਿੰਦੇ ਆ ਫਰੀਦਾ ਖਾਲਕ ਖਲਕ ਮੈਂ ਬੋਲ ਕੇ ਪੜਦੇ ਹੋਏ ਪੰਕਤੀ ਫਰੀਦਾ ਖਾਲਕ ਖਲਕ ਮੈਂ ਹੈ ਖਲਕ ਵਸੈ ਰੱਬ ਮਾਹੇ ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਹੀਂ ਫਰੀਦਾ ਖਾਲਕ ਖਲਕ ਮੈਂ ਖਾਲਕ ਵਸੈ ਰੱਬ ਮਾਗੇ ਮੰਦਾ ਕਿਸ ਨੋ ਆਖੀਐ ਜਾ ਤਿਸ ਬਿਨ ਕੋਈ ਨਾਹੀ ਕਹਿੰਦੇ ਪ੍ਰਮਾਤਮਾ ਖਲਕਤ ਵਿੱਚ ਵਸਦਾ ਹੈ ਰੱਬ ਖਲਕਤ ਵਿੱਚ ਵਸਦਾ ਹੈ ਤੇ ਖਲਕਤ ਰੱਬ ਵਿੱਚ ਵਸਦੀ ਹੈ ਫਰੀਦਾ ਖਲਕ ਖਲਕ ਵੈ ਖਲਕ ਵਸੈ ਰੱਬ ਮਾਹੀ ਆਪਾਂ ਸਾਰੇ ਹੀ ਰੱਬ 'ਚ ਰਹਿੰਦੇ ਆ ਪਰਮਾਤਮਾ 'ਚ ਹੀ ਰਹਿੰਦੇ ਆ ਹਰ ਪਾਸੇ ਪਰਮਾਤਮਾ ਹੀ ਪਰਮਾਤਮਾ ਹੈ ਤੇ ਸੁਣੋ ਜਿਹੜਾ ਸੇਬ ਇਹ ਮੰਨ ਲਵੇ ਵੀ ਮੈਂ ਹੀ ਆ ਦਰਖਤ ਤੇ ਹੈ ਹੀ ਨਹੀਂ ਆਪਾਂ ਕਹਾਂਗੇ ਮੂਰਖ ਜਿਹੜੀ ਲਹਿਰ ਕਮਲੀ ਇਹ ਮੰਨ ਲਵੇ ਵੀ ਮੈਂ ਹੀ ਆ ਸਾਗਰ ਤੇ ਹੈ ਹੀ ਨਹੀਂ ਜੇ ਕਿਰਨ ਇਹ ਮੰਨ ਲਵੇ ਵੀ ਮੈਂ ਹੀ ਆ ਸੂਰਜ ਤੇ ਹੈ ਹੀ ਨਹੀਂ ਤੇ ਆਪਾਂ ਉਹਨੂੰ ਮੂਰਖ ਹੀ ਕਵਾਂਗੇ ਤਾਂ ਹੀ ਬਾਣੀ ਨੇ ਇਦਾਂ ਕਿਹਾ ਮੂਰਖਾਂ ਸਿਰ ਮੂਰਖ ਹੈ ਕਹਿੰਦੇ ਮੂਰਖਾਂ ਸਿਰ ਮੂਰਖ ਹੈ ਕੌਣ ਮੰਨੈ ਨਾਹੀ ਨਾਉ ਜਿਹੜੇ ਬੰਦੇ ਰੱਬ ਨੂੰ ਮੰਨਦੇ ਨਹੀਂ ਆਪਣੇ ਆਪ ਨੂੰ ਮੰਨ ਕੇ ਬੈਠੇ ਐ ਕਹਿੰਦੇ ਸਿਰੇ ਦੇ ਮੂਰਖ ਨੇ ਆਖੋ ਸਤਨਾਮ ਵੱਡੇ ਮੂਰਖ ਐ ਕਹਿ ਲੋ ਵੀ ਵੱਡੇ ਮੂਰਖ ਨੇ ਮਹਾਮੂਰਖ ਕਹਿ ਲੋ ਵੀ ਉਹ ਬੰਦੇ ਮਹਾਮੂਰਖ ਨੇ ਜਿਹੜੇ ਇਹ ਮੰਨ ਕੇ ਬੈਠੇ ਐ ਵੀ ਮੈਂ ਹੀ ਆ ਰੱਬ ਕੀ ਚੀਜ਼ ਐ ਰੱਬ ਨਾ ਹੋਵੇ ਤੂੰ ਕਿਵੇਂ ਹੋਏਗਾ ਜੇ ਸੇਵ ਐ ਮੰਨ ਕੇ ਬਹਿ ਜੇ ਵੀ ਮੈਂ ਹੀ ਆ ਦਰਖਤ ਤੇ ਹੈ ਹੀ ਨਹੀਂ ਲੈ ਦੱਸੋ ਇਹ ਮੰਨਣਾ ਪੈਣਾ ਵੀ ਰੱਬ ਹੈ ਤਾਂ ਹੀ ਮੈਂ ਆ ਉਹ ਸਾਰੇ ਪਾਸੇ ਵਿਆਪਕ ਐ ਮੈਂ ਵੀ ਉਹਦਾ ਹੀ ਇੱਕ ਹਿੱਸਾ ਤੇ ਕਿੱਡਾ ਵੱਡਾ ਹੋ ਗਿਆ ਬੰਦਾ ਵੇਖੋ ਸੁਣੋ ਜੇ ਐਗਜ਼ੈਂਪਲ ਮੈਂ ਦਰਖਤ ਦੀ ਤਾਂ ਬਾਰ-ਬਾਰ ਦੇਈ ਜਾਣਾ ਗੱਲ ਸਮਝ ਚ ਛੇਤੀ ਆ ਜਾਂਦੀ ਜੇ ਸੇਵ ਐ ਮੰਨੇ ਵੀ ਮੈਂ ਆ ਫਿਰ ਤੇ ਬਹੁਤ ਛੋਟਾ ਜਿਹਾ ਤੇ ਜੇ ਐ ਮੰਨੇ ਵੀ ਮੈਂ ਦਰਖਤ ਦਾ ਇੱਕ ਛੋਟਾ ਜਿਹਾ ਹਿੱਸਾ ਆ ਦਰਖਤ ਦੇ ਨਾਲ ਲੱਗਿਆ ਹੋਇਆ ਆਪੇ ਕਿੰਡਾ ਵੱਡਾ ਬਣ ਗਿਆ ਜਿੱਡਾ ਦਰਖਤ ਉੱਡਾ ਹੀ ਸੇਵ ਵੱਡਾ ਹੋ ਗਿਆ ਨਾ ਆਪੇ ਤੇ ਜੇ ਐ ਮੰਨ ਲਵੇ ਵੀ ਦਰਖਤ ਦੇ ਨਾਲ ਧਰਤੀ ਵੀ ਲੱਗੀ ਹੋਈ ਹੈ ਮੈਂ ਇੱਡਾ ਕਿ ਨਹੀਂ ਧਰਤੀ ਦੇ ਨਾਲ ਲੱਗਿਆ ਹੋਇਆ ਦਰਖਤ ਧਰਤੀ ਨਾਲ ਜੁੜਿਆ ਹੋਇਆ ਹੈ ਵੇਖੋ ਧਰਤੀ ਆਕਾਸ਼ ਨਾਲ ਜੁੜੀ ਹੋਈ ਹੈ ਹਰ ਚੀਜ਼ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਮੈਂ ਇਕੱਲਾ ਹੀ ਨਹੀਂ ਤੁਰਿਆ ਫਿਰਦਾ ਇੱਥੇ ਸਾਰੇ ਮੈਨੂੰ ਤੋਰਦੇ ਨੇ ਤਾਂ ਤੁਰਦਾ ਕਿਧਰੋਂ ਸੂਰਜ ਦੀ ਰੋਸ਼ਨੀ ਪੈਂਦੀ ਹੈ ਕਿਧਰੋਂ ਚੰਦਰਮਾ ਕਿਧਰੇ ਹਵਾ ਚੱਲਦੀ ਸਾਰਾ ਕੁਝ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ ਇੱਕ ਪਰਮਾਤਮਾ ਦਾ ਛੋਟਾ ਜਿਹਾ ਇੱਕ ਸਮੁੰਦਰ ਦਾ ਮੈਂ ਛੋਟਾ ਜਿਹਾ ਇੱਕ ਬੂੰਦ ਆ ਮੈਂ ਹਿੱਸਾ ਆ ਮੈਂ ਸਮੁੰਦਰ ਦਾ ਵਿੱਚ ਕਿੱਡਾ ਵੱਡਾ ਬਣ ਗਿਆ ਲੈ ਬੂੰਦ ਆਪਣੇ ਆਪ ਨੂੰ ਕੱਲੀ ਮੰਨੇ ਤੇ ਕੁਝ ਵੀ ਨਹੀਂ ਜੇ ਸਮੁੰਦਰ ਮੰਨੇ ਕਿੱਡੀ ਵੱਡੀ ਹੈ ਇਸੇ ਤਰ੍ਹਾਂ ਜਦੋਂ ਅਸੀਂ ਰੱਬ ਨਾਲ ਜੁੜ ਜਾਂਦੇ ਆ ਫਿਰ ਮਾੜੇ ਮੋਟੇ ਨਹੀਂ ਰਹਿ ਜਾਂਦੇ ਬਹੁਤ ਵੱਡੇ ਬਣ ਜਾਂਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਹੁਤ ਵੱਡੇ ਬਣ ਜਾਂਦੇ ਆ ਵੀ ਅੱਛਾ ਪਰਮਾਤਮਾ ਇੱਕ ਹੈ ਮੈਂ ਵੀ ਇੱਕ ਬਣਾ ਮੈਂ ਵੀ ਇੱਕ ਬਣਾ ਰੱਬ ਦਾ ਗੁਣ ਆਪਣੇ ਆਪ ਚੋਂ ਲੱਭ ਅਸੀਂ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਆ ਭਾਈ ਆ ਪਰਮਾਤਮਾ ਦੇ ਪਰਮਾਤਮਾ ਹਰ ਪਾਸੇ ਹੈ ਤੇ ਆਪਾਂ ਸਾਰੇ ਇੱਕ ਦੂਜੇ ਨਾਲ ਅਟੈਚ ਆ ਜੁੜੇ ਜੁੜੇ ਹੋਏ ਆ ਕਿਵੇਂ ਰੱਬ ਦੀਆਂ ਖੇਡਾਂ ਵੇਖੋ ਵੇਖੋ ਭੈਣਾ ਇੱਧਰ ਬੈਠੀਆਂ ਵੀਰ ਇੱਧਰ ਬੈਠੇ ਆ ਪਰ ਮਾਲਕ ਦੀ ਖੇਡ ਆ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕਹਿੰਦੇ ਨਾਰੀ ਤੋਂ ਪੁਰਖ ਬਣਾ ਦਿੰਦਾ ਪੁਰਖ ਤੋਂ ਨਾਰੀ ਬਣਾ ਦਿੰਦਾ ਇਹਦੇ ਨਾਲ ਸਾਡੇ ਇਤਿਹਾਸ 'ਚ ਕਥਾ ਜੋੜਤੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਕੋਲ ਇੱਕ ਬੰਦਾ ਆਇਆ ਤੇ ਮਹਾਰਾਜ ਨੇ ਕਹਿਤਾ ਆ ਜਾ ਕਾਕਾ ਹੈ ਬੀਬੀ ਹਰੇ ਬੀਬੀ ਸੀ ਜਦੋਂ ਐ ਕਹਿਤਾ ਵੀ ਆ ਜਾ ਭਾਈ ਉਹ ਬੰਦਾ ਬਣ ਗਿਆ ਕਹਿੰਦੇ ਇੰਨੇ ਇੰਨਾ ਕਹਿ ਕੇ ਉਹ ਬੰਦਾ ਬਣ ਗਿਆ ਕਿਉਂਕਿ ਸਾਡੇ ਤੇ ਬਹੁਤ ਸਾਰੀਆਂ ਗੱਲਾਂ ਪਰ ਗੁਰੂ ਜੀ ਕੀ ਕਹਿ ਰਹੇ ਆ ਇੱਥੇ ਭਗਤ ਜੀ ਬਚਨ ਇਹ ਕਰਦੇ ਆ ਵੀ ਕਮਾਲ ਦੀ ਗੱਲ ਵੇਖੋ ਨਾਰੀ ਤੋਂ ਪੁਰਖ ਪੈਦਾ ਹੋ ਜਾਂਦਾ ਹੈ ਤੇ ਪੁਰਖ ਤੋਂ ਨਾਰੀ ਪੈਦਾ ਹੋ ਜਾਂਦੀ ਹੈ ਪਿਓ ਤੋਂ ਧੀ ਪੈਦਾ ਹੁੰਦੀ ਹੈ ਪੁਰਖ ਤੋਂ ਔਰਤ ਪੈਦਾ ਹੁੰਦੀ ਹੈ ਨਾ ਪੁਰਖ ਤੋਂ ਨਾਰੀ ਪੈਦਾ ਹੁੰਦੀ ਹੈ ਪਿਓ ਤੋਂ ਧੀ ਇੱਕ ਔਰਤ ਮਾਂ ਹੈ ਮਾਂ ਤੋਂ ਪੁਰਖ ਪੁੱਤ ਪੈਦਾ ਹੋ ਜਾਂਦਾ ਹੈ ਕਮਾਲ ਦੀ ਗੱਲ ਨਹੀਂ ਵੀ ਨਾਰੀਆਂ ਤੋਂ ਬੰਦੇ ਬਣੀ ਜਾਂਦੇ ਨੇ ਬੰਦਿਆਂ ਤੋਂ ਨਾਰੀਆਂ ਬਣੀ ਜਾਂਦੀਆਂ ਨੇ ਇੱਕ ਧੀ ਹੈ ਧੀ ਦਾ ਪਿਓ ਹੈ ਆਦਮੀ ਹੈ ਪਿਓ ਦਾ ਪੁਰਖ ਹੈ ਤੇ ਪੁਰਖ ਨੇ ਪੈਦਾ ਕੀਤੀ ਉਹਦੀ ਧੀ ਮਤਲਬ ਔਰਤ ਨਾਰੀ ਰੱਬ ਦੀ ਕੈਸੀ ਅਜੀਬ ਜੀਵ ਖੇਡ ਹੈ ਨਾਰੀਆਂ ਤੋਂ ਪੁਰਖ ਪੈਦਾ ਹੁੰਦੇ ਨੇ ਪੁਰਖਾਂ ਤੋਂ ਨਾਰੀਆਂ ਪੈਦਾ ਹੁੰਦੀਆਂ ਨੇ ਗੁਰੂ ਜੀ ਇਹ ਕਹਿ ਰਹੇ ਇੱਥੇ ਸਾਡੇ ਵਾਲਿਆਂ ਨੇ ਸਾਖੀ ਜੋੜਦੀ ਕਿਸੇ ਗੋਰੇ ਨੂੰ ਸੁਣਾਓਗੇ ਕਹਿੰਦੇ ਜਾ ਓਏ ਐਵੇਂ ਗੱਪ ਛੱਡਦੇ ਹੋ ਵੀ ਮਹਾਰਾਜ ਐ ਕਹਿੰਦੇ ਵੀ ਆ ਜਾ ਭਾਈ ਬੰਦੇ ਆ ਜਾਓ ਬੰਦਾ ਬਣ ਗਿਆ ਕਹਿੰਦੇ ਹੈ ਬੀਬੀ ਸੀ ਆਪੇ ਹੀ ਸਵਾਲ ਖੜੇ ਹੋ ਗਏ ਨਾ ਗੱਪ ਬਣ ਗਈ ਮਜ਼ਾਕ ਬਣ ਗਿਆ ਸਾਡਾ ਤੇ ਜਦੋਂ ਅਸੀਂ ਗੱਲ ਨੂੰ ਤੇ ਸਹੀ ਢੰਗ ਨਾਲ ਸਮਝਦੇ ਆ ਫੇਰ ਪਤਾ ਲੱਗਦਾ ਵੀ ਗੁਰੂ ਜੀ ਕੁਝ ਹੋਰ ਕਹਿਣਾ ਚਾਹੁੰਦੇ ਐ ਇਤਿਹਾਸ ਕੁਝ ਹੋਰ ਹੀ ਦੱਸੀ ਜਾਂਦਾ ਆਖੋ ਸਤਨਾਮ ਗੁਰਦੁਆਰਾ ਵੀ ਹੈ ਜੀ ਜਿੱਥੇ ਉਹਨਾਂ ਨੂੰ ਪੁੱਛੋ ਵੀ ਇਹਦਾ ਇਤਿਹਾਸ ਕੀ ਹੈ ਭਾਈ ਗੁਰਦੁਆਰੇ ਦਾ ਕਹਿੰਦੇ ਇਸ ਗੁਰਦੁਆਰੇ ਦਾ ਇਤਿਹਾਸ ਇਹ ਹੈ ਇੱਥੇ ਗੁਰੂ ਸਾਹਿਬ ਨੇ ਔਰਤ ਤੋਂ ਬੰਦਾ ਬਣਾਤਾ ਸੀ ਗੁਰੂ ਨਾਨਕ ਜੀ ਨੇ ਔਰਤ ਤੋਂ ਕਹਿੰਦੇ ਬੰਦਾ ਬਣਾਤਾ ਸੀ ਇਹ ਇਤਿਹਾਸ ਹੈ ਕਹਿੰਦੇ ਗੁਰਦੁਆਰੇ ਦਾ ਉੱਥੇ ਗੁਰਦੁਆਰਾ ਵੀ ਬਣਾਇਆ ਹੋਇਆ ਤੇ ਉਥੇ ਪੰਕਤੀ ਲਿਖ ਕੇ ਲਾਈ ਹੋਈ ਹੈ ਵੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ ਬਲਿਹਾਰੀ ਲੈ ਉਥੇ ਪੰਕਤੀ ਲਿਖ ਕੇ ਲਾਈ ਹੈ ਮਹਾਰਾਜ ਕੀ ਕਹਿਣਾ ਚਾਹੁੰਦੇ ਆ ਇਤਿਹਾਸ ਕੀ ਕਹੀ ਜਾਂਦਾ ਹੁਣ ਜਿਹੜੀ ਬੇਨਤੀ ਕਰਦਾ ਸੀ ਉਹਨੂੰ ਕਿਰਪਾ ਕਰਕੇ ਸਮਝਿਓ ਰੱਬ ਇੱਕ ਹੈ ਅਸੀਂ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਆ ਆਪਾਂ ਸਾਰੇ ਭੈਣ ਭਰਾ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਜਗ੍ਹਾ ਜੁੜੇ ਹੋਏ ਆ ਆਪਣੇ ਰਿਸ਼ਤੇਦਾਰਾਂ ਨੂੰ ਜਾਣਦੇ ਆ ਪਰ ਹੈ ਆਪਾਂ ਸਾਰੇ ਰਿਸ਼ਤੇਦਾਰੀ ਜੁੜੇ ਰਿਸ਼ਤਾ ਸਾਡਾ ਸਾਰਿਆਂ ਦਾ ਇੱਕ ਦੂਜੇ ਨਾਲ ਹੈ ਅਸੀਂ ਅਟੈਚ ਆ ਤੁਸੀਂ ਸਾਹ ਲੈ ਰਹੇ ਹੋ ਮੈਂ ਮੇਰੇ ਤੱਕ ਆ ਜਾਂਦਾ ਉਹ ਸਾਹ ਮੈਂ ਲੈਣਾ ਤੁਹਾਡੇ ਤੱਕ ਜਾਂਦਾ ਸਾਰਾ ਇੱਥੇ ਹੀ ਉੱਡਿਆ ਫਿਰਦਾ ਹੈ ਇੱਕ ਦੂਜੇ 'ਚ ਜਾਈ ਜਾਂਦਾ ਸਾਹ ਹੋਰ ਕੀ ਹੈ ਤੁਸੀਂ ਸਿਆਲਾਂ 'ਚ ਵੇਖ ਲਿਓ ਆ ਭਾਪ ਜੀ ਨਿਕਲਦੀ ਨੇ ਗੱਡੀ 'ਚ ਬਹਿ ਜਿਓ ਸਾਰੇ ਭਾਪ ਜੀ ਉਹਦੀ ਉਹਦੇ ਮੂੰਹ 'ਚ ਉਦੋਂ ਦਿਸਦਾ ਵੀ ਹੈ ਵੇਖੋ 10 ਬੰਦੇ ਇੱਕ ਗੱਡੀ ਵਿੱਚ ਤੁੰਨੇ ਬੈਠੇ ਆ ਤੇ ਸਾਹ ਸਾਰੇ ਹੀ ਲਈ ਜਾਂਦੇ ਉਹਦਾ ਉਹਦੇ ਅੰਦਰ ਜਾਈ ਜਾਂਦਾ ਲੈ ਕਰ ਲੋ ਝੂਠ ਬਚ ਜਾਓ ਸ਼ਰਿਆਮ ਜਾਂਦਾ ਸਭ ਦੇ ਸਾਹਮਣੇ ਇੱਕ ਜਹਾਜ਼ ਵਿੱਚ 500 ਬੰਦਾ ਬੈਠਾ ਹੁੰਦਾ 300 350 ਸਵਾਰੀਆਂ ਹੁੰਦੀਆਂ ਵਿੱਚ ਹੀ ਗੋਰੇ ਬੈਠੇ ਹੁੰਦੇ ਐ ਵਿੱਚ ਹੀ ਕਾਲੇ ਬੈਠੇ ਹੁੰਦੇ ਐ ਵਿੱਚ ਹੀ ਇੰਡੀਆ ਵਾਲੇ ਬੈਠੇ ਉਹ ਸਾਰੇ ਇਕੱਠੇ ਹੀ ਸਾਹ ਲੈਂਦੇ ਨੇ 12 ਘੰਟੇ 12 ਘੰਟੇ ਲਿਆ ਸਾਹ ਕਿੱਧਰ ਜਾਂਦਾ ਉਹਨਾਂ ਦਾ ਦਿਸਦਾ ਨਹੀਂ ਤੇ ਇਹਦਾ ਮਤਲਬ ਹੈ ਨਹੀਂ ਹੈ ਤੇ ਉੱਥੇ ਹੀ ਐ ਉੱਥੇ ਹੀ ਤੁਰਿਆ ਫਿਰਦਾ ਸਾਰਿਆਂ ਦਾ ਸਾਹ ਇਕੱਠਾ ਹੀ ਐ ਭਾਵ ਜੋ ਮਰਜ਼ੀ ਕਰ ਲੋ ਬਚ ਨਹੀਂ ਸਕਦੇ ਅਟੈਚ ਆਪਾਂ ਕਿਤੇ ਨਾ ਕਿਤੇ ਹੈਗੇ ਹੀ ਆ ਆਪੋ ਸਤਨਾਮ ਸ੍ਰੀ ਵਾਹ ਆਪਾਂ ਸੂਰਜ ਨਾਲ ਜੁੜੇ ਹੋਏ ਆ ਸੂਰਜ ਹੁਣ ਹੁਣ ਇਸ ਵੇਲੇ ਆਪਾਂ ਨੂੰ ਦਿਸਦਾ ਨਹੀਂ ਉਹੀ ਸੂਰਜ ਹੈ ਉਹ ਹੁਣ ਅਮਰੀਕਾ ਵਾਲਿਆਂ ਨੂੰ ਧੁੱਪ ਦੇ ਰਿਹਾ ਪਾਸਾ ਜਾ ਘੁੰਮ ਗਿਆ ਧਰਤੀ ਮੁੜ ਗਈ ਐ ਚੱਕਰ ਕੱਟ ਗਿਆ ਤੇ ਦੂਜੇ ਪਾਸੇ ਚਲੇ ਗਈ ਆਪਾਂ ਕੋਈ ਅੱਡ ਅੱਡ ਨਹੀਂ ਆਪਾਂ ਸਾਰੇ ਇੱਕ ਆ ਪਰਮਾਤਮਾ ਦਾ ਇਹ ਗੁਣ ਹੈ ਕਿ ਰੱਬ ਇੱਕ ਹੈ ਤੇ ਸਰਬ ਵਿਆਪਕ ਹੈ ਆਪਾਂ ਐ ਮੰਨਣ ਲੱਗ ਜਾਈਏ ਵੀ ਮੈਂ ਸਾਰੇ ਪਾਸੇ ਨਾਲ ਜੁੜਿਆ ਹੋਇਆ ਆਪਾਂ ਇੱਕ ਆ ਮਨੁੱਖਤਾ ਇੱਕ ਹੈ ਸਾਰਿਆਂ ਵਿੱਚ ਇੱਕ ਜੋਤ ਹੈ ਰੱਬ ਦੀ ਇੱਕ ਜੋਤ ਤੇ ਹੈ ਹੀ ਹੈ ਸਾਰਿਆਂ 'ਚ ਹੀ ਜੋਤ ਹੈ ਸਭ ਮੈਂ ਹੈ ਬੋਲਦਿਆ ਕਰੋ ਜਦੋਂ ਆਉਂਦਾ ਸਭ ਮੈਂ ਹੈ ਜੋਤ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਸਾਰਿਆਂ ਵਿੱਚ ਰੱਬ ਦਾ ਚਾਨਣ ਹੈ ਰੱਬ ਦੀ ਜੋਤ ਹੈ ਇਹ ਤੇ ਗੱਲ ਹੁਣ ਸਾਡੇ ਦਿਮਾਗ 'ਚ ਆ ਗਈ ਵੀ ਹਾਂ ਭਾਈ ਸਾਰਿਆਂ ਵਿੱਚ ਰੱਬ ਦੀ ਜੋਤ ਹੀ ਹੈ ਜਿਵੇਂ ਬਲਬ ਕਿੰਨੇ ਲੱਗੇ ਨੇ ਲਾਈਟਾਂ ਕਿੰਨੀਆਂ ਲੱਗੀਆਂ ਨੇ ਪਰ ਵਿੱਚ ਜਿਹੜੀ ਬਿਜਲੀ ਹੈ ਲਾਈਟ ਆ ਉਹ ਤਾਂ ਇੱਕੋ ਹੀ ਹੈ ਬਾਹਰ ਭਾਵੇਂ ਜਿੰਨੇ ਮਰਜ਼ੀ ਰੰਗ ਬਰੰਗੇ ਬਲਬ ਲਾ ਦਿਓ ਰੰਗ ਬਰੰਗੀਆਂ ਟਿਊਬਾਂ ਲਾ ਦਿਓ ਪਰ ਵਿੱਚ ਤੇ ਜਿਹੜੀ ਲਾਈਟ ਹੈ ਉਹ ਤੇ ਇੱਕ ਹੈ ਤੇ ਜੇ ਤੁਸੀਂ ਬਾਹਰੋਂ ਵੇਖੋਗੇ ਬਾਹਰੋਂ ਐ ਵੇਖੋ ਵੀ ਕਿੰਨੇ ਰੰਗ ਬਰੰਗੀਆਂ ਲਾਈਟਾਂ ਪਰ ਜੇ ਬਿਜਲੀ ਨੂੰ ਵੇਖੋ ਤੇ ਉਹ ਇੱਕ ਹੀ ਹੈ ਤੇ ਕੋਈ ਬੰਦਾ ਕਵੇ ਵਿਖਾ ਬਿਜਲੀ ਤੂੰ ਕਹੇਗਾ ਹੱਥ ਲਾ ਕੇ ਵਿਖਾ ਸਕਦਾ ਵੀ ਐ ਕਰ ਦੂ ਕਿ ਵੀ ਉਦਾਂ ਦਿਸਣ ਵਾਲਾ ਕੰਮ ਨਹੀਂ ਆਖੋ ਸਤਨਾਮ ਵਾਹ ਹੈ ਸਾਹਮਣੇ ਹੈ ਪਰ ਬਲਬਲ ਆਉਣਾ ਪੈਣਾ ਫਿਰ ਪਤਾ ਲੱਗੂ ਵੀ ਹੈ ਪਰ ਦਿਸਦੀ ਥੋੜੋ ਹੈ ਦਿਸਦੀ ਥੋੜੋ ਹੈ ਤੇ ਹੈ ਹੈ ਬਿਜਲੀ ਭਾਈ ਇਹ ਥੋੜੋ ਹੈ ਨਹੀਂ ਹੈ ਪਰ ਦਿਸਦੀ ਨਹੀਂ ਪਾਵਰ ਹੈ ਇਸੇ ਤਰ੍ਹਾਂ ਪ੍ਰਮਾਤਮਾ ਦੀ ਪਾਵਰ ਹੈ ਜਿਹੜੀ ਉਹ ਬੜੀ ਸੂਖਸ਼ਮ ਹੈ ਨਜ਼ਰ ਨਹੀਂ ਆਉਂਦੀ ਪਰ ਹੈ ਉਹੀ ਹੈ ਸਾਰੇ ਪਾਸੇ ਜਿੱਦਣ ਨਿਕਲ ਗਈ ਬਲਬ ਫਿਊਜ਼ ਫਿਊਜ਼ ਹੀ ਹੋ ਜਾਂਦੇ ਆ ਫਿਰ ਆਪਾਂ ਕਿਸੇ ਨਹੀਂ ਕੰਮ ਦੇ ਕਹਿੰਦੇ ਨਾ ਨਾ ਉਹ ਤੇ ਫਿਰ ਵੀ ਪਤਾ ਨਹੀਂ ਕੀ ਬਰੀ ਐ ਜੇ ਬਲਬ ਜਾ ਕਰਕੇ ਉਹ ਤਾਰ ਜੀ ਜੋੜ ਨਹੀਂ ਲੈਂਦੇ ਆਪਾਂ ਵੀ ਐ ਜੇ ਟੇਡਾ ਜਾ ਕਰ ਲੋ ਉਹ ਸਪਰਿੰਗ ਜਾਂ ਫਿਰ ਜੁੜ ਜਾਂਦਾ ਹੁੰਦਾ ਹੈ ਪਰ ਇਹ ਨਹੀਂ ਜੁੜਦਾ ਮੁੜ ਕੇ ਇਹਨੂੰ ਚੱਕ ਕੇ ਟੇਡਾ ਟੂਡਾ ਕਰ ਲੋ ਸਾਡੇ ਵਾਲਾ ਨਹੀਂ ਕੁਝ ਬਣਨਾ ਇਹ ਤੇ ਗਿਆ ਬਸ ਗਿਆ ਇਹ ਤਨ ਹੋਏਗੋ ਭਸਮ ਕੀਤੇ ਭਸਮ ਕੀਤੇ ਚਲੋ ਹੁਣ ਗੱਲ ਇਹ ਕਰਦੇ ਸੀ ਆਪਾਂ ਵੀ ਇੱਕ ਹੈ ਸਾਰਾ ਕੁਝ ਧਿਆਨ ਨਾਲ ਸਮਝਿਓ ਇੱਕ ਹੈ ਸਾਰਾ ਕੁਝ ਆਪਾਂ ਇੱਕ ਆ ਪਰ ਜੋਤ ਤੇ ਇੱਕ ਹੈ ਰੱਬ ਦੀ ਪਰ ਆਪਾਂ ਇੱਕ ਕਿੱਥੇ ਹੋਇਆ ਜੀ ਸਾਡੇ ਵਿੱਚ ਤੇ ਤੇਰ ਮੇਰ ਬਹੁਤ ਹੈ ਆ ਕੌਣ ਹੈ ਮਜਬੀ ਸਿੱਖ ਹੈ ਆ ਕੌਣ ਹੈ ਰਮਦਾਸੀਆ ਸਿੱਖ ਹੈ ਆ ਕੌਣ ਹੈ ਜੱਟ ਹੈ ਆ ਕੌਣ ਹੈ ਭਾਪਾ ਹੈ ਆ ਕੌਣ ਹੈ ਖੱਤਰੀ ਆ ਕੌਣ ਬੰਬਣ ਉਹ ਕਿੱਦਾਂ ਕੁਝ ਲਈ ਫਿਰਦੇ ਆ ਪਾਪਾਂ ਇੱਕ ਕਿੱਥੇ ਹੈ ਰੱਬ ਦਾ ਗੁਣ ਪ੍ਰਗਟ ਤੇ ਹੋਇਆ ਹੀ ਨਹੀਂ ਰੱਬ ਤੇ ਤੇਰੇ ਅੰਦਰੋਂ ਲੱਭਣਾ ਹੈ ਪਹਿਲਾਂ ਆ ਸੁਭਾਅ ਮਿਲਾ ਬਈ ਆ ਹੈ ਮਿਲਦਾ ਇਹ ਇੱਕ ਸੁਭਾਅ ਮਿਲਾਓ ਪਹਿਲਾਂ ਵੇਖੋ ਭਲਾ ਮਿਲਦਾ ਗੁਰੂ ਸਾਹਿਬ ਨੇ ਕੋਸ਼ਿਸ਼ ਕੀਤੀ ਸੀ ਵੀ ਮਿਲੇ ਤਾਂ ਕਰਕੇ ਸਰੋਵਰ ਬਣਾਏ ਸੀ ਵੀ ਇੱਕੇ ਸਰੋਵਰ 'ਚ ਪਾਣੀ 'ਚ ਨਹਾ ਲਿਓ ਤੇ ਹੌਲੀ ਹੌਲੀ ਇੱਕ ਹੋ ਜਾਓਗੇ ਪਾਣੀ 'ਚ ਨਹਾਓਗੇ ਇਕੱਠੇ ਫਿਰ ਐ ਲੱਗੂ ਵੀ ਸਾਰੇ ਇੱਕ ਹੀ ਨੇ ਸਾਰੇ ਮਜਬੀ ਵੀ ਰਮਦਾਸੀਏ ਵੀ ਜੱਟ ਵੀ ਸਾਰੇ ਭਾਈ ਸ਼ੀਂਬੇ ਵੀ ਝੌਰ ਵੀ ਇੱਕੋ ਪਾਣੀ 'ਚ ਨਹਾਉਣਗੇ ਹੌਲੀ ਹੌਲੀ ਭਾਈ ਇੱਕ ਹੋ ਜਾਣਗੇ ਹੌਲੀ ਹੌਲੀ ਇੱਕ ਐਂ ਹੋਣਗੇ ਐਦਾਂ ਇੱਕ ਪੰਗਤ 'ਚ ਬਾਤਾਂ ਵੀ ਰੋਟੀ ਖਾਓ ਇਕੱਠੇ ਫਿਰ ਇੱਕ ਹੋ ਜਾਓ ਐ ਸੰਗਤ 'ਚ ਬਾਤਾਂ ਸਾਨੂੰ ਐ ਬਾਤਾਂ ਲੈ ਹੁਣ ਸਾਰੇ ਇੱਕ ਬਰਾਬਰ ਬਹਿ ਬਾਤ ਤੇ ਨਾ ਕਿੰਨੇ ਨੇ ਤੁਹਾਡੇ 'ਚ ਵੇਖੋ ਅਲੱਗ-ਅਲੱਗ ਜਾਤਾਂ ਗੋਤਾਂ ਦੇ ਬੰਦੇ ਬਰਾਬਰ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਐਂ ਬਹਿ ਜਾਣਗੇ ਜਦੋਂ ਐਂ ਭਾਵਾਂਗੇ ਆਪੀ ਭਰਾ ਭਰਾ ਬਣ ਜਾਣਗੇ ਸੰਗਤ ਇੱਕ ਕਰ ਦੋ ਪੰਗਤ ਇੱਕ ਕਰ ਦੋ ਨਹਾਉਣਾ ਇੱਕ ਕਰ ਦੋ ਆਪੇ ਇੱਕ ਹੋ ਜਾਣਗੇ ਪਰ ਦੁੱਖ ਦੀ ਗੱਲ ਇਹ ਹੈ ਬਾਟਾ ਇੱਕ ਗੁਰੂ ਨੇ ਕਰਤਾ ਅਸੀਂ ਬਾਟੀਆਂ ਇੱਕ ਨਹੀਂ ਕੀਤੀਆਂ ਬਾਟੀਆਂ ਬਾਹਰ ਰੱਖ ਕਹਿੰਦੇ ਛੋਟੀ ਜਾਤ ਵਾਲੇ ਦੀ ਬਾਟੀ ਬਾਹਰ ਭਾਂਡੇ ਬਾਹਰ ਰੱਖੋ ਇਹਦੇ ਭਾਂਡੇ ਸਾਡੇ 'ਚ ਨਹੀਂ ਰਲਣੇ ਚਾਹੀਦੇ ਭਾਂਡੇ ਤੇ ਨਹੀਂ ਰਲਦੇ ਜਿਹੜਾ ਸਾਹ ਰਲੀ ਜਾਂਦਾ ਉਹ ਕੀ ਕਰੋਗੇ ਤੁਸੀਂ ਆ ਸਾਹ ਭਾਫ ਜੀ ਨਿਕਲਦੀ ਅੰਦਰੋਂ ਉਹ ਸਿੱਧੀ ਤੇਰੇ ਅੰਦਰ ਆਉਂਦੀ ਉਹ ਉਦੋਂ ਕੀ ਕਰੇਗਾ ਗੱਲ ਤੇ ਕਲੀਅਰ ਹੀ ਹੈ ਉਹ ਕੀ ਕਰੋਗੇ ਤੁਸੀਂ ਭਾਂਡੇ ਤੇ ਸਾਰੇ ਆਪਾਂ ਧੋ ਕੇ ਵਰਤਦੇ ਆਂ ਭਾਂਡੇ ਤੇ ਮਾਂਜ ਲਏ ਜਾਂਦੇ ਨੇ ਘਰਾਂ 'ਚ ਸਵਾਹ ਨਾਲ ਮਾਂਜ ਲੋਗੇ ਸਰਫ ਨਾਲ ਮਾਂਜ ਲੋਗੇ ਉਹ ਤੇ ਉਹ ਤੇ ਭਾਂਡਿਆਂ ਦਾ ਤਾਂ ਛੱਡੋ ਪਰੇ ਅੱਜ ਦਾ ਕੀ ਕਰੋਗੇ ਤੁਸੀਂ ਆਕਸੀਜਨ ਨਿਕਲਦੀ ਹੈ ਸਾਰਾ ਕੁਝ ਸਿਸਟਮ ਹੀ ਉਹ ਇੱਕ ਤੋਂ ਅਸੀਂ ਅਲੱਗ ਹੋ ਹੀ ਨਹੀਂ ਸਕਦੇ ਬਸ ਉਸ ਸੱਚ ਨੂੰ ਮੰਨਣਾ ਹੈ ਅਸਲ ਵਿੱਚ ਕੁਝ ਮੰਨਣਾ ਸਮਝਣਾ ਨਹੀਂ ਜੋ ਅਸਲ ਹੈ ਉਹਨੂੰ ਮੰਨਣਾ ਹੈ ਨਵੀਂ ਚੀਜ਼ ਕੋਈ ਨਹੀਂ ਸਮਝਾਉਣੀ ਜਿਵੇਂ ਗੱਲ ਚੱਲਦੀ ਸੀ ਨਾ ਵੀ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਕੁਝ ਗਵਾਚਿਆ ਨਹੀਂ ਬੰਦੇ ਦਾ ਅਸਲੀ ਸੁਭਾਅ ਹੀ ਆਨੰਦ ਹੈ ਆਨੰਦ 'ਚ ਰਹਿਣਾ ਬੰਦੇ ਦਾ ਅਸਲੀ ਸੁਭਾਅ ਹੈ ਜਿਸ ਬੰਦੇ ਦਾ ਸੁਭਾਅ ਹੋਵੇ ਆਨੰਦ 'ਚ ਰਹਿਣਾ ਤੇ ਸਭ ਤੋਂ ਵੱਧ ਦੁਖੀ ਹੋਵੇ ਕਿੰਨਾ ਉਲਟ ਗੱਲ ਲੱਗਦੀ ਹੈ ਬੰਦਾ ਜੋ ਸਭ ਤੋਂ ਵੱਧ ਦੁਖੀ ਹੈ ਬੰਦੇ ਦਾ ਅਸਲ ਸੁਭਾਅ ਹੈ ਆਨੰਦ ਖੁਸ਼ ਖੇੜਾ ਬੰਦੇ ਦਾ ਅਸਲੀ ਸੁਭਾਅ ਜਿਹੜਾ ਆਨੰਦ ਹੈ ਰੱਬ ਨੇ ਇਦਾਂ ਦਾ ਬਣਾਇਆ ਸੀ ਵੀ ਆਨੰਦ ਚ ਹੀ ਰਹੂ ਬਣਾਇਆ ਹੀ ਇਦਾਂ ਦਾ ਵੀ ਆਨੰਦ ਪਰ ਸਾਡੇ ਨਾਲੋਂ ਕੁੱਤੇ ਗਧੇ ਬਹੁਤ ਆਨੰਦ ਚ ਰਹਿੰਦੇ ਆ ਜੀ ਚਿੜੀਆਂ ਦੇ ਆਂਡੇ ਉਹਦੀ ਪੀ ਜਾਂਦਾ ਕਾਂ ਆ ਕੇ ਤੁਸੀਂ ਵੇਖ ਲਿਓ ਸ਼ਾਮ ਨੂੰ ਫਿਰ ਦਾਣੇ ਚੁਗਦੀਆਂ ਉੱਡਦੀਆਂ ਫਿਰਦੀਆਂ ਹੋਣਗੀਆਂ ਫਿਰ ਤਿਆਰੀਆਂ 3-4 ਮਹੀਨਿਆਂ ਨੂੰ ਫਿਰ ਆਂਡੇ ਦੇ ਦਿੰਦੀਆਂ ਫਿਰ ਬੱਚੇ ਫਿਰ ਖਾ ਜਾਂਦਾ ਕੋਈ ਕਾਂ ਆ ਕੇ ਉਹ ਫਿਰ ਖੁਸ਼ ਨੇ ਆਪਾਂ ਹੀ ਆ ਹਿੱਲੇ ਪਏ ਆ ਜਿਹੜੇ ਬਾਕੀ ਤੇ ਸਾਰਾ ਕੁਝ ਠੀਕ ਹੀ ਚੱਲਦਾ ਹੈ ਸਾਰਾ ਕੁਝ ਪਰਮਾਤਮਾ ਦਾ ਸਾਰਾ ਕੁਝ ਠੀਕ ਚੱਲਦਾ ਹੈ ਆਪਾਂ ਹੀ ਹਿੱਲਿਆ ਪਿਆ ਆਪਣੇ ਵਾਲਾ ਕੰਮ ਹਿੱਲਿਆ ਹੋਰ ਤੇ ਸਾਰਾ ਕੁਝ ਹੀ ਠੀਕ ਹੈ ਭਾਈ ਹੁਣ ਵੇਖੋ ਜਿਹੜਾ ਬੰਦਾ ਪਰਮਾਤਮਾ ਦੀ ਜੋਤ ਨੂੰ ਸਾਰਿਆਂ ਵਿੱਚ ਵੇਖੂ ਤੇ ਸਾਰਿਆਂ ਨੂੰ ਭਰਾ ਭਰਾ ਮੰਨੂ ਸਾਰੇ ਐ ਮੰਨਾਂਗੇ ਵੀ ਇੱਕ ਦੂਜੇ ਨਾਲ ਆਪਾਂ ਜੁੜੇ ਹੋਏ ਆ ਜ਼ਰੂਰੀ ਨਹੀਂ ਹੁੰਦਾ ਵੀ ਮੇਰਾ ਪੁੱਤ ਮੇਰਾ ਹੈ ਸਾਰੇ ਸਾਰੇ ਆਪਾਂ ਇਕੱਠੇ ਆ ਅਟੈਚ ਆ ਇੱਕ ਦੂਜੇ ਨਾਲ ਐ ਜਦੋਂ ਆਪਾਂ ਮੰਨਾਂਗੇ ਤੇ ਸਮਝ ਲੈ ਰੱਬ ਵਾਲਾ ਜਿਹੜਾ ਗੁਣ ਹੈ ਇੱਕ ਓੰਕਾਰ ਇਹ ਅੱਜ ਤੇਰੇ ਸਮਝ ਵਿੱਚ ਆ ਗਿਆ ਤੇ ਮਨ ਕਰਕੇ ਮਨ ਵੀ ਸਾਰੇ ਇੱਕ ਮਨ ਕਰਕੇ ਮਨ ਵੀ ਆਪਾਂ ਸਾਰੇ ਇੱਕ ਆ ਇਹ ਰੱਬ ਦਾ ਗੁਣ ਮਤਲਬ ਸਾਡਾ ਗੁਣ ਹੈ ਰੱਬ ਦੀ ਗੱਲ ਨਹੀਂ ਚੱਲਦੀ ਸਾਡੀ ਗੱਲ ਚੱਲਦੀ ਹੈ ਪਰਮਾਤਮਾ ਸਾਡੇ ਵਿੱਚ ਰਹਿੰਦਾ ਹੈ ਜਦੋਂ ਪਰਮਾਤਮਾ ਦੀ ਗੱਲ ਚੱਲੇ ਐ ਐ ਸਮਝਿਆ ਕਰੋ ਵੀ ਮੇਰੀ ਗੱਲ ਚੱਲਦੀ ਐ ਇਹ ਰੱਬ ਨੂੰ ਲੱਭਣਾ ਆਪਣੇ ਆਪ ਨੂੰ ਲੱਭਣਾ ਐ ਰੱਬ ਦੇ ਗੁਣਾਂ ਨੂੰ ਲੱਭਣਾ ਆਪਣੇ ਗੁਣ ਪ੍ਰਗਟ ਕਰਨੇ ਐ ਜਿਹੜੇ ਬੰਦੇ ਨੇ ਸਾਰੇ ਗੁਣ ਬਾਹਰ ਕੱਢ ਲਏ ਸਮਝ ਲਓ ਰੱਬ ਸਾਹਮਣੇ ਵਾ ਲਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪ ਸ੍ਰੀ ਅਕਾਲ ਰੱਬ ਦੇ ਗੁਣ ਪ੍ਰਗਟ ਕਰਕੇ ਵੇਖੋ ਪ੍ਰਗਟ ਕਿਵੇਂ ਹੋਣਗੇ ਭਾਈ ਪਾਣੀ ਨਾਲ ਪ੍ਰਗਟ ਹੋਣਗੇ ਜਿਵੇਂ ਧਰਤੀ 'ਚ ਪਾਣੀ ਪਿਆ ਹੈ ਟਿਊਬਵੈਲ ਲਾਓ ਮੋਟਰ ਲਾਓ ਬਿਜਲੀ ਦਾ ਕਨੈਕਸ਼ਨ ਦਿਓ ਸਵਿਚ ਆਨ ਕਰੋ ਚੱਲ ਪੂ ਐ ਕਿਵੇਂ ਚੱਲ ਪੂ ਬਾਹਰੋਂ ਪਾਣੀ ਪਾਉਣਾ ਪਊ ਫਿਰ ਧਰਤੀ ਵਾਲਾ ਪਾਣੀ ਬਾਹਰ ਆਊ ਟਿਊਬਵੈਲ ਲਾਓ ਨਲਕਾ ਲਾਓ ਬਾਹਰੋਂ ਪਾਣੀ ਪਾਓਗੇ ਤਾਂ ਧਰਤੀ ਵਾਲਾ ਆਊ ਇਹ ਰੱਬ ਦੇ ਗੁਣ ਸਾਡੇ ਵਿੱਚ ਭਰੇ ਪਏ ਐ ਪਰ ਬਾਹਰੋਂ ਜਦੋਂ ਬਾਣੀ ਪਾਉਂਗੇ ਗੁਣ ਆ ਬਚਨ ਸੁਣਾਗੇ ਫਿਰ ਅੰਦਰ ਵਾਲੇ ਗੁਣ ਆਪਣੇ ਆਪ ਹੀ ਬਾਹਰ ਆਉਣੇ ਸ਼ੁਰੂ ਹੋ ਜਾਣਗੇ ਹੈ ਤੇਰੇ ਅੰਦਰ ਹੀ ਹੈ ਸਭ ਕੁਝ ਤੇਰੇ ਅੰਦਰ ਹੈ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦ ਹੈ ਕਾੜ ਪੀਏ ਪਨਿਹਾਰੀ ਤੇਰੇ ਅੰਦਰ ਕਹਿੰਦੇ ਅੰਮ੍ਰਿਤ ਦਾ ਖੂਹ ਭਰਿਆ ਪਿਆ ਥੋੜਾ ਨਹੀਂ ਖੂਹ ਹੈ ਤੇ ਖੂਹ ਤਾਂ ਕਿ ਜਿੰਨਾ ਮਰਜ਼ੀ ਕੱਢੀ ਜਾਈ ਉਨਾ ਹੀ ਆਈ ਜਾਊ ਨੇ ਨਦੀ ਨਹਿਰ ਨਹੀਂ ਵੀ ਪਿੱਛੋਂ ਸੁੱਕ ਜੂ ਕਿਤੇ ਪਾਣੀ ਮੁੱਕ ਜਾਣਾ ਕਿਤੇ ਕਹਿੰਦੇ ਤੇਰੇ ਅੰਦਰ ਹੈ ਕਹਿੰਦੇ ਇਹਨੂੰ ਕੱਢ ਬਾਹਰ ਇਹਦੇ ਲਈ ਕਰ ਲੈ ਕੁਛ ਹੁਣ ਸਾਡੇ ਨਹੀਂ ਚੱਲਦਾ ਨਹੀਂ ਝਗੜਾ ਆ ਕਿਹੜੀ ਨਹਿਰ ਹੈ ਉਹ ਐਸ ਵਾਈ ਐਲ ਤੁਸੀਂ ਤੇ ਹਰਿਆਣੇ ਵਾਲੇ ਹੋ ਸੱਚ ਹਾਂ ਬਈ ਹੋਰ ਹੀ ਪੰਗਾ ਪਾ ਲਈਏ ਕਿਤੇ ਹਰਿਆਣਾ ਹੈ ਨਾ ਇਹ ਤੇ ਵੇਖੋ ਬਈ ਇਹਨਾਂ ਨਹਿਰਾਂ ਦਾ ਤੇ ਚਲੋ ਝਗੜਾ ਹੈ ਤੇ ਇਹ ਤੇ ਚੱਲਦਾ ਹੀ ਰਹਿਣਾ ਹੈ ਕਦੇ ਪਾਣੀ ਮਿਲਣਾ ਨਹੀਂ ਮਿਲਣਾ ਚਲੋ ਇਹ ਤੇ ਦੇਖੋ ਜੀ ਆ ਸਾਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਪਰ ਇਹਦੇ ਬਾਰੇ ਸੋਚੋ ਵੀ ਮਹਾਰਾਜ ਕਹਿੰਦੇ ਤੇਰੇ ਅੰਦਰ ਹੈ ਸਾਰਾ ਕੁਝ ਵੀ ਤੇਰੇ ਅੰਦਰ ਵੀ ਕਹਿੰਦੇ ਖੂਹ ਹੈ ਅੰਮ੍ਰਿਤ ਦਾ ਉਹਨੂੰ ਕੱਢ ਵੀ ਕਦੇ ਇਹਦੇ ਵਾਸਤੇ ਵੀ ਮੋਰਚਾ ਲਾ ਲੈ ਕੋਈ ਇਹਨੂੰ ਵੀ ਵੇਖ ਲਈਏ ਕੁਝ ਕਰਕੇ ਇਹ ਇਹਨੂੰ ਵੀ ਕੱਢ ਲੋ ਮਾੜਾ ਜਿਹਾ ਵੇਖੀਏ ਭਲਾ ਘੋਖ ਕੇ ਮਹਾਰਾ ਕਹਿੰਦੇ ਤੇਰੇ ਅੰਦਰ ਖੂਹ ਹੈ ਖੂਹ ਪਤਾ ਕਿਉਂ ਕਿਹਾ ਨਦੀ ਨਾਲੇ ਸੁੱਕ ਜਾਂਦੇ ਐ ਨਹਿਰਾਂ ਸੁੱਕ ਜਾਂਦੀਆਂ ਐ ਦਰਿਆ ਸੁੱਕ ਜਾਂਦੇ ਐ ਪਰ ਖੂਹ ਇਸ ਕਰਕੇ ਕਿਹਾ ਤੁਸੀਂ ਜਿੰਨਾ ਮਰਜ਼ੀ ਪਾਣੀ ਕੱਢ ਲਓ ਸਵੇਰ ਨੂੰ ਫੇਰ ਉਨਾ ਹੀ ਭਰਿਆ ਹੋਇਆ ਹੁੰਦਾ ਰਾਤ ਤੱਕ ਖੂਹ ਚੱਲਣ ਦਿਓ ਜਿੰਨਾ ਕੱਢੀ ਜਾਓਗੇ ਸਵੇਰੇ ਉਨਾ ਹੀ ਫੇਰ ਆਜੂ ਧਰਤੀ ਚੋਂ ਆਪੇ ਹੀ ਆਉਂਦਾ ਸਿਮਦਾ ਹੈ ਆਪੇ ਆਉਂਦਾ ਕਹਿੰਦੇ ਜਿੰਨਾ ਮਰਜ਼ੀ ਕੱਢੀ ਜਾਈ ਗੁਣ ਤੇਰੇ ਅੰਦਰ ਭਰੇ ਪਏ ਆ ਜੋ ਮਰਜ਼ੀ ਕੱਢ ਲਈ ਫਿਰ ਅੰਦਰੋਂ ਫਿਰ ਜੋ ਵਧੀਆ ਹੈ ਨਾ ਜੀ ਦੁਨੀਆ 'ਚ ਸਭ ਅੰਦਰੋਂ ਹੀ ਨਿਕਲਿਆ ਦੱਸੋ ਆ ਸਾਊਂਡ ਸਿਸਟਮ ਕਿੱਥੋਂ ਆਇਆ ਕਿਸੇ ਨੇ ਕੱਢਿਆ ਹੀ ਆਪਣੇ ਅੰਦਰੋਂ ਐ ਵਹਿ ਗਿਆ ਹੋਣਾ ਵੀ ਇਧਰੋਂ ਬੋਲੀਏ ਉਧਰ ਆਵਾਜ਼ ਕਿਵੇਂ ਜਾਵੇ ਕੁੱਪੇ ਜੇ ਲਾ ਕੇ ਕੰਨਾਂ 'ਚ ਐ ਜੇ ਸੁਣਦੇ ਸੀ ਹੌਲੀ ਹੌਲੀ ਹੌਲੀ ਬੰਦੇ ਨੇ ਵੇਖੋ ਕਿਆ ਚੀਜ਼ ਬਣਾਤੀ ਕਿੱਥੋਂ ਕੱਢਿਆ ਅੰਦਰੋਂ ਜਹਾਜ਼ ਕਿੱਥੋਂ ਕੱਢਿਆ ਬੋਲੋ ਜੀ ਅੰਦਰੋਂ ਆ ਸਾਜ ਕਿੱਥੋਂ ਕੱਢੇ ਅੰਦਰੋਂ ਸਭ ਕੁਝ ਹੀ ਅੰਦਰੋਂ ਨਿਕਲਿਆ ਹੈ ਜੋ ਕੁਝ ਤੁਹਾਨੂੰ ਬਾਹਰ ਦਿਸਦਾ ਸਭ ਅੰਦਰੋਂ ਕੱਢਿਆ ਬੰਦੇ ਨੇ ਸਭ ਅੰਦਰੋਂ ਪਹਿਲਾਂ ਉਹ ਪੱਥਰ ਜੇ ਘਸਾਕ ਸਾ ਕੇ ਲਾਈਟ ਪੈਦਾ ਕਰਦੇ ਸੀ ਹੁਣ ਵੇਖੋ ਕਿੰਨਾ ਕੁਝ ਕੱਢ ਲਿਆ ਬੰਦੇ ਨੇ ਅੰਦਰੋਂ ਲੈ ਇੰਨਾ ਕੁਝ ਅੰਦਰ ਹੈ ਆ ਬਾਹਰ ਵੇਖ ਲਓ ਜੋ ਕੁਝ ਵੀ ਹੈ ਅੰਦਰੋਂ ਹੀ ਨਿਕਲਿਆ ਕਾੜ ਹੈ ਪਰਮਾਤਮਾ ਨੇ ਲੋਹਾ ਵੀ ਭਰਿਆ ਪਿਆ ਹੈ ਤੇਲ ਵੀ ਭਰਿਆ ਪਿਆ ਹੈ ਸਾਰਾ ਕੁਝ ਇੱਥੇ ਭਰਿਆ ਪਿਆ ਹੈ ਉਹਨੂੰ ਬਸ ਐ ਸੋਚ ਕੇ ਇਕੱਠਾ ਜਾ ਵੀ ਕਰ ਦਿਮਾਗ ਵੀ ਦਿੱਤਾ ਵੀ ਹੁਣ ਕਰ ਲੈ ਇਕੱਠਾ ਫਿਰ ਜੋੜ ਕੇ ਫਿਰ ਐ ਜੇ ਲੋਹੇ ਤੋਂ ਐ ਬਣ ਜੂ ਤੇਲ ਐ ਕੱਢਣਾ ਐ ਸਾਰਾ ਜੋੜ ਤੋੜ ਕਰਕੇ ਵੇਖੋ ਜਹਾਜ਼ ਬਣਾਤੇ ਬੱਸਾਂ ਬਣਾਤੀਆਂ ਗੱਡੀਆਂ ਬਣਾਤੀਆਂ ਸਭ ਕੁਝ ਅੰਦਰੋਂ ਹੀ ਗੱਡੀ ਜਾਂਦਾ ਇਹ ਗੁਣ ਨੇ ਕੱਢੋ ਇਹਨੂੰ ਖੋਲੋ ਇੱਥੇ ਹੀ ਪਿਆ ਸਾਰਾ ਕੁਝ ਨਹੀਂ ਤੇ ਐਂ ਸੜ ਜੂ ਭਾਈ ਬ੍ਰਾਂਡ ਨਿਊ ਹੀ ਸੜ ਜਾਣਾ ਹੈ ਸਾਡੇ ਵਾਲਾ ਇਹ ਤੇ ਵਰਤਿਆ ਹੀ ਨਹੀਂ ਗਿਆ ਆਪਣੇ ਤੋਂ ਭਲਾ ਇਹ ਖੁੱਲ ਸਕਦਾ ਹੈ ਭਲਾ ਚਾਬੀ ਵੀ ਯਾਰ ਸਾਨੂੰ ਤੇ ਵੀ ਲੈ ਇਹੀ ਸਮਝਦੇ ਸੀ ਅਸੀਂ ਤੇ ਹੁਣ ਆਪਣੇ ਪਿੰਡਾਂ 'ਚ ਰਹਿਣ ਵਾਲਾ ਬੰਦਾ ਲੈ ਵੇਖੋ ਜੰਮਿਆ ਇੱਥੇ ਹੈ ਇੰਨਾ ਪਿੰਡਾਂ ਵਿੱਚ ਜੰਮਿਆ ਤੇ ਉਹਨੂੰ ਤੁਸੀਂ ਇੱਥੋਂ ਦਾ ਵੀਜ਼ਾ ਲੱਗ ਜੇ ਚੱਲ ਬੱਚਾ ਚੱਲ ਜੇ ਬਾਹਰ ਆਪ ਵੀ ਬਾਹਰ ਚਲਿਆ ਜਾਵੇ ਵੇਖੋ ਫਿਰ ਤੁਸੀਂ 2-4 ਸਾਲਾਂ ਵਿੱਚ ਬੰਦੇ ਦਾ ਉਹੀ ਦਿਮਾਗ ਸੀ ਜਦੋਂ ਟੱਪਿਆ ਨਹੀਂ ਸੀ ਕਦੇ ਪਟਿਆਲਾ ਚੰਡੀਗੜ੍ਹ ਕਦੇ ਵੇਖਿਆ ਨਹੀਂ ਦਿੱਲੀ ਕਦੇ ਗਿਆ ਨਹੀਂ ਸੀ ਉਹ ਦਿੱਲੀ ਨਹੀਂ ਗਿਆ ਸਿੱਧਾ ਹੀ ਅਮਰੀਕਾ ਜਾ ਵੜਿਆ ਤੇ 2 ਸਾਲਾਂ ਵਿੱਚ ਵੇਖਿਓ ਤੁਸੀਂ ਉਹ ਬੰਦਾ ਦਿਮਾਗ ਉਹੀ ਸੀ ਬੜਾ ਕੁਝ ਸੀ ਉਹਦੇ ਅੰਦਰ ਪਰ ਜਿਵੇਂ ਜਿਵੇਂ ਵੇਖੀ ਗਿਆ ਖੁੱਲਦਾ ਗਿਆ ਖੁੱਲਦਾ ਖੁੱਲਦਾ ਖੁੱਲਦਾ ਲੈ ਸਭ ਕੁਝ ਹੀ ਸਮਝ ਗਿਆ ਆ ਬੜੀ ਵੱਡੀ ਦਾਤ ਹੈ ਰੱਬ ਦੀ ਪਰਮਾਤਮਾ ਨੇ ਆ ਕੁਝ ਦਿੱਤਾ ਹੈ ਇਹਦੇ ਚੋਂ ਤੁਸੀਂ ਕਹਿੰਦੇ ਹੋ ਜਹਾਜ਼ ਨਿਕਲਦੇ ਨੇ ਇਹਦੇ ਚੋਂ ਆਪਾਂ ਕਹਿੰਦੇ ਆ ਆ ਸਿਸਟਮ ਨਿਕਲਦਾ ਇਹਦੇ ਚੋਂ ਤੇ ਮਾਫ ਕਰਨਾ ਇਹਦੇ ਚੋਂ ਤੇ ਰੱਬ ਨਿਕਲਦਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮੂਲ ਪਛਾਣ ਇਹਦੇ ਚੋਂ ਤੇ ਰੱਬ ਨਿਕਲਦਾ ਇਹਦੇ ਚਾਬੀ ਹੈ ਪਰਮਾਤਮਾ ਦੀ ਇਹਨੂੰ ਵੀ ਅੱਛਾ ਵੇਖਿਓ ਇਹ ਚਾਬੀ ਹੈ ਪਰਮਾਤਮਾ ਨੂੰ ਵੇਖਣ ਦੀ ਪਰਮਾਤਮਾ ਫੀਲਿੰਗ ਹੋ ਜਾਏਗੀ ਹੈ ਤੇ ਇੱਥੇ ਹੀ ਹੈ ਇਹਨੂੰ ਇਸ ਚਾਬੀ ਨੂੰ ਖੋਲਣ ਲਈ ਵੀ ਕੋਈ ਚਾਬੀ ਹੈ ਉਹ ਕੀ ਹੈ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਪੂੰਜੀ ਆ ਸਾਧ ਸੰਗਤ ਵਿੱਚ ਪੂੰਜੀ ਹੈ ਜੀ ਜਿਵੇਂ ਆਪਾਂ ਸਾਧ ਸੰਗਤ ਵਿੱਚ ਆ ਹੁਣ ਸੁਣ ਰਹੇ ਹੋ ਜਿਵੇਂ ਹੁਣ ਸੁਣਦੇ ਹੋ ਮੇਰੇ ਵੀਰੋ ਜਿਵੇਂ ਸੁਣ ਰਹੇ ਹੋ ਤੁਸੀਂ ਇਹਦੇ ਨਾਲ ਚਾਬੀ ਲੱਗਦੀ ਹੈ ਸੰਗਤ ਵਿੱਚ ਆ ਕੇ ਸੁਣ ਸੁਣ ਕੇ ਸੁਣ ਸੁਣ ਕੇ ਸੁਣ ਸੁਣ ਕੇ ਚਾਬੀ ਲੱਗਦੀ ਹੈ ਖੁੱਲਣ ਲੱਗ ਜਾਂਦਾ ਆਪਣੇ ਆਪ ਹੀ ਆ ਜਦੋਂ ਮੈਂ ਸਟੇਜ ਤੇ ਕਈ ਵਾਰੀ ਇਦਾਂ ਬੈਠਾ ਵਿਚਾਰ ਕਰਦਾ ਉਹ ਸੁਣ ਕਰਦਿਆਂ ਕਰਦਿਆਂ ਮੇਰਾ ਵੀ ਦਿਮਾਗ ਖੁੱਲੀ ਜਾਂਦਾ ਹੈ ਕਈ ਗੱਲਾਂ ਮੈਂ ਵੀ ਪਹਿਲੀ ਵਾਰੀ ਸੁਣੀਆਂ ਹੁੰਦੀਆਂ ਨੇ ਉਹ ਪੜੀ ਨਹੀਂ ਹੁੰਦੀ ਕਈ ਗੱਲ ਪੜੀ ਨਹੀਂ ਹੁੰਦੀ ਆਪ ਹੀ ਬੋਲਦਾ ਤੇ ਆਪ ਹੀ ਮੈਂ ਸੁਣਦਾ ਵੀ ਆਹ ਤੇ ਮੈਂ ਸੁਣੀ ਕੋਈ ਨਹੀਂ ਆਪ ਹੀ ਸੋਚ ਰਿਹਾ ਹੁੰਦਾ ਅੰਦਰੋਂ ਹੀ ਆਉਂਦੀ ਹੈ ਫਿਰ ਕਈ ਵਾਰੀ ਕਈ ਕੁੰਡੀਆਂ ਖੁੱਲ ਜਾਂਦੀਆਂ ਨੇ ਜਿਹੜੀਆਂ ਖੁੱਲਦੀਆਂ ਨਹੀਂ ਪਰ ਚਾਬੀ ਸੰਗਤ ਵਿੱਚ ਆ ਕੇ ਲੱਗਦੀ ਹੈ ਆਪਣੇ ਆਪ ਖੁੱਲੇਗਾ ਤੁਸੀਂ ਇੱਕ ਵਾਰੀ ਸ਼ੁਰੂ ਕਰੋ ਵਜਨ ਪਾਓ ਮਾੜਾ ਨੂੰ ਇਹਦੇ ਤੇ ਬੋਝ ਪਾਓ ਹਰ ਬੰਦਾ ਸਿਕਿਉਰਿਟੀ ਚਾਹੁੰਦਾ ਹੈ ਵੀ ਆਲੇ ਦੁਆਲੇ ਮੇਰਾ ਸਰਦਾ ਰਵੇ ਲੋੜ ਨਾ ਪਵੇ ਪਰ ਇਹਨੂੰ ਕੱਲਾ ਛੱਡ ਕੇ ਵੇਖ ਦਿਮਾਗ ਨੂੰ ਮਾੜਾ ਜਾ ਵਜਨ ਪਾ ਉਦੋਂ ਹੀ ਰਾਹ ਲੱਭੂ ਇਸ ਟੌਪਿਕ ਤੇ ਗੱਲ ਸੁਣਿਓ ਜਰਾ ਇਸ ਟੌਪਿਕ ਨੂੰ 1 ਮਿੰਟ ਮੈਂ ਖੋਲਦਾ ਸੁਣੋ ਧਿਆਨ ਨਾਲ ਜਿਵੇਂ ਭਾਈ ਜਿਹੜੇ ਬੰਦੇ ਜਿਮ ਕਰਦੇ ਆ ਨਾ ਨੌਜਵਾਨ ਜਿਮ ਕਰਦੇ ਆ ਤੁਸੀਂ ਦੇਖੋਗੇ ਉਹਨਾਂ ਦੇ ਵੱਡੇ ਵੱਡੇ ਡੋਲੇ ਬਣ ਜਾਣਗੇ ਸਰੀਰ ਉਹਨਾਂ ਦਾ ਫੁੱਲ ਜਾਂਦਾ ਨਾ ਉਹ ਤੇ ਗਲਤ ਹੈ ਜਿਹੜੇ ਟੀਕੇ ਟੂਕੇ ਦੇ ਲਾ ਕੇ ਉਹ ਤੇ ਥੋਥਾ ਹੋ ਜਾਏਗਾ ਭਾਈ ਆ ਬ੍ਰੈਲਰ ਜਾਂ ਨਹੀਂ ਹੁੰਦਾ ਬਲੈਲਰ ਕੀ ਕਹਿੰਦੇ ਨੇ ਉਹਨੂੰ ਜਿਹੜਾ ਉਹ ਇੱਕ ਤੇ ਅਸਲੀ ਮੁਰਗਾ ਹੁੰਦਾ ਇੱਕ ਦੂਜਾ ਕੀ ਹੁੰਦਾ ਬਲੈਲਰ ਵੀ ਉਹ ਜਿਹੜਾ ਹੁੰਦਾ ਐ ਬਣ ਜਾਏਗਾ ਥੋਥਾ ਜਿਹਾ ਬਲੈਲਰ ਜਿਹੜਾ ਜਿਹੜਾ ਦੇਸੀ ਮੁਰਗੇ ਹੁੰਦੇ ਸੀ ਨਾ ਸਾਰਾ ਟੱਪਰ ਮਗਰ ਪੈ ਜਾਂਦਾ ਸੀ ਫੜਿਆ ਨਹੀਂ ਜਾਂਦਾ ਸਾਰਾ ਟੱਬਰ ਫੜਦਾ ਸੀ ਉਹਨੂੰ ਮੈਂ ਬਚਪਨ 'ਚ ਵੇਖਿਆ ਫੜ ਲੋ ਫੜ ਲੋ ਸਾਰਾ ਟੱਬਰ ਲੱਗਦਾ ਸੀ ਤਾਂ ਨਹੀਂ ਸੀ ਮੁਰਗਾ ਫੜਿਆ ਜਾਂਦਾ ਬਲੇਲਰ ਤੇ ਧੁੱਪ ਪੈਣ ਨਾਲ ਹੀ ਫੁੜਕ ਜਾਂਦਾ ਹੈ ਮਾੜਾ ਜਾਂ ਧੁੱਪ ਪੈ ਜੇ ਧੁੱਪ ਜ਼ਿਆਦਾ ਨਹੀਂ ਚੱਲ ਸਕਦਾ ਉਹ ਵੇਖਣ ਨੂੰ ਐ ਫੁੱਲਿਆ ਜਿਹਾ ਲੱਗਦਾ ਵਿੱਚ ਉਹਦੇ ਕੱਖ ਨਹੀਂ ਹੁੰਦਾ ਇਸ ਕਰਕੇ ਜਿਹੜਾ ਤੁਸੀਂ ਐ ਟੀਕੇ ਟੂਕੇ ਲਾ ਕੇ ਨਹੀਂ ਉਦਾਂ ਬੱਚੇ ਜਿਹੜੇ ਜਿਮ ਕਰਦੇ ਐ ਸਰੀਰ ਬਣਾਉਂਦੇ ਐ ਉਹ ਗੱਲ ਜਰਾ ਸਮਝਿਓ ਵੀ ਜਦੋਂ ਬੰਦਾ ਉਹ ਆਪਣਾ ਇਦਾਂ ਜਿਮ ਕਰਦਾ ਹੈ ਉਸ ਵੇਲੇ ਉਹਦੀਆਂ ਮਾਸਪੇਸ਼ੀਆਂ ਜਿਹੜੀਆਂ ਨੇ ਨਾ ਧੱਕਾ ਕਰਦਾ ਹੈ ਸਰੀਰ ਨਾਲ ਤੇ ਸਰੀਰ ਫਿਰ ਆਪਣੇ ਆਪ ਨੂੰ ਆਪਣੇ ਆਪ ਨੂੰ ਸਰੀਰ ਫਿਰ ਕਾਇਮ ਕਰ ਲੈਂਦਾ ਵੀ ਹੁਣ ਲੜ ਉਹ ਹੋਰ ਧੱਕਾ ਕਰਦਾ ਹੈ ਸਰੀਰ ਹੋਰ ਵੱਡਾ ਕਰ ਲੈਂਦਾ ਵੀ ਹੁਣ ਲੜ ਉਹ ਹੋਰ ਵੱਡਾ ਜਿੰਨਾ ਤੁਸੀਂ ਮਾਸ ਮਾਸਪੇਸ਼ੀਆਂ ਨੂੰ ਜਦੋਂ ਤੁਸੀਂ ਤੰਗ ਕਰੋਗੇ ਸਰੀਰ ਆ ਬਾਡੀ ਆਪਣੇ ਆਪ ਨੂੰ ਪ੍ਰੋਟੈਕਟ ਕਰਦੀ ਹੈ ਪ੍ਰੋਟੈਕਟ ਜੇ ਤੂੰ ਜਿਹੜਾ ਤੂੰ ਕਹਿੰਦਾ ਮੇਰੇ ਡੌਲੇ ਬਣ ਗਏ ਇਹ ਡੌਲੇ ਨਹੀਂ ਇਹ ਬੌਡੀ ਨੇ ਫੌਜ ਤਿਆਰ ਕੀਤੀ ਹੈ ਵੀ ਹੁਣ ਲੜਾ ਆਖੋ ਸਤਨਾਮ ਇਹ ਬੌਡੀ ਨੇ ਫੌਜ ਤਿਆਰ ਕੀਤੀ ਹੈ ਵੀ ਹੁਣ ਲੈ ਪੰਗਾ ਜਿਹੜਾ ਤੂੰ ਮੈਨੂੰ ਛੇੜਦਾ ਹੈ ਜਦੋਂ ਤੁਸੀਂ ਬੌਡੀ ਨੂੰ ਛੇੜਦੇ ਹੋ ਉਹ ਫਿਰ ਬੌਡੀ ਆਪਣੇ ਆਪ ਨੂੰ ਪ੍ਰੋਟੈਕਟ ਕਰਦੀ ਹੈ ਜਿੰਨਾ ਤੁਸੀਂ ਉਹਨੂੰ ਖੋਲੋਗੇ ਸਰੀਰ ਨੂੰ ਉਨਾ ਹੀ ਉਹ ਸਰੀਰ ਵੱਡਾ ਹੁੰਦਾ ਜਾਏਗਾ ਵੀ ਹੋਰ ਵੱਡਾ ਹੋ ਜਾਂਦਾ ਵੀ ਇਹ ਮੇਰੇ ਨਾਲ ਪੰਗਾ ਲਏਗਾ ਮੈਂ ਤਕੜਾ ਹੋਵਾਂ ਸਰੀਰ ਤੇਰੇ ਨਾਲ ਮੁਕਾਬਲਾ ਕਰਦਾ ਵੇਖੋਗੇ ਤੁਸੀਂ ਸਰੀਰ ਇੰਨਾ ਵੱਡਾ ਬਣੀ ਜਾਂਦਾ ਜਿੰਨਾ ਜ਼ਿਆਦਾ ਤੁਸੀਂ ਉਹਨੂੰ ਤੰਗ ਕਰੋਗੇ ਉਨਾ ਹੀ ਉਹ ਹੋਰ ਵੱਡਾ ਹੋਈ ਜਾਂਦਾ ਆਪਣੇ ਆਪ ਹੁੰਦਾ ਜੀ ਇਹ ਇਸ ਟੌਪਿਕ ਤੇ ਥੋੜੀ ਜੀ ਗੱਲ ਹੋਰ ਕਰਦੇ ਆ ਇੱਕ ਕਲੀਅਰ ਹੋ ਜੂਗੀ ਨਾ ਗੱਲ ਮੈਂ ਨਾ ਪਿੱਛੇ ਜੇ ਸਾਲ ਪਹਿਲਾਂ ਬਹੁਤ ਜ਼ਿਆਦਾ ਸਾਲ ਪਹਿਲਾਂ ਨਹੀਂ ਆ ਪਿੱਛੇ ਐਸੇ ਸਿਆਲ ਵਿੱਚ 2 ਕੁ ਮਹੀਨੇ ਪਹਿਲਾਂ ਜ਼ਿਆਦਾ ਨਜਲਾ ਹੋ ਗਿਆ ਨਜਲਾ ਜ਼ੁਕਾਮ ਲੱਗ ਗਿਆ ਤੇ ਮੈਂ ਤੰਗ ਹੋਇਆ ਥੋੜਾ ਜਿਹਾ ਵੀ ਦੀਵਾਨ ਚੱਲਦੇ ਐ ਉਧਰੋਂ ਨਜਲਾ ਹੋਈ ਜਾਂਦਾ ਵੀ ਕਰਾਂਗੇ ਕੀ ਵੀ ਪੁੱਛ ਤੇ ਲਈਓ ਉਹ ਮੈਂ ਹਿਸਾਬ ਜਾ ਲਾਵਾਂ ਵੀ ਇੰਨਾ ਪਾਣੀ ਕਿੱਥੋਂ ਆਈ ਜਾਂਦਾ ਨੱਕ ਚੋਂ ਮੈਂ ਇਦਾਂ ਸੋਚਾਂ ਦਵਾਈ ਲੈ ਲਓ ਮੈਂ ਕਿਹਾ ਲੈਨੇ ਆ ਦਵਾਈ ਤੇ ਲੈਨੇ ਆ ਪਰ ਜਦ ਪਤਾ ਤੇ ਕਰ ਲਈਏ ਵੀ ਨਜਲਾ ਹੈ ਕੀ ਮੈਂ ਬਾਹਰਲੇ ਕਿਸੇ ਵੀਰ ਨੂੰ ਫੋਨ ਲਾਇਆ ਮੈਂ ਉਹਨਾਂ ਨੂੰ ਆਖਿਆ ਜੀ ਮੈਨੂੰ ਮਾੜਾ ਜਿਹਾ ਦੱਸ ਨੈਟ ਤੇ ਚੈੱਕ ਕਰਕੇ ਇੰਟਰਨੈਟ ਤੇ ਆ ਕੁਝ ਚੈੱਕ ਕਰਿਆ ਕਰੋ ਗੰਦ ਬੰਦ ਛੱਡ ਦਿਓ ਵੀਰੋ ਭਾਈਓ ਆ ਕਰੋ ਚੈੱਕ ਵੇਖਿਓ ਤੁਹਾਡਾ ਦਿਮਾਗ ਖੁੱਲੂ ਵੀ ਰੱਬ ਨੇ ਵੇਖੋ ਕਿਆ ਖੇਡ ਬਣਾਈ ਹੈ ਯਾਰ ਸਾਨੂੰ ਪਤਾ ਹੀ ਨਹੀਂ ਮੈਂ ਇਹਨੂੰ ਬਾਹਰਲੇ ਨੂੰ ਫੋਨ ਕਰਕੇ ਪੁੱਛਿਆ ਮੈਂ ਕਿਹਾ ਮੈਨੂੰ ਮਾੜਾ ਜਿਹਾ ਇਹ ਦੱਸ ਵੀ ਜਿਹੜਾ ਸਰੀਰ ਆ ਨੱਕ ਚੋਂ ਜਿਹੜਾ ਪਾਣੀ ਆਈ ਜਾਂਦਾ ਹੈ ਇਹ ਚੀਜ਼ ਕੀ ਹੈ ਇਹ ਪਾਣੀ ਆਈ ਜਾਂਦਾ ਆਈ ਜਾਂਦਾ ਹਟਦਾ ਹੀ ਨਹੀਂ ਹੈ ਕੀ ਇਹਦਾ ਮਤਲਬ ਮੇਰੇ ਸਿਰ 'ਚ ਇੰਨਾ ਪਾਣੀ ਹੈ ਜਿਹੜਾ ਪੈਦਾ ਹੋਈ ਜਾਂਦਾ ਹੈ ਬਾਹਰ ਨੂੰ ਸਿੱਟੀ ਜਾਂਦਾ ਇਹ ਹੈ ਕੀ ਹੈ ਤੇ ਮੈਨੂੰ ਉਹ ਪਤਾ ਕੀ ਕਹਿੰਦਾ ਬਾਹਰਲਾ ਉਹਨੇ ਪੜ੍ਹ ਕੇ 5 ਕੁ ਮਿੰਟਾਂ 'ਚ ਮੈਨੂੰ ਦੱਸਿਆ ਮੈਨੂੰ ਕਹਿੰਦਾ ਜੀ ਜਿਹੜੀ ਬਾਡੀ ਹੈ ਨਾ ਇਹਨੇ ਆਪਣੀ ਫੌਜ ਤਿਆਰ ਕੀਤੀ ਹੈ ਮੈਂ ਕਿਹਾ ਕਿਵੇਂ ਕਹਿੰਦਾ ਜਿਹੜੀ ਬਿਮਾਰੀ ਹੈ ਕਟਾਣੂ ਇਨਫੈਕਸ਼ਨ ਇਹ ਤੁਹਾਨੂੰ ਕੋਈ ਬਿਮਾਰੀ ਭਾਵ ਕੇ ਕਿਸੇ ਬੰਦੇ ਨੇ ਕੋਈ ਛਿੱਕ ਛੁਕ ਮਾਰੀ ਹੋਣੀ ਹੈ ਤੁਹਾਡੇ ਨੇੜੇ ਬਹਿ ਗਿਆ ਹੋਣਾ ਜ਼ੁਕਾਮ ਵਾਲਾ ਉਹਦੇ ਤੋਂ ਤੁਹਾਡੇ ਨੱਕ ਦੇ ਵਿੱਚ ਕਟਾਣੂ ਲੱਗ ਗਏ ਤੁਹਾਡੇ ਨੱਕ ਦੇ ਵਿੱਚ ਉਹ ਜਦੋਂ ਬਿਮਾਰੀ ਤੁਹਾਡੇ ਨੇੜੇ ਆਈ ਤੇ ਬਾਡੀ ਨੂੰ ਪਤਾ ਲੱਗ ਜਾਂਦਾ ਵੀ ਇਹ ਜਿਹੜੇ ਕੀੜੇ ਜੇ ਨੇ ਅੰਦਰ ਵੜ ਜਾਣਗੇ ਕਟਾਣੂ ਅਲਰਜੀ ਇਹਦੇ ਅੰਦਰ ਜਾਊ ਅੰਦਰ ਜਾ ਕੇ ਫੇਫੜਿਆਂ ਤੱਕ ਜਾ ਸਕਦੀ ਹੈ ਸਾਰਾ ਸਿਸਟਮ ਖਰਾਬ ਕਰ ਦੇਗੀ ਜਦੋਂ ਮਾੜੇ ਜੇ ਕੰਨ ਆ ਕੇ ਲੱਗਦੇ ਨੇ ਨੱਕ ਨਾਲ ਸਰੀਰ ਉਸੇ ਵੇਲੇ ਬ੍ਰੇਨ ਹੁਕਮ ਕਰ ਦਿੰਦਾ ਤੇ ਬਾਡੀ ਆਪਣੇ ਆਪ ਹੀ ਇੱਕ ਪਾਣੀ ਛੱਡਦੀ ਹੈ ਪਾਣੀ ਆਪਣੇ ਆਪ ਉਹ ਕਣ ਦੇ ਜਿਹੜੇ ਕਣ ਉਹ ਉਹਦੇ ਉੱਤੇ ਲੱਗ ਲੱਗ ਕੇ ਬਾਹਰ ਸਾਰੇ ਜਿੰਨੀ ਇਨਫੈਕਸ਼ਨ ਅੰਦਰ ਜਾਣੀ ਸੀ ਤਿੰਨ ਦਿਨ ਲਾ ਦਿੰਦੀ ਹੈ ਚਾਰ ਦਿਨ ਜ਼ੋਰ ਲਾ ਕੇ ਉਹ ਪਾਣੀ ਦੇ ਨਾਲ ਲੱਗ ਲੱਗ ਕੇ ਇੱਕ ਇੱਕ ਕਣ ਬਾਹਰ ਕੱਢ ਕੇ ਸਿੱਟ ਦਿੰਦੀ ਹੈ ਅਸਲ ਵਿੱਚ ਸਾਨੂੰ ਇਹ ਲੱਗਦਾ ਵੀ ਨਜਲਾ ਬਿਮਾਰੀ ਹੈ ਨਜਲਾ ਬਿਮਾਰੀ ਨਹੀਂ ਨਜਲਾ ਤੇ ਫੌਜ ਹੈ ਬਿਮਾਰੀ ਤੇ ਕੋਈ ਹੋਰ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਸੁਣੋ ਜਿਹੜੇ ਬਾਹਰ ਵਾਲੇ ਡਾਕਟਰ ਨੇ ਉਹ ਦਵਾਈ ਨਹੀਂ ਦਿੰਦੇ ਸਾਡੇ ਵਾਲਿਆਂ ਕੋਲ ਚਲ ਜਾਓ ਉਹਦੀ ਲਾ ਦੇਣਗੇ ਟੀਕਾ ਨੱਕ ਬੰਦ ਕਹਿਣਗੇ ਵੀ ਲੈ ਵੀ ਬੰਦ ਉਹ ਫੌਜ ਬੰਦ ਹੋ ਜਾਂਦੀ ਹੈ ਬਿਮਾਰੀ ਫਿਰ ਅੰਦਰ ਜਾਊ ਲਿਆ ਦੇਸ਼ਾਂ ਵਾਲੇ ਡਾਕਟਰ ਕਹਿਣਗੇ 3 ਦਿਨ ਰਹਿਣਾ ਚੁੱਪ ਕਰਕੇ ਬੈਠਾ ਰਹਿ ਕੰਮ ਤੇ ਜਾਈ ਨਾ ਪੈ ਜਾ ਟਿਕ ਪੈ ਜਾ ਇਹ ਦਵਾਈ ਕੋਈ ਨਹੀਂ ਲੈਣੀ 3 ਦਿਨ ਲੱਗਣਗੇ ਬਾਡੀ ਆਪਣੇ ਆਪ ਨੂੰ ਆਪ ਠੀਕ ਕਰੂ ਤੇਰਾ ਇਮਿਊਨ ਸਿਸਟਮ ਠੀਕ ਹੋਵੇ ਆਪਣੇ ਆਪ ਤੇਰਾ ਸਰੀਰ ਤੈਨੂੰ ਠੀਕ ਕਰੂ ਤੈਨੂੰ ਬਾਹਰੋਂ ਦਵਾਈ ਨਹੀਂ ਲੈਣੀ ਚਾਹੀਦੀ ਜਦੋਂ ਮੈਨੂੰ ਆ ਪਤਾ ਲੱਗਿਆ ਉਹ ਫੋਨ ਤੇ ਮੈਨੂੰ ਦੱਸਿਆ ਉਹਨੇ ਕਹਿੰਦਾ ਇਹ ਤੇ ਫੌਜ ਐ ਬਾਡੀ ਆਪਣੇ ਆਪ ਨੂੰ ਠੀਕ ਕਰ ਰਹੀ ਹੈ ਬਿਮਾਰੀ ਨੂੰ ਕੱਢ ਰਹੀ ਹੈ ਬਾਹਰ ਕਣ ਨੇ ਨਿੱਕੇ ਨਿੱਕੇ ਨੱਕ ਦੇ ਵਿੱਚ ਗਏ ਨੇ ਅੰਦਰ ਨਾ ਚਲੇ ਜਾਣ ਤੁਹਾਡੇ ਤਾਂ ਕਰਕੇ ਬਾਡੀ ਨੇ ਫੌਜ ਪਾਣੀ ਪੈਦਾ ਕਰਤਾ ਉਹ ਪਾਣੀ ਨਾਲ ਲੱਗ ਲੱਗ ਕੇ ਸਭ ਬਿਮਾਰੀ ਬਾਹਰ ਆ ਜੂ ਮੈਂ ਕਿਹਾ ਮੈਂ ਤੇ ਨਹੀਂ ਦਵਾਈ ਲੈਣੀ ਲੱਗ ਜਾਣਗੇ 3 ਦਿਨ ਲੱਗ ਜਾਣ ਕੋਈ ਨਹੀਂ ਫਿਰ ਚੱਲਣ ਦੇ ਇਹ ਤੇ ਵਧੀਆ ਸਗੋਂ ਮੈਨੂੰ ਇਹ ਲੱਗੀ ਜਾਂਦਾ ਵੀ ਇਹ ਬਿਮਾਰੀ ਹੈ ਇਹ ਬਿਮਾਰੀ ਨਹੀਂ ਮੈਂ ਕਹਿੰਦਾ ਤੁਸੀਂ ਪਰਮਾਤਮਾ ਦੇ ਕਾਨੂੰਨ ਨੂੰ ਸਮਝੋ ਤੁਹਾਨੂੰ ਬਿਮਾਰੀਆਂ ਵੀ ਚੰਗੀਆਂ ਲੱਗਣਗੀਆਂ ਵੀ ਇਹ ਵੀ ਮੇਰੇ ਫਾਇਦੇ ਲਈ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਵਧੀਆ ਲੱਗੂ ਬੁਖਾਰ ਬਿਮਾਰੀ ਨਹੀਂ ਹੁੰਦਾ ਜਿਹੜਾ ਤਾਪ ਚੜਦਾ ਹੈ ਤਾਪ ਬਿਮਾਰੀ ਨਹੀਂ ਬਿਮਾਰੀ ਤੇ ਇਦੋਂ ਪਹਿਲਾਂ ਆਈ ਹੁੰਦੀ ਹੈ ਸਰੀਰ ਦੇ ਸਾਰੇ ਸੈੱਲ ਉਸ ਬਿਮਾਰੀ ਨਾਲ ਲੜ ਰਹੇ ਨੇ ਤੇ ਜਦੋਂ ਲੜਦੀ ਹੈ ਬਾਡੀ ਫਿਰ ਗਰਮ ਹੋ ਜਾਂਦੀ ਹੈ ਹੀਟ ਤੇ ਹੋਣਾ ਹੀ ਹੈ ਤੇਜ਼ ਭੱਜਦੀ ਹੈ ਸਪੀਡ ਨਾਲ ਜਦੋਂ ਬਾਡੀ ਭੱਜਦੀ ਹੈ ਬਿਮਾਰੀ ਨਾਲ ਲੜਨ ਲਈ ਫਾਈਟ ਕਰ ਰਹੀ ਹੁੰਦੀ ਹੈ ਤੁਹਾਡੀ ਬਾਡੀ ਬਿਮਾਰੀ ਨਾਲ ਉਦੋਂ ਹੀਟ ਹੋ ਜਾਂਦੀ ਹੈ ਗਰਮ ਹੋ ਜਾਂਦੀ ਹੈ ਬਿਮਾਰੀ ਨਾਲ ਫਾਈਟ ਕਰਨ ਦਿਓ ਜਦੋਂ ਤੁਸੀਂ ਦਵਾਈਆਂ ਖਾ ਲੈਂਦੇ ਆ ਆਪਾਂ ਫਿਰ ਉਹ ਫਾਈਟ ਨਹੀਂ ਕਰਦੀ ਬਿਮਾਰੀ ਫਿਰ ਅੰਦਰ ਜਾਊ ਬੋਡੀ ਆਪਣੇ ਆਪ ਬਿਮਾਰੀ ਨਾਲ ਲੜਦੀ ਹੈ ਤਾਂ ਕਰਕੇ ਪੁਰਾਣੇ ਜਿਹੜੇ ਆਪਣੇ ਬੰਦੇ ਪੁਰਾਣੇ ਬਜ਼ੁਰਗ ਹੀ ਕਹਿੰਦੇ ਹੁੰਦੇ ਸੀ ਵੀ ਪੀ ਕੇ ਦੁੱਧ ਦਾ ਗਲਾਸ ਧੁੱਪ ਵਿੱਚ ਪੈ ਜਾ ਕੰਬਲ ਲੈ ਲੈ ਉੱਤੇ ਆਪੇ ਠੀਕ ਹੋ ਜੂ ਆਖੋ ਸਤਨਾਮ ਮੇਰੀ ਬਾਸ ਇਦਾਂ ਹੀ ਕਰਦੇ ਸੀ ਨਾ ਅੱਜ ਕੱਲ ਵਾਲੇ ਆਪਾਂ ਟੀਕਾ ਲਵਾਉਣ ਭੱਜਦੇ ਆ ਪਹਿਲਾਂ ਵਾਲੇ ਕਿੱਥੇ ਭੱਜਦੇ ਸੀ ਪੁਰਾਣੇ ਨਹੀਂ ਸੀ ਉਹ ਪੁਰਾਣੇ ਬੁਖਾਰ ਚੜ ਗਿਆ ਲੈ ਕੇ ਕੰਬਲ ਪੈ ਜਾਂਦੇ ਸੀ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਵੀ ਇਹ ਬਿਮਾਰੀਆਂ ਨਹੀਂ ਹਨ ਇਹ ਤੇ ਪ੍ਰੋਟੈਕਟ ਹੁੰਦੀ ਹੈ ਹੁਣ ਗੱਲ ਜਿਹੜੀ ਚੱਲਦੀ ਸੀ ਉਹ ਇਹ ਚੱਲਦੀ ਸੀ ਵੀ ਜਦੋਂ ਸਾਡੇ ਉੱਤੇ ਕੋਈ ਬੋਝ ਪੈਂਦਾ ਹੈ ਨਾ ਸਰੀਰ ਦਿਮਾਗ ਹੈ ਜਿਹੜਾ ਕੱਢਦਾ ਉਦੋਂ ਨਵੀਆਂ ਕੱਢਦਾ ਹੈ ਜਿਵੇਂ ਹੁਣ ਵੇਖੋ ਤੁਹਾਡੇ ਆਪਣੇ ਆਮ ਹੀ ਨਾ ਗੱਲਾਂ ਆਪਾਂ ਕਰਦੇ ਆ ਕਿਸੇ ਦਾ ਪਿਓ ਚੜਾਈ ਕਰ ਜਾਂਦਾ ਲੋਕੀ ਪਤਾ ਕੀ ਕਹਿਣਗੇ ਉਹ ਜਦੋਂ ਜਿੰਨਾ ਚਿਰ ਸਿਰ ਤੇ ਆ ਸਿਰ ਤੇ ਨਹੀਂ ਨਾ ਪੈਂਦੀ ਉਹਨਾਂ ਚਿਰ ਇਹ ਬੰਦਾ ਨਹੀਂ ਮੰਨਣਾ ਕਈ ਵਾਰੀ ਕਹਿਣਗੇ ਵਿਆਹ ਕਰ ਦੋ ਇਹਦਾ ਜਦੋਂ ਸਿਰ ਤੇ ਪਊ ਆਪੇ ਹੀ ਬੰਦਾ ਬਣ ਜੂ ਜਦੋਂ ਨਿਆਣੇ ਪਾਲਣੇ ਪਏ ਪੜਾਉਣੇ ਪਏ ਆਪੇ ਬੰਦਾ ਬਣੂ ਇਹਨੂੰ ਇਹਨੂੰ ਸਿਰ ਤੇ ਪਾਓ ਜ਼ਿੰਮੇਵਾਰੀ ਦਿਓ ਇਹਨੂੰ ਜਦੋਂ ਬੰਦੇ ਨੂੰ ਜ਼ਿੰਮੇਵਾਰੀ ਮਿਲਦੀ ਹੈ ਫਿਰ ਕਾਢਾਂ ਕੱਢਦਾ ਹੈ ਆਪਣੇ ਆਪ ਦਿਮਾਗ ਕੰਮ ਕਰਦਾ ਹੈ ਜੰਗਲਾਂ ਦੇ ਵਿੱਚ ਅਫਰੀਕਾ ਦੇ ਵਿੱਚ ਜਿਹੜੇ ਦਰਖਤ ਨੇ ਉਹਨਾਂ ਦਾ ਉਹਨਾਂ ਦਾ ਸਾਈਜ਼ ਬਹੁਤ ਲੰਬਾ ਹੈ ਕਿਉਂ ਭਲਾ ਉਹਨਾਂ ਦਰਖਤਾਂ ਨੂੰ ਹਵਾ ਨਹੀਂ ਮਿਲਦੀ ਉਹਨਾਂ ਦਰਖਤਾਂ ਨੂੰ ਧੁੱਪ ਨਹੀਂ ਮਿਲਦੀ ਫਿਰ ਦਰਖਤ ਆਪਣੇ ਆਪ ਨੂੰ ਆਪ ਹੀ ਵੱਡਾ ਕਰ ਲੈਂਦਾ ਹੈ ਵੀ ਜੇ ਮੈਨੂੰ ਧੁੱਪ ਤੇ ਹਵਾ ਚਾਹੀਦੀ ਹੈ ਜੰਗਲ ਬਹੁਤ ਭਿਆਨਕ ਜੰਗਲ ਜਿੱਥੇ ਹੋ ਉੱਥੇ ਦਰਖਤ ਲੰਬੇ ਜਾਣਗੇ ਤੇ ਜਿੱਥੇ ਦਰਖਤ ਇਕੱਲਾ ਹੀ ਹੋਵੇ ਉਹ ਬਹੁਤਾ ਲੰਬਾ ਨਹੀਂ ਜਾਂਦਾ ਉਹਦਾ ਸਰ ਜਾਂਦਾ ਵੀ ਧੁੱਪ ਵੀ ਆ ਜਾਂਦੀ ਹੈ ਹਵਾ ਵੀ ਉਹਦਾ ਸਰਦਾ ਹੈ ਜਦੋਂ ਤੁਸੀਂ ਦਿਮਾਗ ਤੇ ਬੋਝ ਪਾਓਗੇ ਨਾ ਸੁਣਿਓ ਧਿਆਨ ਨਾਲ ਵੀਰੋ ਭਾਈਓ ਜਦੋਂ ਨਵੀਆਂ ਕਾਢਾਂ ਕੱਢਣ ਲੱਗੋਗੇ ਇਹਦੇ ਤੇ ਮਾੜਾ ਜਿਹਾ ਵਜਨ ਪਾਓ ਇਹਨੇ ਉਦੋਂ ਹੀ ਕੰਮ ਕਰਨ ਲੱਗਣਾ ਹੈ ਉਹਨਾਂ ਚਿਰ ਨਹੀਂ ਡੈੱਡ ਪਿਆ ਰਹਿਣਾ ਇਹਨੇ ਮਾੜਾ ਜਿਹਾ ਵਜਨ ਪਾਓ ਇਹਦੇ ਤੇ ਆਪੇ ਆਪੇ ਹੀ ਕਾਢਾਂ ਕੱਢੂ ਫਿਰ ਆਪਣੇ ਆਪ ਕਰਨਾ ਕੁਝ ਨਹੀਂ ਪੈਂਦਾ ਭਾਈ ਇਹ ਤੇ ਆਪਣੇ ਆਪ ਕਾਢ ਕੱਢੂ ਨਵੇਂ ਤੋਂ ਨਵੀਂ ਟੈਕਨੋਲੋਜੀ ਨਵੇਂ ਤੋਂ ਨਵੀਂ ਗੱਲ ਤੁਹਾਡੇ ਦਿਮਾਗ 'ਚ ਆਊਗੀ ਜਰਾ ਇਹਦੇ ਤੇ ਵਜਨ ਤੇ ਪਾਓ ਮਾੜਾ ਜਿਹਾ ਇਹਦੇ ਤੇ ਬੋਝ ਤੇ ਪਾਓ ਇਸ ਕਰਕੇ ਅੰਦਰ ਤੇਰੇ ਬਹੁਤ ਕੁਝ ਭਰਿਆ ਪਿਆ ਹੈ ਗੁਣ ਭਰੇ ਪਏ ਆ ਤੇਰੇ ਅੰਦਰ ਉਹਨਾਂ ਨੂੰ ਬਾਹਰ ਕੱਢ ਮਾੜਾ ਜਿਹਾ ਵਜਨ ਪਾ ਮਾੜਾ ਜਿਹਾ ਤੁਸੀਂ ਬਾਣੀ ਨੂੰ ਬਾਹਰੋਂ ਸਮਝਣ ਲੱਗੋ ਆਪਣੇ ਆਪ ਵੇਖਿਓ ਕੀ ਕੁਝ ਅੰਦਰੋਂ ਆਉਂਦਾ ਹੈ ਇਸ ਕਰਕੇ ਰੱਬ ਦੇ ਗੁਣ ਆਪਣੇ ਆਪ ਵਿੱਚੋਂ ਪ੍ਰਗਟ ਕਰ ਲੈਣਾ ਹੀ ਰੱਬ ਨੂੰ ਪ੍ਰਗਟ ਕਰਨਾ ਹੈ ਰੱਬ ਦਾ ਸੁਭਾਅ ਤੇਰੇ ਵਿੱਚ ਹੈ ਬਾਹਰ ਕੱਢ ਪਹਿਲਾ ਗੁਣ ਕਿਹੜਾ ਸੀ ਰੱਬ ਦਾ ਹੁਣ ਬੋਲੋ ਪਹਿਲਾ ਗੁਣ ਕਿਹੜਾ ਸੀ ਇੱਕ ਓੰਕਾਰ ਇਹ ਰੱਬ ਦਾ ਪਹਿਲਾ ਗੁਣ ਹੈ ਸਾਰੇ ਇੱਕਾਂ ਆਪਾਂ ਜੁੜੇ ਹੋਏ ਆ ਅਟੈਚ ਆ ਅੱਡ ਅੱਡ ਨਹੀਂ ਆ ਭਾਈ ਆਪਾਂ ਸਾਰੇ ਇੱਕਾਂ ਇਹ ਸਮਝੋ ਜਿਹੜਾ ਬੰਦਾ ਕਹਿੰਦਾ ਮੈਂ ਮੂਲ ਮੰਤਰ ਦੇ ਬੜੇ ਪਾਠ ਕਰਦਾ ਕੀ ਕਰਦਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਇਹਦਾ ਪੜੀ ਜਾਂਦਾ ਪੜੀ ਲੱਖ ਕਰਤਾ ਮੈਂ 10 ਲੱਖ ਮੂਲ ਮੰਤਰ ਕਰਤਾ ਮੈਂ ਇੰਨੀਆਂ ਮਾਲਾ ਫੇਰਦਾ ਤੇ ਐ ਸਮਝਦਾ ਵੀ ਭਾਂਡੇ ਪਰੇ ਰੱਖੋ ਆ ਛੋਟੀ ਜਾਤ ਦਾ ਵੀ ਤੂੰ ਇੱਕ ਓੰਕਾਰ ਨੂੰ ਕੀ ਸਮਝਿਆ ਰੱਟੇ ਮਾਰਨ ਦਾ ਕੀ ਹੈ ਅਸਲ ਗੱਲ ਤੇ ਸਮਝ ਵੀ ਸਾਰਿਆਂ ਵਿੱਚ ਤੂੰ ਇੱਕ ਰੱਬ ਨੂੰ ਤੇ ਵੇਖਦਾ ਹੀ ਨਹੀਂ ਤੈਨੂੰ ਤੇ ਤੈਨੂੰ ਤੇ ਜਾਤਾਂ ਪਾਤਾਂ ਦਿਸਦੀਆਂ ਨੇ ਤੈਨੂੰ ਤੇ ਔਰਤ ਮਰਦ ਦਿਸਦਾ ਹੈ ਗੁਰੂ ਸਾਹਿਬ ਕਹਿੰਦੇ ਇੱਕ ਜਾਤ ਹੈ ਹੈ ਹੀ ਨਹੀਂ ਕੋਈ ਇੱਥੇ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਬੋ ਤੈਨੂੰ ਵੱਡਾ ਛੋਟਾ ਦਿਸਦਾ ਫਿਰ ਇੱਕ ਓੰਕਾਰ ਕਿੱਥੇ ਹੋ ਗਿਆ ਸਾਰਿਆਂ ਵਿੱਚ ਇੱਕ ਹੈ ਇੱਕ ਪਰਮਾਤਮਾ ਹੈ ਇੱਕ ਦੀ ਜੋਤ ਹੈ ਵੱਡਾ ਛੋਟਾ ਨਹੀਂ ਮੈਂ ਵੇਖਣਾ ਸਾਰੇ ਇੱਕੋ ਜਿਹੇ ਐ ਜਿਹੜਾ ਇਹ ਸਮਝ ਗਿਆ ਤੇ ਇਹ ਸਮਝ ਲਓ ਵੀ ਉਹ ਇੱਕ ਓੰਕਾਰ ਨੂੰ ਸਮਝ ਗਿਆ ਉਹਦੇ ਇੱਕ ਓੰਕਾਰ ਦਿਮਾਗ 'ਚ ਆ ਗਿਆ ਸਮਝ ਆ ਗਈ ਉਹਦੇ ਇਹ ਪਹਿਲਾ ਗੁਣ ਹੈ ਰੱਬ ਦਾ ਤੇ ਦੂਜਾ ਗੁਣ ਕਿਹੜਾ ਹੈ ਜੀ ਹੁਣ ਕਿਰਪਾ ਕਰਕੇ ਬੋਲੋ ਥੋੜਾ ਜਿਹਾ ਹੌਸਲਾ ਜਿਆ ਰਵੇ ਬੋਲੋ ਇੱਕ ਓੰਕਾਰ ਅਗਲਾ ਸਤਨਾਮ ਉਹ ਹੋਂਦ ਵਾਲਾ ਹੈ ਜਾਂ ਇਹ ਕਹਿ ਲਓ ਉਸੇ ਦਾ ਹੀ ਨਾਮ ਸੱਚ ਹੈ ਸੱਚ ਕੋਈ ਝੂਠ ਨਹੀਂ ਕੋਈ ਮਲਾਵਟ ਨਹੀਂ ਇੱਕ ਸੱਚ ਤੇ ਆਪਾਂ ਵੀ ਆਪਣੀ ਜ਼ਿੰਦਗੀ ਵਿੱਚ ਸੱਚ ਲੈ ਕੇ ਆਈਏ ਜਦੋਂ ਅਸੀਂ ਅੰਦਰੋਂ ਬਾਹਰੋਂ ਸੱਚੇ ਹੋ ਗਏ ਅੰਦਰੋਂ ਬਾਹਰੋਂ ਸੱਚੇ ਹੋ ਗਏ ਸਮਝ ਲਓ ਰੱਬ ਦਾ ਇਹ ਦੂਜਾ ਗੁਣ ਆਪਣੇ ਆਪ ਵਿੱਚੋਂ ਪ੍ਰਗਟ ਕਰ ਲਿਆ ਸੱਚ ਰਿਐਲਿਟੀ ਕੀ ਹੈ ਰਿਐਲਿਟੀ ਦੇ ਨੇੜੇ ਹੋਵੋ ਰਿਐਲਿਟੀ ਅਸਲੀ ਅਸਲ ਇਹ ਆਪਣੇ ਆਪ ਵਿੱਚੋਂ ਅਸੀਂ ਪ੍ਰਗਟ ਕਰੀਏ ਇਹਨੂੰ ਇੱਕ ਇੱਕ ਮਿੰਟ ਲਈ ਵੀਰੋ ਜਰਾ ਧਿਆਨ ਨਾਲ ਸਮਝਿਓ ਇਸ ਇਸ ਟੌਪਿਕ ਨੂੰ ਸਮਝ ਲਿਓ ਜਰਾ ਕਿਰਪਾ ਕਰਕੇ ਸਮਝ ਲਿਓ ਸਤਨਾਮ ਅਸਲ ਸੱਚ ਅਸੀਂ ਆਪਣਾ ਸੱਚ ਵੇਖੋ ਸੱਚ ਜਦੋਂ ਵੇਖਣਾ ਹੈ ਫਿਰ ਆਪਣੀਆਂ ਘਾਟਾਂ ਵੀ ਵੇਖ ਦਿਸਣਗੀਆਂ ਆਪਣੇ ਗੁਣ ਵੀ ਦਿਸਣਗੇ ਆਪਣੇ ਔਗਣ ਵੀ ਦਿਸਣਗੇ ਸੱਚ ਮਤਲਬ ਰਿਐਲਿਟੀ ਰਿਐਲਿਟੀ ਮਤਲਬ ਆਪਣੀ ਔਕਾਤ ਆਪਣੀ ਔਕਾਤ ਦਾ ਪਤਾ ਲੱਗ ਜਾਂਦਾ ਹੈ ਸੱਚ ਇਦਾਂ ਨਹੀਂ ਵੇਖਣਾ ਵੀ ਦਰਖਤਾਂ 'ਚ ਹੈ ਸੂਰਜ ਵਿੱਚ ਵੀ ਠੀਕ ਹੈ ਉਹ ਤੇ ਸਭ ਦੀ ਜੋਤ ਹੈ ਹੀ ਹੈ ਸੱਚ ਨੂੰ ਲੱਭਣਾ ਕੀ ਹੁੰਦਾ ਹੈ ਆਪਣੇ ਆਪ ਨੂੰ ਵੇਖ ਵੀ ਤੇਰੀ ਔਕਾਤ ਕੀ ਹੈ ਆਪਣੀ ਔਕਾਤ ਵੇਖਣੀ ਜਿੰਨੇ ਕੁ ਗੁਣ ਨੇ ਉਸ ਹਿਸਾਬ ਨਾਲ ਕੌਨਫੀਡੈਂਸ ਹੋਣਾ ਚਾਹੀਦਾ ਹੈ ਅੰਦਰ ਹੀਣ ਭਾਵਨਾ ਹੀਣ ਭਾਵਨਾ ਨਾ ਹੋਵੇ ਜੇ ਗੁਣ ਨੇ ਤੇ ਜੇ ਔਗਣ ਨੇ ਅੰਦਰੋਂ ਔਗਣਾ ਦਾ ਭਰਿਆ ਪਿਆ ਉਦਾਂ ਹੰਕਾਰ ਹੋਵੇ ਅਸਲੀ ਜੋ ਰਿਐਲਿਟੀ ਹੈ ਉਹਦੇ ਨਾਲ ਜੁੜਨਾ ਸੱਚ ਹੈ ਜਿਹੜਾ ਉਹਦੇ ਨਾਲ ਜੁੜਨਾ ਆਪਣੀ ਔਕਾਤ ਵਿੱਚ ਰਹਿਣਾ ਸੱਚਮਤ ਸੱਚ ਨੂੰ ਸਮਝਣਾ ਮਤਲਬ ਆਪਣੀ ਔਕਾਤ ਨੂੰ ਸਮਝਣਾ ਵੱਡੀਆਂ ਗੱਲਾਂ ਨਹੀਂ ਕਰਨੀਆਂ ਓਨੀਆਂ ਹੀ ਕਰਨੀਆਂ ਨੇ ਜੋ ਸੱਚ ਹੈ ਜਿਹੜਾ ਬੰਦਾ ਕਵੇ ਮੈਂ ਸੱਚ ਨੂੰ ਸਮਝ ਗਿਆ ਫਿਰ ਕਿਹੜੇ ਸੱਚ ਨੂੰ ਸਮਝਿਆ ਆਪਣੇ ਸੱਚ ਨੂੰ ਸਮਝ ਤੂੰ ਐਵੇਂ ਹੰਕਾਰ ਕਰਦਾ ਜਿੰਨੇ ਜੋਗਾ ਓਨਾ ਹੀ ਬਣ ਕੇ ਰਹਿ ਆਖੋ ਸਤਨਾਮ ਆਪਣੀ ਔਕਾਤ 'ਚ ਰਹਿਣਾ ਸੱਚ ਨੂੰ ਸਮਝਣਾ ਜਿੰਨੇ ਕੁ ਜੋਗੇ ਆ ਓਨਾ ਕ ਰੱਖਣਾ ਔਕਾਤ 'ਚ ਆਉਣਾ ਜਿਹੜਾ ਬੰਦਾ ਸੱਚ ਸਮਝ ਜਾਂਦਾ ਹੈ ਉਹ ਆਪਣਾ ਸੱਚ ਸਮਝਦਾ ਹੈ ਵੀ ਮੈਂ ਇੰਨੇ ਕੁ ਜੋਗਾ ਆ ਮੇਰੀ ਔਕਾਤ ਇਦੋਂ ਵੱਧ ਨਹੀਂ ਮੈਂ ਫੁਕਰੀਆਂ ਮਾਰਦਾ ਫਿਰਦਾ ਇਹ ਮੇਰੀ ਔਕਾਤ ਨਹੀਂ ਇੰਨੇ ਕੁ ਜੋਗਾ ਮੈਂ ਇਹ ਇਸ ਗੱਲ ਨੂੰ ਉਹ ਸਮਝ ਜਾਂਦਾ ਭਾਈ ਜਿਹੜਾ ਰਿਐਲਿਟੀ ਦੇ ਨੇੜੇ ਜਿੰਨਾ ਅਸੀਂ ਸੱਚ ਦੇ ਨੇੜੇ ਹੋਈ ਜਾਵਾਂਗੇ ਰਿਐਲਿਟੀ ਦੇ ਨੇੜੇ ਹੋਈ ਜਾਵਾਂਗੇ ਜਿੰਨਾ ਅਸੀਂ ਸੱਚ ਦੇ ਨੇੜੇ ਹੋਈ ਜਾਵਾਂਗੇ ਆਪਣੀ ਔਕਾਤ ਦੇ ਨੇੜੇ ਹੋਈ ਜਾਵਾਂਗੇ ਔਕਾਤ ਜਿੰਨੇ ਜੋਗੇ ਹੁੰਨੇ ਆ ਅਸੀਂ ਔਕਾਤ ਤੋਂ ਵੱਡੀਆਂ ਗੱਲਾਂ ਕਰਦੇ ਆ ਹਮੇਸ਼ਾ ਸਾਡੇ ਪੰਜਾਬੀਆਂ ਵਿੱਚ ਤੇ ਬਹੁਤਾ ਹੀ ਸੁਭਾਅ ਹੈ ਜੀ ਇਹ ਸਾਡੇ ਪੰਜਾਬੀਆਂ 'ਚ ਬਹੁਤ ਸੁਭਾਅ ਹੈ ਰਿਐਲਿਟੀ ਸੱਚ ਮਤਲਬ ਔਕਾਤ ਜਿੰਨੇ ਜੁਗਾਂ ਉਨੀ ਗੱਲ ਕਰਨੀ ਨਾ ਵੱਡੀਆਂ ਗੱਲਾਂ ਮਾਰਨੀਆਂ ਨਾ ਐਵੇਂ ਹੀਣ ਭਾਵਨਾ ਵਾਲੀ ਗੱਲ ਰੱਖਣੀ ਇਸ ਗੱਲ ਨੂੰ ਸਮਝਿਓ ਕਿਰਪਾ ਕਰਕੇ ਸਤਨਾਮ ਇਹ ਗੁਣ ਪ੍ਰਗਟ ਕਰੋ ਆਪਣੇ ਆਪ 'ਚ ਅਗਲਾ ਗੁਣ ਕਿਹੜਾ ਹੈ ਜੀ ਕਰਤਾ ਪੁਰਖ ਉਹ ਗੱਲ ਆਪਾਂ ਪਹਿਲਾਂ ਕਰ ਲਈ ਵੈਸੇ ਉਹ ਪ੍ਰਮਾਤਮਾ ਨੇ ਸਾਰਾ ਕੁਝ ਕ੍ਰੀਏਟ ਕੀਤਾ ਹੈ ਇਹ ਉਹਦਾ ਬਣਾਇਆ ਹੋਇਆ ਹੈ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਕ੍ਰੀਏਟ ਕਰੀਏ ਪੈਦਾ ਕਰੀਏ ਆਪਣੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਬਣਾਈਏ ਪ੍ਰਗਟ ਕਰੀਏ ਆਪਣੀ ਜ਼ਿੰਦਗੀ ਵਿੱਚ ਕ੍ਰੀਏਟ ਕਰੀਏ ਕਰਤੇ ਬਣਨਾ ਉਹ ਆਪਣੇ ਆਪ ਵਿੱਚੋਂ ਲੱਭੋ ਰੱਬ ਦਾ ਗੁਣ ਆਪਣੇ ਆਪ ਵਿੱਚੋਂ ਪ੍ਰਗਟ ਕਰੀਏ ਨਿਰਭਉ ਰੱਬ ਕਿਸੇ ਤੋਂ ਡਰਦਾ ਨਹੀਂ ਮਤਲਬ ਮੈਂ ਵੀ ਰੱਬ ਦਾ ਹੀ ਰੱਬ ਦਾ ਹੀ ਰੂਪ ਆ ਜੋਤ ਹੈ ਮੇਰੇ 'ਚ ਰੱਬ ਦੀ ਇਹਦਾ ਮਤਲਬ ਇਹ ਹੈ ਵੀ ਆਪਾਂ ਵੀ ਕਿਸੇ ਤੋਂ ਕਿਉਂ ਡਰੀਏ ਜਦੋਂ ਹੈ ਹੀ ਸਾਰੇ ਪਾਸੇ ਰੱਬ ਹੈ ਤੇ ਡਰੀਏ ਕਿਉਂ ਪਰਮਾਤਮਾ ਹੀ ਹੈ ਸਾਰੇ ਪਾਸੇ ਤੇ ਡਰਨਾ ਕਿਉਂ ਹੈ ਪਰਮਾਤਮਾ ਦੀ ਮੈਂ ਅੰਸਾਂ ਫਿਰ ਡਰਾਂ ਕਿਉਂ ਕਿਸੇ ਤੋਂ ਨਿਰਭਉ ਫਿਰ ਨਿਰਵੈਰ ਵੈਰ ਕਿਹਦੇ ਨਾਲ ਰੱਖੀ ਜਦੋਂ ਹੈ ਹੀ ਹਰ ਪਾਸੇ ਰੱਬ ਪ੍ਰਮਾਤਮਾ ਹੈ ਨਿਰਭਉ ਨਿਰਵੈਰ ਅਕਾਲ ਮੂਰਤ ਇਹ ਗੁਣ ਆਪਣੇ ਚੋਂ ਪ੍ਰਗਟ ਕਰੀਏ ਅਕਾਲ ਮੂਰਤ ਦਾ ਕੀ ਅਰਥ ਹੈ ਸਮੇਂ ਦਾ ਰੱਬ ਉੱਤੇ ਕੋਈ ਅਸਰ ਨਹੀਂ ਪਰ ਸਾਡੇ ਉੱਤੇ ਤੇ ਬਹੁਤ ਰਹਿੰਦਾ ਹੈ ਹੁਣ ਵੇਖੋ ਜਿਵੇਂ ਇੱਥੇ ਬੈਠੇ ਆ ਇੱਥੇ ਆਪਾਂ ਸਾਰੇ ਬੈਠੇ ਆ ਨਾ ਐ ਬੈਠੇ ਆ ਵੀ ਹਾਏ ਓਏ ਰੱਬਾ ਸਾਰੇ ਹੀ ਬਾਬੇ ਬੈਠੇ ਨੇ ਇੰਨੇ ਵਧੀਆ ਭਗਤ ਭਗਤ ਨੇ ਸਾਰੇ ਐ ਨਹੀਂ ਲੱਗਦਾ ਹੁਣ ਵੇਖੋ ਸਟੇਜ ਵਾਲੇ ਉਦੋਂ ਵੱਡੇ ਬਗਲੇ ਭਗਤ ਬਣ ਕੇ ਬੈਠਦੇ ਨੇ ਐ ਕਰਕੇ ਅੱਖਾਂ ਬੰਦ ਕਰਕੇ ਬੈਕ ਵੀ ਐ ਸਿੱਧੀ ਰੱਖ ਕੇ ਐ ਲੱਗਦਾ ਵੀ ਹਾਏ ਹੋਏ ਫਾਲੇ ਵੱਡੇ ਭਗਤ ਨੇ ਲੱਗਦਾ ਨਹੀਂ ਵੀ ਇਹ ਤੇ ਯਾਰ ਸਿਰੇ ਹੀ ਨੇ ਬੰਦੇ ਪਤਾ ਨਹੀਂ ਕਿੱਥੇ ਕਿੱਥੇ ਪਹੁੰਚਦੇ ਹੋਣਗੇ ਸਵਾਸ ਇਹਨਾਂ ਦੇ ਐ ਲੱਗਦਾ ਨਹੀਂ ਤੇ ਤੁਸੀਂ ਵੀ ਇਸ ਵੇਲੇ ਐਂ ਬੈਠੇ ਹੋ ਵੀ ਬਸ ਐ ਵੀ ਆਹਾ ਮੈਨੂੰ ਵੀ ਲੱਗੀ ਜਦੋਂ ਸਟੇਜ ਤੇ ਬੈਠੇ ਪਰ ਭਗਤੀ ਦਾ ਪਤਾ ਤੇ ਗੱਡੀ 'ਚ ਬਹਿ ਕੇ ਲੱਗੂ ਆਖੋ ਸਤਨਾਮ ਵਾਹਿਗੁਰੂ ਉੱਥੇ ਕੀ ਚੱਲੂ ਟਰਾਲੀ 'ਚ ਬਹਿ ਕੇ ਘਰ ਜਾ ਕੇ ਆ ਸਮਾਂ ਹੁਣ ਇਹਦਾ ਅਸਰ ਹੈ ਫਿਰ ਜਦੋਂ ਵੱਜ ਗਏ 11 ਕੋ ਉੱਥੇ ਕੋਈ ਯਾਰ ਬੇਲੀ ਆ ਗਿਆ ਵੀ ਚੱਲ ਯਾਰ ਪੈਣਾ ਹੀ ਆ ਲਾ ਲਈਏ ਘੁੱਟ ਪਈ ਆ ਅਧੀ ਅੱਗ ਪਿਆ ਬਸ ਫੇਰ ਲੈ ਹੁਣ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਰਾਮ ਬਣ ਗਏ ਬਸ ਜਿੱਦਾਂ ਦਾ ਮਾਹੌਲ ਵੇਖਿਆ ਬਸ ਅਸਰ ਜਿਹਾ ਹੋ ਗਿਆ ਉਹਦਾ ਅਕਾਲ ਮੂਰਤ ਰੱਬ ਹੈ ਤੇ ਰੱਬ ਤੇਰੇ ਵਿੱਚ ਹੈ ਤੂੰ ਅਕਾਲ ਮੂਰਤ ਬਣ ਤੇਰੇ ਤੇ ਕਾਲ ਦਾ ਕਾਲ ਮਤਲਬ ਸਮਾਂ ਸਮੇਂ ਦਾ ਅਸਰ ਨਾ ਹੋਵੇ ਐਸ ਵੇਲੇ ਸਮਾਂ ਭਗਤੀ ਵਾਲਾ ਹੈ ਐਸ ਵੇਲੇ ਸਮਾਂ ਦਦਵਾਨ ਵਾਲਾ ਹੈ ਤੇ ਹੁਣ ਤੂੰ ਭਗਤ ਬਣ ਕੇ ਬੈਠਾ ਹੈ ਕੱਲ ਨੂੰ ਜੇ ਕੋਈ ਗਾਉਣ ਵਾਲਾ ਇਲਾਕੇ ਚ ਆਇਆ ਹੋਇਆ ਉੱਥੇ ਨਚਾਰ ਬਣ ਜਾਏਗਾ ਉੱਥੇ ਭੰਗੜਾ ਪਾਏਗਾ ਗਿੱਲਾ ਗਿੱਲਾ ਤੇਰੇ ਉੱਤੇ ਤੇ ਸਮੇਂ ਦਾ ਅਸਰ ਹੁੰਦਾ ਰੱਬ ਉੱਤੇ ਤੇ ਹੁੰਦਾ ਨਹੀਂ ਪਰ ਰੱਬ ਤੇਰੇ ਵਿੱਚ ਸੀ ਤੂੰ ਤੇ ਆਪ ਰੱਬ ਸੀ ਇਹਦਾ ਮਤਲਬ ਇਹ ਗੁਣ ਤੇਰੇ ਅੰਦਰੋਂ ਗਵਾਚ ਚੁੱਕਿਆ ਹੈ ਇਹਨੂੰ ਪ੍ਰਗਟ ਕਰੋ ਲੱਭੋ ਰੱਬ ਲੱਭਣਾ ਗੁਣ ਲੱਭਣੇ ਹੁੰਦਾ ਹੈ ਸੁਣੋ ਜੀ ਰੱਬ ਜੀ ਨੂੰ ਲੱਭਣਾ ਮਾਲਕ ਜੀ ਨੂੰ ਲੱਭਣਾ ਵਾਹਿਗੁਰੂ ਜੀ ਨੂੰ ਲੱਭਣਾ ਗੁਣਾ ਨੂੰ ਲੱਭਣਾ ਹੁੰਦਾ ਹੈ ਜੇ ਰੱਬ ਜੀ ਦੇ ਗੁਣ ਤੇਰੀ ਜ਼ਿੰਦਗੀ ਤੋਂ ਗਵਾਚ ਗਏ ਰੱਬ ਗਵਾਚ ਗਿਆ ਪਾਈ ਫਿਰ ਕਿਰਪਾਨਾ ਰੱਖੀ ਫਿਰ ਦਾੜੀਆਂ ਕੇ ਬੰਨੀ ਫਿਰ ਪੱਗਾਂ ਦਮਾਲੇ ਫਿਰਦਾ ਰਹਿ ਰੋਜ਼ ਗੁਰਦੁਆਰੇ ਜੇ ਤੇਰੇ ਚੋਂ ਗੁਣ ਗਵਾਚ ਗਏ ਤੂੰ ਰਹਿ ਗੁਰਦੁਆਰੇ ਪਾਵੇਂ ਸਰੋਵਰ ਦੇ ਵਿੱਚ ਨਹਾ ਨਾ ਜਿੰਨਾ ਮਰਜ਼ੀ ਨਾਲ ਹੈ ਜਿੰਨਾ ਮਰਜ਼ੀ ਗੁਰਦੁਆਰੇ ਰਹਿ ਲੈ ਜੇ ਰੱਬ ਦੇ ਗੁਣ ਤੇਰੀ ਜ਼ਿੰਦਗੀ ਤੋਂ ਗਵਾਚ ਗਏ ਤੇ ਰੱਬ ਤੇ ਗਵਾਚ ਗਿਆ ਤੇ ਗੁਣ ਆਪਣੀ ਜ਼ਿੰਦਗੀ 'ਚ ਲੈ ਆ ਆਨੰਦ ਨਾਲ ਹੀ ਆ ਜਾਣਾ ਆਨੰਦ ਪਾਇਆ ਮੇਰੀ ਮਾਏ ਆਨੰਦ ਨਾਲ ਹੀ ਆਜੂ ਜੇ ਗੁਣ ਆ ਗਏ ਆ ਗੁਣ ਨੇ ਜਿਹੜੇ ਵਿਖਣੇ ਨੇ ਵੀ ਹੈਗੇ ਮੇਰੇ ਅੰਦਰ ਹੀ ਨੇ ਗਵਾਚੇ ਪਏ ਐ ਹੋਰ ਹੀ ਕੁਝ ਕੂੜ ਕਬਾੜ ਇਕੱਠਾ ਹੋਇਆ ਫਿਰਦਾ ਮੇਰੇ ਅੰਦਰ ਹੀ ਨੇ ਗੁਣ ਗਵਾਚ ਗਏ ਲੱਭ ਟੈਨਸ਼ਨ ਪਾ ਇਹਦੀ ਦਿਮਾਗ ਤੇ ਜਿਵੇਂ ਫੋਨ ਦੀ ਪਾ ਲੈਣਾ ਹਾਏ ਕਿੱਧਰ ਗਿਆ ਓਏ ਇਹ ਕਰਦੇ ਨਹੀਂ ਆਪਾਂ ਕਿੱਧਰ ਗਿਆ ਕਿਵੇਂ ਬੋਝ ਪੈਦਾ ਲੱਭ ਜੇ ਹੁਣ ਕਿਸੇ ਚੀਜ਼ ਦਾ ਵਸਾ ਥੋੜਾ ਖਾਂਦਾ ਹੈ ਮਿੰਟ ਵੀ ਵਸਾ ਖਾਣੇ ਆਪਾਂ ਕਿਤੇ ਹਰ ਵੇਲੇ ਪਹਿਲਾਂ ਵੇਖਦੇ ਵੀ ਹੈਗਾ ਓਏ ਵੇਖੀਏ ਐਦਾਂ ਹੀ ਵੇਖਿਆ ਕਰੋ ਵੀ ਇੱਕ ਮੈਂ ਸਾਰਿਆਂ ਨੂੰ ਸਮਝਦਾ ਹੈ ਮੇਰੇ ਜੇ ਗੁਣ ਮੈਂ ਸੱਚਾ ਹੋ ਗਿਆ ਦਰਦਾ ਕੀ ਬਣਾਇਆ ਮੈਂ ਜ਼ਿੰਦਗੀ 'ਚ ਕੀਤਾ ਕੀ ਹੈ ਦਰਦਾ ਤੇ ਨਹੀਂ ਕਿਸੇ ਹੋਰ ਤੋਂ ਰੱਬ ਤੋਂ ਬਿਨਾ ਰੱਬ ਤੋਂ ਬਿਨਾ ਡਰਦਾ ਤੇ ਨਹੀਂ ਨਿਰਭਉ ਹਾਂ ਮੈਂ ਲੈ ਕਿੱਥੇ ਬਿੱਲੀਆਂ ਤੋਂ ਡਰਦਾ ਮੈਂ ਤੇ ਬਿੱਲੀ ਲੰਘ ਜਾਂਦੀ ਉਸ ਵੇਲੇ ਅੱਜ ਨਹੀਂ ਜਾਣਾ ਬਿੱਲੀ ਲੰਘ ਗਈ ਛਿੱਕ ਮਾਰਤੀ ਕਿਸੇ ਨੇ ਨਾ ਅੱਜ ਨਹੀਂ ਜਾਣਾ ਛਿੱਕ ਮਾਰਤੀ ਮੈਂ ਤੇ ਡਰੋਕਲ ਟੂਣਾ ਕਿਸੇ ਨੇ ਕੀਤਾ ਨਾਰੀਅਲ ਧਰਤਾ ਸੰਧੂਰ ਜਾ ਲਾ ਕੇ ਮੈਂ ਡਰ ਜੰਨਾ ਵੀ ਹਾਏ ਨਾਰੀਅਲ ਰੱਖਿਆ ਪਿਆ ਮੈਂ ਨਹੀਂ ਲੰਘਣਾ ਟੂਣਾ ਕਰਤਾ ਕਿਸੇ ਨੇ ਟੂਣਾ ਚੱਲਦਾ ਟੂਣੇ ਟਾਣੇ ਕੋਈ ਨਹੀਂ ਚੱਲਦੇ ਜੇ ਤੂੰ ਡਰ ਗਿਆ ਤੇ ਅਗਲੇ ਦਾ ਚੱਲ ਗਿਆ ਜੇ ਤੂੰ ਨਾ ਡਰਿਆ ਕੋਈ ਨਹੀਂ ਚੱਲਿਆ ਪੜੋ ਡਾਕਟਰ ਡਾਕਟਰਾਂ ਨੂੰ ਵੇਖੋ ਡਾਕਟਰ ਕਹਿੰਦੇ ਆ ਬਾਹਰਲੇ ਕਹਿੰਦੇ ਐ ਸਾਇੰਸ ਨੂੰ ਪੁੱਛ ਲੋ ਕਹਿੰਦੇ 98 99% ਬੰਦੇ ਦਹਿਲ ਕੇ ਮਰ ਜਾਂਦੇ ਆ 1% ਸੱਪ ਲੜਨ ਨਾਲ ਮਰਦੇ ਆ 99 ਦੇ ਐਂ ਮਰ ਜਾਂਦੇ ਹਾਏ ਮੇਰੇ ਸੱਪ ਲੜ ਗਿਆ ਇਹ ਸੋਚ ਕੇ ਹੀ ਮਰ ਜਾਂਦੇ ਅਟੈਕ ਹੋ ਕੇ ਮਰਦੇ ਆ ਜਦੋਂ ਸੱਪ ਲੜਦਾ ਹੈ ਦੇਲ ਜਾਂਦੇ ਵੀ ਮੈਂ ਨਹੀਂ ਬਚਦਾ ਸੱਪ ਨਾਲ ਨਹੀਂ ਮਰਦੇ ਜ਼ਹਿਰ ਨਾਲ ਨਹੀਂ ਮਰਦੇ ਦੇਲ ਕੇ ਮਰਦੇ ਆ ਸੱਪ ਨਹੀਂ ਬੰਦੇ ਨੂੰ ਮਾਰਦਾ ਡਰ ਮਾਰਦਾ ਤੜਫੀ ਜਾਵੇ ਕਰੰਟ ਵਾਲੀ ਤਾਰ ਡਿੱਗ ਪਈ ਉੱਤੇ ਤਾਰ ਡਿੱਗ ਪਈ ਬਸ ਬਸ ਇਹ ਮਰਨ ਨਹੀਂ ਲੱਗਿਆ ਸੀ ਉਹ ਚੇਤਾ ਆ ਗਿਆ ਵੀ ਆਪਣਾ ਤਾਂ ਟਰਾਂਸਫਾਰਮ ਹੀ ਹੈ ਨਹੀਂ ਲਾਈਟ ਤੇ ਹੈ ਹੀ ਨਹੀਂ ਗਈ ਇਹਨਾਂ ਦੀ ਉਹ ਕਹਿੰਦਾ ਓਹੋ ਲੈ ਮੈਂ ਤੇ ਮਾਰੀ ਚੱਲਿਆ ਸੀ ਚੇਤਾ ਆ ਗਿਆ ਵੀ ਲਾਈਟ ਤੇ ਹੈ ਹੀ ਨਹੀਂ ਉਵੇਂ ਹੀ ਤੜਫੀ ਜਾਵੇ ਮੈਂ ਗਿਆ ਬਸ ਤਾਰ ਡਿੱਗ ਪਈ ਮੇਰੇ ਉੱਤੇ ਤੇ ਬਿਜਲੀ ਆ ਭਾਵ ਸਾਡਾ ਅਸੀਂ ਡਰੇ ਹੋਏ ਲੋਕ ਹਾਂ ਇਹਨਾਂ ਤਾਰਾਂ ਜੀਆਂ ਐਂ ਡਿੱਗੀ ਹੁਣ ਇਹਦੇ ਵਿੱਚ ਹੈ ਕੁਝ ਨਹੀਂ ਨਾ ਨਾਰੀਅਲਾਂ 'ਚ ਕੁਝ ਹੈ ਨਾ ਛਿੱਕਾਂ 'ਚ ਕੁਝ ਹੈ ਨਾ ਨਿੰਬੂ ਮਰਚਾਂ ਜੀਆਂ 'ਚ ਕੋਈ ਚੁੱਕੀ ਫਿਰਦੇ ਨੇ ਲੋਕ ਹੈ ਕੁਝ ਨਹੀਂ ਆਪਾਂ ਐਵੇਂ ਹੀ ਡਰੇ ਹੋਏ ਆ ਡਰੋਕਲ ਬੰਦੇ ਆ ਭਾਈ ਇਸ ਕਰਕੇ ਨਿਰਭਉ ਬਣ ਕੇ ਫਿਰ ਆਪਾਂ ਗੁਣ ਤੇ ਗਵਾਚ ਗਿਆ ਨਿਰਭਉ ਨਿਰਵੈਰ ਵੈਰ ਸਾਰਿਆਂ ਨਾਲ ਵਿੱਢੀ ਫਿਰਦੇ ਆ ਇਹ ਤੇ ਗਵਾਚ ਗਿਆ ਕੌਣ ਅਕਾਲ ਮੂਰਤ ਕਾਲ ਦਾ ਤੇ ਸਾਡੇ ਉੱਤੇ ਅਸਰ ਹੁੰਦਾ ਹੈ ਮੈਂ ਗੁਰਦੁਆਰੇ ਜਾਣਾ ਭਗਤ ਬਣ ਜਾਣਾ ਜਦੋਂ ਮੈਂ ਘਰ ਚ ਹੁੰਨਾ ਜਦੋਂ ਮੈਂ ਟੀਵੀ ਅੱਗੇ ਬੈਠਾ ਹੁੰਦਾ ਉਦੋਂ ਮੈਂ ਹੋਰ ਹੀ ਕੁਝ ਬਣ ਜਾਂਦਾ ਜਦੋਂ ਮੈਂ ਗਾਉਣ ਵਾਲਿਆਂ ਨੂੰ ਸੁਣਦਾ ਮੈਂ ਹੋਰ ਹੀ ਕੁਝ ਬਣ ਜਾਂਦਾ ਸ਼ਰਾਬੀਆਂ ਯਾਰਾਂ 'ਚ ਬਹਿ ਕੇ ਮੈਂ ਉਦਾਂ ਦਾ ਬਣ ਜਾਂਦਾ ਭਾਈ ਅਕਾਲ ਮੂਰਤ ਬਣੋ ਟਾਈਮ ਲੈਸਨੈਸ ਟਾਈਮ ਦਾ ਅਸਰ ਨਾ ਹੋਵੇ ਸਮੇਂ ਦਾ ਅਸਰ ਨਾ ਹੋਵੇ ਕਾਲ ਦਾ ਅਸਰ ਨਾ ਹੋਵੇ ਉਹਨੂੰ ਕਹਿੰਦੇ ਅਕਾਲ ਜਿਹਦੇ ਤੇ ਕਾਲ ਦਾ ਅਸਰ ਨਾ ਹੋਵੇ ਰੱਬ ਤੇ ਕਾਲ ਦਾ ਕੋਈ ਅਸਰ ਨਹੀਂ ਤੇ ਤੂੰ ਰੱਬ ਹੈ ਰੱਬ ਦਾ ਰੱਬ ਤੇਰੇ ਵਿੱਚ ਹੈ ਤੇਰੇ ਉੱਤੇ ਸਮੇਂ ਦਾ ਅਸਰ ਹੁੰਦਾ ਹੈ ਤਾਂ ਮਤਲਬ ਤੂੰ ਰੱਬ ਤੋਂ ਟੁੱਟ ਚੁੱਕਿਆ ਹੈ ਰੱਬ ਨਾਲ ਜੁੜ ਜਾ ਸਮੇਂ ਦਾ ਕੋਈ ਅਸਰ ਨਹੀਂ ਹੋਏਗਾ ਤੇਰੇ ਤੇ ਰੱਬ ਤੇਰੇ ਵਿੱਚ ਹੈ ਲਓ ਜੀ ਹੁਣ ਗੱਲ ਚੱਲਦੀ ਹੈ ਅਕਾਲ ਮੂਰਤ ਅੱਗੇ ਅਜੂਨੀ ਅਜੂਨੀ ਜੂਨਾ ਤੋਂ ਰਹਿਤ ਪਰਮਾਤਮਾ ਜੂਨਾ ਵਿੱਚ ਨਹੀਂ ਪੈਂਦਾ ਪਰਮਾਤਮਾ ਜੂਨਾ ਵਿੱਚ ਨਹੀਂ ਪੈਂਦਾ ਤੇ ਪਰਮਾਤਮਾ ਕਿੱਥੇ ਰਹਿੰਦਾ ਹੈ ਆਪਣੇ ਵਿੱਚ ਰਹਿੰਦਾ ਹੈ ਤੇ ਮੈਂ ਜੂਨਾ ਵਿੱਚ ਪੈਣਾ ਰੱਬ ਤੇ ਜੂਨਾ 'ਚ ਪੈਂਦਾ ਨਹੀਂ ਪਰ ਮੈਂ ਪੈਂਦਾ ਇਹ ਗੁਣ ਨੂੰ ਲੱਭੋ ਤੇ ਜੂਨਾ ਵਿੱਚ ਕਿਵੇਂ ਪੈਣਾ ਹੁੰਦਾ ਇਹ ਨਹੀਂ ਬੰਦਾ ਸ਼ਰੀਰ ਕਰਕੇ ਕੁੱਤਾ ਗਧਾ ਬਣਦਾ ਹੈ ਬੰਦਾ ਬਿਰਤੀ ਕਰਕੇ ਕੁੱਤਾ ਗਧਾ ਬਣ ਜਾਂਦਾ ਹੈ ਮੈਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਨਾ ਵੀ ਇਨਸਾਨੀਅਤ ਤੋਂ ਗਿਰ ਗਿਆ ਤੇ ਗਧਾ ਬਣ ਗਿਆ ਇਨਸਾਨੀਅਤ ਤੋਂ ਗਿਰ ਕੇ ਕੁੱਤਿਆਂ ਵਾਲੇ ਕੰਮ ਕਰਦਾ ਹੈ ਗਧਿਆਂ ਵਾਲੇ ਕੰਮ ਕਰਦਾ ਹੈ ਸੂਰਾਂ ਵਾਲੇ ਕੰਮ ਕਰਦਾ ਹੈ ਸੱਪ ਵਾਂਗੂ ਹਰ ਵੇਲੇ ਵਿਸ ਘੋਲਦਾ ਰਹਿੰਦਾ ਹੈ ਹਰ ਬਿਸਰਤ ਸਦਾ ਖੁਆਰੀ ਤਾਕੋ ਧੋਖਾ ਕਹਾਂ ਵਿਆਪੈ ਜਾਕੋ ਓਟ ਤੁਹਾਰੀ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਨਾਨਕ ਤਿਸ ਬਲਿਹਾਰੀ ਬਲਿਹਾਰੇ ਜਾਈਏ ਜਿਹੜਾ ਰੱਬ ਨਾਲ ਜੁੜਿਆ ਗੁਣ ਪ੍ਰਗਟ ਕੀਤੇ ਜਿਨੇ ਆਪਣੇ ਆਪ ਚੋਂ ਗੁਣ ਨਿਧਾਨ ਗੁਣ ਤਿੰਨ ਹੀ ਗਾਏ ਉਹਨੇ ਗੁਣੀ ਨਿਧਾਨ ਮਾਲਕ ਦੇ ਗੁਣ ਗਾਏ ਜਿਨ੍ਹਾਂ ਨੇ ਗੁਣ ਆਪਣੇ ਆਪ ਚੋਂ ਪ੍ਰਗਟ ਕੀਤੇ ਤੇ ਜਿਹੜੇ ਬੰਦੇ ਨੇ ਗੁਣ ਪ੍ਰਗਟ ਨਹੀਂ ਕੀਤੇ ਰੱਬ ਨਾਲੋਂ ਟੁੱਟ ਕੇ ਖੁਆਰ ਹੋਏਗਾ ਹਰ ਬਿਸਰਤ ਸਦਾ ਖੁਆਰੀ ਕੋ ਤੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਸੱਪ ਵਾਲੀ ਉਮਰ ਭੋਗਦਾ ਕਹਿੰਦੇ ਹੋ ਰੱਬ ਨਾਲੋਂ ਟੁੱਟਿਆ ਸੱਪ ਹੈ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ ਪਸ਼ੂ ਹੈ ਉਹ ਬੰਦਾ ਗਧਾ ਹੈ ਉਹ ਬੰਦਾ ਗਿਆਨ ਨਾਲੋਂ ਟੁੱਟ ਕੇ ਗਧਾ ਹੈ ਬਾਹਰ ਵਾਲੇ ਕੁੱਤੇ ਗਧੇ ਮਾੜੇ ਨਹੀਂ ਅੰਦਰ ਵਾਲੇ ਮਾੜੇ ਨੇ ਬੰਦਾ ਅੰਦਰੋਂ 84 ਚ ਨਾ ਪਵੇ ਬਾਹਰ ਵਾਲੀ 84 ਮਾੜੀ ਨਹੀਂ ਭਾਈ ਬਾਹਰ ਵਾਲੀ 84 ਕੋਈ ਨਹੀਂ ਮਾੜੀ ਅੰਦਰ ਨਹੀਂ ਅੰਦਰੋਂ ਬੰਦਾ 84 ਦੇ ਗੇਟ 'ਚ ਨਾ ਪਵੇ ਜੇ ਮੇਰੇ ਚੇਤਾ ਰਿਹਾ ਮੈਂ ਕੱਲ ਦੁਬਾਰਾ ਇਸ ਟੌਪਿਕ ਤੇ ਗੱਲ ਕਰਾਂਗਾ ਵੀ 84 ਜਿਹੜੀ ਹੈ ਬਾਹਰ ਵਾਲੀ ਮਾੜੀ ਨਹੀਂ ਅੰਦਰ ਵਾਲੀ ਮਾੜੀ ਹੈ ਮਰਨ ਤੋਂ ਬਾਅਦ ਦੀ 84 ਦੀ ਗੱਲ ਨਹੀਂ ਜਿਉਂਦੇ ਜੀ 84 ਚ ਨਾ ਪਿਓ ਇਸ ਟੌਪਿਕ ਤੇ ਮੈਂ ਕੱਲ ਗੱਲ ਕਰਾਂਗਾ ਆਪਾਂ ਹੁਣ ਆ ਕਰ ਲਈਏ ਪੂਰਾ ਅਜੂਨੀ ਜੂਨਾ ਤੋਂ ਬਚ ਜੋ ਸੈ ਭੰਗ ਇਹ ਲਾਸਟ ਗੁਣ ਹੈ ਪਹਿਲਾ ਕਿਹੜਾ ਹੈ ਇੱਕ ਓੰਕਾਰ ਇੱਕ ਬਣੋ ਸਤਨਾਮ ਸੱਚੇ ਬਣੋ ਕਰਤਾ ਪੁਰਖ ਕੁਛ ਨਾ ਕੁਛ ਕ੍ਰੀਏਟ ਕਰੋ ਆਪਣੀ ਜ਼ਿੰਦਗੀ ਵਿੱਚ ਖੋਜ ਕਰੋ ਨਿਰਭਉ ਨਿਰਵੈਰ ਅਕਾਲ ਮੂਰਤ 6 ਗੁਣ ਹੋ ਗਏ ਅਜੂਨੀ 7 ਸੈ ਭੰਗ 8 8 ਗੁਣ ਸੈ ਭੰਗ ਦਾ ਮਤਲਬ ਕੀ ਹੈ ਆਪਣੇ ਆਪ ਤੋਂ ਪ੍ਰਕਾਸ਼ ਹੋਣਾ ਭਾਵ ਕਿ ਆਪਣੇ ਪੈਰਾਂ ਤੇ ਖੜੇ ਹੋਣਾ ਸਿੱਧਾ ਜਿਹਾ ਅਰਥ ਹੈ ਰੱਬ ਨੂੰ ਕਿਸੇ ਨੇ ਰੱਬ ਰੱਬ ਕਿਸੇ ਦੇ ਸਹਾਰੇ ਤੇ ਨਹੀਂ ਖੜਾ ਇਹਦਾ ਸਿੱਧਾ ਅਰਥ ਹੈ ਆਪਣੇ ਸਹਾਰੇ ਤੇ ਖੜਾ ਹੈ ਇਹਦਾ ਅਰਥ ਇਹ ਬਣ ਗਿਆ ਆਪਣੀ ਜ਼ਿੰਦਗੀ ਵਿੱਚ ਆਪਣੇ ਸਹਾਰੇ ਤੇ ਖੜਾ ਰਹਿਣਾ ਹੈ ਲੋਕਾਂ ਦੇ ਸਹਾਰੇ ਨਹੀਂ ਤੱਕਣੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਵੇਂ ਹੋਰ ਖੋਲੋ ਹੋ ਐਦਾਂ ਬਈ ਆਪਣੀ ਜ਼ਿੰਦਗੀ 'ਚ ਆਪਣਾ ਘਰ ਬਣਾਉਣਾ ਹੈ ਆਪ ਆਪਣੀ ਮਿਹਨਤ ਨਾਲ ਆਪਣਾ ਘਰ ਬਣਾਉਣਾ ਆਪਣੀ ਮਿਹਨਤ ਨਾਲ ਸਾਈਕਲ ਖਰੀਦਣਾ ਹੈ ਆਪਣੀ ਮਿਹਨਤ ਨਾਲ ਮੋਟਰਸਾਈਕਲ ਖਰੀਦਣਾ ਹੈ ਆਪਣੀ ਮਿਹਨਤ ਨਾਲ ਗੱਡੀਆਂ ਖਰੀਦਣੀਆਂ ਨੇ ਭਾਵ ਕਿ ਸਾਰੀ ਜ਼ਿੰਦਗੀ ਲੋਕਾਂ ਦੇ ਮਾਂ-ਪਿਓ ਦੇ ਆਸਰੇ ਹੀ ਨਹੀਂ ਰਹਿਣਾ ਰੱਬ ਦੇ ਰੱਬ ਤੇਰੇ ਵਿੱਚ ਹੈ ਪਰਮਾਤਮਾ ਕਿਸੇ ਦੇ ਆਸਰੇ ਨਹੀਂ ਤੇ ਰੱਬ ਨੇ ਤੈਨੂੰ ਵੱਖਰਾ ਬਣਾਇਆ ਹੈ ਰੱਬ ਤੇਰੇ ਵਿੱਚ ਹੈ ਤੂੰ ਵੀ ਕਿਸੇ ਦੇ ਆਸਰੇ ਨਹੀਂ ਪਰਮਾਤਮਾ ਨਾਲ ਜੁੜ ਤੇ ਆਪਣੀ ਜ਼ਿੰਦਗੀ ਵਿੱਚ ਮਿਹਨਤ ਕਰਕੇ ਆਪਣੇ ਘਰ ਆਪ ਬਣਾ ਆਖੋ ਸਤਨਾਮ ਸ੍ਰੀ ਵਾਹਿ ਕਿੰਨਿਆਂ ਨੇ ਬਣਾ ਲਏ ਵੇਖੋ ਆਪਣੇ ਆਪ ਹੀ ਬਣਾਉਂਦੇ ਪਰ ਕਈ ਬੰਦੇ ਸਾਰੀ ਜ਼ਿੰਦਗੀ ਸਹਾਰਾ ਹੀ ਤੱਕਦੇ ਰਹਿੰਦੇ ਆਪਣੀ ਗੱਡੀ ਨਹੀਂ ਲੈ ਆਪ ਨਹੀਂ ਲੈਣੀ ਕਹਿੰਦੇ ਦਾਜ ਚ ਮਿਲੇ ਆਪਣੀ ਮੋਟਰਸਾਈਕਲ ਕਹਿੰਦੇ ਦਾਜ ਚ ਮਿਲੇ ਆਪ ਨਹੀਂ ਸਮਾਨ ਲੈਣਾ ਲੋਕੀ ਦੇਣ ਮੈਨੂੰ ਸਹਾਰੇ ਤੱਕਦਾ ਹੈ ਨਾ ਆਪਣੇ ਸਹਾਰੇ ਪਰਮਾਤਮਾ ਆਪ ਖੜਾ ਹੈ ਪਰਮਾਤਮਾ ਤੇਰੇ ਵਿੱਚ ਹੈ ਆਪਣੇ ਸਹਾਰੇ ਤੇ ਖੜਾ ਹੋ ਆਪਣੀ ਮਿਹਨਤ ਕਰ ਇਹ ਹੈ ਸੈ ਭੰਗ ਇਹ ਰੱਬੀ ਗੁਣ ਨੇ ਤੇ ਜਿਹੜੇ ਇਹ ਰੱਬੀ ਗੁਣ ਨੇ ਇਹ ਪ੍ਰਗਟ ਕਿਵੇਂ ਹੁੰਦੇ ਆ ਜੀ ਸੈ ਭੰਗ ਉਦੋਂ ਬਾਅਦ ਗੁਰ ਗੁਰੂ ਦੀ ਕਿਰਪਾ ਨਾਲ ਇਹ ਤੇਰੇ ਵਿੱਚ ਪ੍ਰਗਟ ਹੋ ਜਾਣਗੇ ਬਾਹਰ ਆਉਣਗੇ ਜੀ ਰੱਬ ਦੇ ਗੁਣ ਆਪਣੀ ਜ਼ਿੰਦਗੀ ਵਿੱਚੋਂ ਪ੍ਰਗਟ ਕਰੋ ਦਿਸਣ ਗੁਣ ਦਿਸਣੇ ਚਾਹੀਦੇ ਆ ਉਹ ਵੱਖਰੇ ਸੁਭਾਅ ਬਦਲ ਜਾਂਦਾ ਸੁਭਾਅ ਬਦਲੇਗਾ ਜੀ ਨੱਕ ਮੂੰਹ ਮੱਥਾ ਇਹੋ ਹੀ ਰਹਿਣਾ ਹੈ ਪਰ ਸੁਭਾਅ ਬਦਲੇਗਾ ਰੱਬ ਦੇ ਗੁਣ ਤੇਰੇ ਵਿੱਚੋਂ ਝਲਕਣਗੇ ਬਸ ਜਦੋਂ ਗੁਣ ਦਿਸਣਗੇ ਐ ਲੱਗੂ ਵੀ ਰੱਬ ਵਰਗਾ ਹੀ ਹੈ ਉਹ ਤੇ ਸਾਈਂ ਵਰਗੇ ਨਜ਼ਰ ਆਉਂਦੇ ਜੀ ਪੜਦੇ ਨਾ ਆਪਾਂ ਅੱਗੇ ਵੀ ਕਈ ਵਾਰੀ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ ਭੇਦ ਨਾ ਜਾਣੋ ਮੂਲ ਸਾਈਂ ਦੇਹਿਆ ਉਹ ਸਾਈਂ ਵਰਗੇ ਨੇ ਸਾਈਂ ਵਰਗੇ ਨੇ ਭੇਦ ਨਾ ਜਾਣੋ ਭੇਦ ਨਾ ਜਾਣੋ ਸਾਈਂ ਵਰਗੇ ਸਾਈ ਵਰਗੇ ਨੇ ਨਾ ਜਾਣੋ ਭੇਦ ਨਾ ਜਾਣੋ ਸਾਈ ਵਰਗੇ ਨਾ ਜਾਣੋ ਮੂਲ ਸਾਈਂ ਜੀ ਗੁਰ ਕਿਰਪਾ ਗੁਰੂ ਦੀ ਕਿਰਪਾ ਹੋ ਜਾ ਜਿਹਨਾਂ ਜਹ ਨਰਕੋ ਕੀਨੀ ਤੈ ਇਹ ਜੁਗਤ ਪਛਾਨੀ ਉਹਨਾਂ ਨੇ ਜੁਗਤੀ ਮੈਥਡ ਸਮਝਿਆ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਆਪਣੇ ਗੁਣਾਂ ਦੇ ਵਿੱਚ ਗੁਣਾਂ ਨੂੰ ਲੱਭੋ ਆਪਣੀ ਜ਼ਿੰਦਗੀ 'ਚੋਂ ਰੱਬ ਲੱਭ ਗਿਆ ਜਿਨੇ ਆਪਣੇ ਆਪ 'ਚੋਂ ਗੁਣ ਲੱਭ ਲਏ ਰੱਬ ਲੱਭ ਲਿਆ ਤੇ ਰੱਬ ਦੇ ਆ ਗੁਣ ਨੇ ਜ਼ਿੰਦਗੀ 'ਚੋਂ ਹੀ ਲੱਭਣੇ ਨੇ ਸਾਡੇ 'ਚੋਂ ਹੀ ਲੱਭਣੇ ਨੇ ਬਾਹਰੋਂ ਨਹੀਂ ਲੱਭਣੇ ਕਿਦੋਂ ਸਾਡੇ ਚੋਂ ਲੱਭਣਗੇ ਦਰਖਤ ਵਿੱਚ ਤੇ ਦਰਖਤ ਵਾਲੇ ਗੁਣ ਹੈ ਨੇ ਜੋ ਹੋਣੇ ਚਾਹੀਦੇ ਆ ਕੁੱਤੇ 'ਚ ਤੇ ਕੁੱਤੇ ਵਾਲੇ ਗੁਣ ਹੈ ਨੇ ਗਧੇ 'ਚ ਗਧੇ ਵਾਲੇ ਹੈ ਨੇ ਗੁਣ ਪਰ ਸਾਡੇ 'ਚ ਸਾਡੇ ਗੁਣ ਬਸ ਪ੍ਰਗਟ ਹੋ ਜਾਣ ਇਹਦੀ ਲੋੜ ਹੈ ਬਸ ਸਾਨੂੰ ਹੀ ਬੰਦੇ ਬਣਾਉਣ ਦੀ ਲੋੜ ਹੈ ਭਾਈ ਬਾਕੀ ਤੇ ਸਾਰਾ ਕੁਝ ਠੀਕ ਹੀ ਚੱਲ ਰਿਹਾ ਬਾਹਰ ਵਾਲਾ ਸਿਸਟਮ ਤੇ ਸਭ ਕੁਝ ਠੀਕ ਚੱਲਦਾ ਹੈ ਸਾਨੂੰ ਅਸੀਂ ਬੰਦੇ ਬਣੀਏ ਤੇ ਮੈਂ ਬੇਨਤੀ ਪਹਿਲਾਂ ਕਰ ਚੁੱਕਿਆ ਸ਼ੁਰੂ ਵਿੱਚ ਕਿ ਬੰਦਾ ਹੀ ਹੈ ਦੇਵੀ ਗੁਣ ਆਪਣੀ ਜ਼ਿੰਦਗੀ 'ਚ ਲੈ ਲੈ ਆਵੇ ਦੇਵਤਾ ਬਣ ਸਕਦਾ ਹੈ ਤੇ ਜਦੋਂ ਜ਼ਿੰਦਗੀ ਵਿੱਚੋਂ ਗੁਣ ਚਲੇ ਜਾਣ ਕੁੱਤਿਆਂ ਗਧਿਆਂ ਵਾਲੇ ਕੰਮ ਲੱਗ ਪੈਂਦਾ ਕਰਨ ਇਹ ਫਿਰ ਪਸ਼ੂ ਵੀ ਬਣ ਸਕਦਾ ਹੈ ਸਰੀਰ ਬੰਦੇ ਦਾ ਵੇਖਣ ਨੂੰ ਬੰਦਾ ਪਰ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨਰਾ ਤੇ ਇਹਨੂੰ ਸਵਾਰਨ ਦਾ ਤਰੀਕਾ ਹੀ ਇੱਕੋ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਸੋ ਸੁੱਕਾ ਹੋਇਆ ਮਨ ਹਰਾ ਭਰਾ ਹੋਵੇ ਰੌਣਕ ਲੱਗੇ ਜੀ ਰੌਣਕ ਮਨ 'ਚ ਰੌਣਕ ਲੱਗ ਗਈ ਬਾਹਰ ਤੇ ਆਪੇ ਹੋ ਜਾਣਾ ਸਾਰਾ ਕੁਝ ਠੀਕ ਅੰਦਰੋਂ ਆਨੰਦ 'ਚ ਰਹੀਏ ਖੇੜੇ 'ਚ ਰਹੀਏ ਖੁਸ਼ ਰਹੀਏ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਹਾਸੰਦਿਆਂ ਖੇਲੰਦਿਆਂ ਪੈ ਨੰਦਿਆਂ ਖਾ ਬੰਦਿਆਂ ਵਿੱਚੇ ਹੋਵੇ ਮੁਕਤ ਸੋ ਗੁਰੂ ਸਾਹਿਬ ਕਿਰਪਾ ਕਰਨ ਸੰਗਤ ਨੂੰ ਬੇਨਤੀ ਹੈ ਜੀ ਪਹਿਲੀ ਬੇਨਤੀ ਤੇ ਇਹ ਹੈ ਵੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਮਨ ਬਣਾਓ ਨਾਮ ਲਿਖਾਓ ਪ੍ਰਬੰਧਕਾਂ ਦੇ ਪਾਸ ਪ੍ਰਬੰਧਕਾਂ ਕੋਲ ਆਪਣੇ ਨਾਮ ਲਿਖਾਓ ਪਰਸੋਂ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਗੁਰਦੁਆਰਾ ਸਾਹਿਬ ਦੇ ਵਿੱਚ ਵੀਰਾਂ ਭਰਾਵਾਂ ਨੂੰ ਬਜ਼ੁਰਗਾਂ ਨੂੰ ਭੈਣਾਂ ਨੂੰ ਸਭ ਨੂੰ ਹੀ ਬੇਨਤੀ ਹੈ ਵੀ ਨਾਮ ਲਿਖਾਓ ਇਹਦੇ ਸਬੰਧ ਵਿੱਚ ਆਪਾਂ ਕੱਲ ਨੂੰ ਬੇਨਤੀਆਂ ਕਰਾਂਗੇ ਪਰ ਵੱਧ ਤੋਂ ਵੱਧ ਤਿਆਰੀ ਕਰੋ ਮੇਰੇ ਵੀਰ ਜਿਹੜੇ ਨੌਜਵਾਨ ਨੇ ਹੌਲੀ ਹੌਲੀ ਭਾਈ ਦਸਤਾਰਾਂ ਬੰਨਣੀਆਂ ਸ਼ੁਰੂ ਕਰੋ ਸਿੰਘੋ ਦਾੜੀਆਂ ਰੱਖੋ ਕੇਸ ਰੱਖੋ ਕੈਮ ਜੇ ਹੋਵੋ ਥੋੜੇ ਜੇ ਕੋਈ ਨਹੀਂ ਮਨ ਬਣਾਓ ਕੈਮ ਹੋ ਜਾ ਸੋਹਣੇ ਲੱਗੀਦਾ ਜੀ ਦਸਤਾਰਾਂ ਬਾਹਰੀ ਬਾਹਰੀ ਰੂਪ ਵੀ ਸਾਡਾ ਸੋਹਣਾ ਲੱਗਣਾ ਚਾਹੀਦਾ ਬਾਹਰੀ ਰੂਪ ਵੀ ਜਿਹੜਾ ਨਾ ਉਹ ਸਾਡਾ ਸੋਹਣਾ ਲੱਗਣਾ ਚਾਹੀਦਾ ਕਈ ਕਹਿੰਦੇ ਜਜ਼ਬਾ ਤੇ ਬਹੁਤ ਹੈ ਸਾਡੇ ਵਿੱਚ ਬਾਹਰੋਂ ਨਹੀਂ ਜਜ਼ਬੇ ਦੀ ਕੋਈ ਕਮੀ ਨਹੀਂ ਦੇਰੇ ਚ ਮੱਝ ਦੁੱਧ ਬਹੁਤ ਦਿੰਦੀ ਹੈ ਕੋਈ ਕਮੀ ਨਹੀਂ ਭਾਈ 20 ਕਿਲੋ ਦਿੰਦੀ 10 ਕਿਲੋ ਇੱਕ ਟਾਈਮ ਦਾ ਪਰ ਭਾਸ਼ਾ ਕਹਿਣਾ ਪੈਗਾ ਮਾਫੀ ਮੰਗ ਕੇ ਕਹਿਣਾ ਜੀ ਪੂਛ ਵੱਡੀ ਹੋਈ ਹੈ ਤੇ ਰੇਟ ਅੱਧਾ ਹੀ ਲੱਗਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਧਾ ਹੀ ਰੇਟ ਲੱਗਦਾ ਦੁੱਧ ਤੇ ਬਹੁਤ ਵਧੀਆ ਹੈ ਕਮੀ ਕੋਈ ਨਹੀਂ ਜਜ਼ਬੇ 'ਚ ਕੋਈ ਕਮੀ ਨਹੀਂ ਤੇਰੇ 'ਚ ਪਿਆਰ ਬਥੇਰਾ ਹੈ ਪਰ ਭਾਈ ਜੇ ਹੁਣ ਦੁੱਧ ਵੀ ਵਧੀਆ ਦਿੰਦੀ ਹੋਵੇ ਤੇ ਸਿੰਘ ਵੀ ਟੁੱਟਿਆ ਹੋਇਆ ਨਾ ਹੋਵੇ ਜਿੱਦਾਂ ਦੀ ਹੋਣੀ ਚਾਹੀਦੀ ਉਵੇਂ ਹੀ ਹੋਵੇ ਪੂਛ ਵੀ ਲੰਡੀ ਕਹਿ ਦਿੰਨੇ ਆਪਾਂ ਮਾਫ ਕਰਨਾ ਸ਼ਬਦ ਕਹਿਣਾ ਪੈ ਗਿਆ ਵੀ ਓਹੋ ਪੂਛ ਵੀ ਸਹੀ ਹੋਵੇ ਉਹਦੀ ਫਿਰ ਲੈ ਪੂਛ ਪਿੱਛੇ ਇੰਨੀ ਕੋ ਹੋਵੇ ਅਗਲਾ ਕਹੇ ਦੁੱਧ ਵੀ ਉਹ ਕਹਿੰਦੇ ਅੱਧਾ ਹੀ ਰੇਟ ਲੱਗਣਾ ਹੈ ਵੀ ਤਾਂ 10 ਪੂਛ ਤੋਂ ਕੀ ਲੈਣਾ ਤਾਂ ਪੀਣਾ ਤਾਂ ਦੁੱਧ ਪੀਣਾ ਤੇ ਦੁੱਧ ਆ ਫਿਰ ਕਹਿੰਦੇ ਨਾ ਨਾ ਨਾ ਸਾਰਾ ਕੁਝ ਹੀ ਚਾਹੀਦਾ ਭਾਈ ਬਾਹਰੋਂ ਵੀ ਹੋਵੇ ਤਾਂ ਕਰਕੇ ਮੇਰੇ ਵੀਰੋ ਭਾਈਓ ਤੁਹਾਡੇ ਪਿਆਰ ਉੱਤੇ ਕੋਈ ਸ਼ੱਕ ਨਹੀਂ ਸ਼ਰਧਾ ਹੈ ਤੁਹਾਡੀ ਪਿਆਰ ਹੈ ਪ੍ਰੇਮ ਹੈ ਪਰ ਹੁਣ ਨਾ ਹੌਲੀ ਹੌਲੀ ਹੌਲੀ ਹੌਲੀ ਕਹਿ ਰਹੇ ਆ ਵੇਖੋ ਹੌਲੀ ਹੌਲੀ ਵਧੋ ਇੱਧਰ ਨੂੰ ਵੀ ਆ ਜਾ ਬਈ ਮਨਾ ਦਾੜੀ ਵੀ ਰੱਖ ਲੈ ਹੌਲੀ ਹੌਲੀ ਦਸਤਾਰ ਬੰਨਣੀ ਸ਼ੁਰੂ ਕਰ ਦੇ ਹੌਲੀ ਹੌਲੀ ਹੌਲੀ ਹੌਲੀ ਆਓ ਵੇਖੋ ਜਰਾ ਇੱਕ ਵਾਰੀ ਤਜਰਬਾ ਕਰਕੇ ਬਾਣੀ ਪੜ੍ਹਨੀ ਸ਼ੁਰੂ ਕਰੋ ਫਿਰ ਬਾਣੇ ਨਾਲ ਤੇ ਆਪਣੇ ਆਪ ਹੀ ਆਪਾਂ ਜੁੜਾਂਗੇ ਭਾਈ ਆਪਣੇ ਆਪ ਹੀ ਇਧਰ ਨੂੰ ਲੱਗਾਂਗੇ ਤਿਆਰੀਆਂ ਕਰੋ ਸਿੰਘ ਸਜੋ ਗੁਰੂ ਵਾਲੇ ਬਣੋ ਜਿਨ੍ਹਾਂ ਜਿਨ੍ਹਾਂ ਨੇ ਅਮਰ ਛਕਣਾ ਆਪੋ ਆਪਣੇ ਨਾਮ ਦਰਜ ਕਰਾ ਦਿਓ ਫਿਰ ਸਾਰੀਆਂ ਸੰਗਤਾਂ ਨੇ ਪਰਸੋਂ ਕੱਲ ਦੇ ਦੀਵਾਨ ਵਿੱਚ ਵੀ ਤੇ ਪਰਸੋਂ ਦੇ ਦੀਵਾਨ 'ਚ ਵੱਧ ਚੜ ਕੇ ਹਾਜ਼ਰੀ ਭਰਨੀ ਹੈ ਤੇ ਦੀਵਾਨ ਦਾ ਟਾਈਮ ਜ਼ਰੂਰ ਚੇਤਾ ਰੱਖਿਓ ਵੀ ਦੀਵਾਨ ਜਿਹੜਾ ਕੱਲ ਅੱਜ ਵੀ ਮੈਂ ਪੌਣੇ 8 ਸਟੇਜ ਤੇ ਆ ਗਿਆ ਸੀ ਕੋਈ ਦਿੱਕਤ ਨਾ ਆਵੇ ਮੈਂ ਪੌਣੇ 8 ਤੋਂ ਪਹਿਲਾਂ ਹੀ ਕੱਲ ਨੂੰ ਵੀ ਆ ਜਾਵਾਂਗਾ 7:30 ਸਵਾ 7 ਵਜੇ ਜਥੇ ਨੇ ਸ਼ੁਰੂ ਕਰ ਲੈਣਾ ਸਵਾ 7 ਪੌਣੇ 8 ਤੋਂ ਪਹਿਲਾਂ ਪਹਿਲਾਂ ਸ਼ੁਰੂ ਕਰ ਲਾਂਗੇ ਉਦੋਂ ਪਹਿਲਾਂ ਸੱਜ ਜਿਓ ਕਿਰਪਾ ਕਰਕੇ ਵੇਲੇ ਨਾਲ ਆ ਜਿਓ ਭਾਈ ਲੇਟ ਨਾ ਕਰਿਓ ਤੇ ਪਰਸੋਂ ਦਾ ਦੀਵਾਨ ਜਿਹੜਾ ਚੇਤਾ ਰੱਖਿਓ 7:30 ਵਜੇ ਸ਼ੁਰੂ ਕਰ ਦੇਾਂਗੇ ਲਾਸਟ ਦੀਵਾਨ ਜਿਹੜਾ ਉਹ ਤਾਂ ਵੀ ਸਮਾਪਤੀ 10 ਸਵਾ 10 ਵਜੇ ਦੇ ਤੱਕ ਸਮਾਪਤੀ ਹੋ ਜੇ ਜੇ ਸਵਾ 10 ਵਜਣਗੇ ਪੌਣੇ 3 ਘੰਟੇ ਵੀ ਲਾਏ ਤੇ ਸਵਾ 10 ਹੀ ਵਜਣਗੇ ਜੇ 3 ਘੰਟੇ ਪੂਰੇ ਵੀ ਲਾ ਦਈਏ ਲਾਸਟ ਦੀਵਾਨ ਵਿੱਚ 10:30 ਹੀ ਵੱਜਣਗੇ ਤੇ ਜੇ ਸ਼ੁਰੂ ਹੀ 8:30 ਕਰਾਂਗੇ ਫਿਰ 11 11:30 12 ਵੱਜ ਜਾਣਗੇ ਰਾਤ ਦੇ ਸੋ ਭਾਈ ਮੈਂ ਵੇਖਦਾ ਹੁੰਨਾ ਹੈ ਦੀਵਾਨ ਮੈਂ ਪਹਿਲਾਂ ਜਿੱਥੇ ਜਿੱਥੇ ਵੀ ਲਾਏ ਆ ਚੈੱਕ ਕਰਦੇ ਹੁੰਨੇ ਆ ਦੇਖਦੇ ਹੀ ਰਹੀਦਾ ਸੰਗਤ 'ਚ ਹੀ ਰਹਿੰਨੇ ਆ 18 ਸਾਲ ਹੋ ਗਏ ਆ ਵੀ ਜਦੋਂ ਵੀ ਕਿਤੇ ਪ੍ਰੋਗਰਾਮ ਹੋਵੇ ਨਾ ਪਹਿਲੇ ਦੀਵਾਨ ਵਿੱਚ ਠੀਕ ਹੁੰਦਾ ਹੈ ਵੀ 11 ਵਜੇ ਇੱਕ ਦਿਨ ਤੇ ਠੀਕ ਹੈ ਹੁਣ ਘਰ ਜਾ ਕੇ 2 ਵਜੇ ਸੁੱਤੇ ਸਵੇਰੇ ਫਿਰ ਮੱਝ ਮੱਝਾਂ ਨੂੰ ਕੱਖ ਪਾਉਣੇ ਕੱਢੋ ਬਾਹਰ ਵੀ 5-6 ਵਜੇ ਫਿਰ ਬਾਹਰ ਨੂੰ ਕੰਮਕਾਰ ਕਰਨੇ ਪੈਂਦੇ ਆ ਉਹ ਦੂਜੇ ਦੀਵਾਨ ਵਿੱਚ ਸੁਸਤ ਹੋ ਜਾਂਦੇ ਆ ਜਦੋਂ ਦੂਜੇ ਦੀਵਾਨ 'ਚ 12 ਵਜੇ ਜਾਂਦੇ ਆ ਘਰ ਨੂੰ ਤੇ ਤੀਜੇ ਵੇਲੇ ਤੇ ਫਿਰ ਬਸ ਵਾਸੀਆਂ ਮੈਂ ਇੱਥੋਂ ਬੈਠਾ ਵੇਖਦਾ ਹੁੰਦਾ ਵੀ ਲੈ ਆ ਵੀ ਸੁਸਤ ਹੋਇਆ ਬੈਠਾ ਆ ਵੀ ਅੱਖਾਂ ਲਾਲ ਉਹ 3 ਦਿਨ ਉਹ ਨੀਂਦਰਾ ਹੋ ਗਿਆ ਦਿਨੇ ਕੰਮ ਕਰਨਾ ਪੈਂਦਾ ਰਾਤ ਨੂੰ ਦੀਵਾਨ ਤੇ ਤਾਂ ਕਰਕੇ ਭਾਈ ਪ੍ਰਸ਼ਾਦਾ ਇੱਥੇ ਹੀ ਛਕ ਲਿਆ ਕਰਵਾ ਕੇ ਵੇਲੇ ਨਾਲ ਬਣਾਓ ਪਕਾਓ ਤੇ ਸੇਵਾ ਕਰੋ ਤਕੜੇ ਹੋ ਕੇ ਇੱਥੇ ਹੀ ਛੱਕ ਕੇ ਪ੍ਰਸ਼ਾਦਾ ਤੇ ਦੀਵਾਨ ਵਿੱਚ ਸਜ ਕਰਵਾ ਕੇ ਕੱਲ ਤੇ ਪਰਸੋਂ ਦੋਵੇਂ ਦਿਨ ਵੇਲੇ ਨਾਲ ਆਇਓ ਲੇਟ ਨਹੀਂ ਕਰਨਾ ਇਹ ਚੇਤੇ ਰੱਖਿਓ ਵੇਲੇ ਨਾਲ ਆਇਓ ਆਪੋ ਆਪਣੀ ਜਗ੍ਹਾ ਮੱਲ ਕੇ ਬੈਠਿਓ ਤੇ ਬਹਿਣਾ ਆਉਣਾ ਉਹਨੇ ਹੀ ਹੈ ਜਿੰਨੇ 2 ਘੰਟੇ ਬਹਿਣਾ ਹੈ ਅਰਦਾਸ ਤੱਕ ਹੁਕਮਨਾਮੇ ਤੱਕ ਕਿਉਂਕਿ ਵਿੱਚ ਜਿਹੜੇ ਹਿਲਜੁਲ ਕਰਨ ਵਾਲੇ ਹੁੰਦੇ ਨੇ ਸਾਰਿਆਂ ਦਾ ਧਿਆਨ ਖਰਾਬ ਕਰ ਦਿੰਦੇ ਨੇ ਇਕਾਗਰਤਾ ਬਣ ਨਹੀਂ ਦਿੰਦੇ ਇਸ ਕਰਕੇ ਚੇਤਾ ਰੱਖਿਓ ਵੀ ਬਹਿਣਾ ਆ ਕੇ ਨਾ ਤੇ ਫਿਰ ਐ ਟਿਕ ਕੇ ਬਹਿਣਾ ਵੀ ਸੁਣੀਏ ਕੁਝ ਨਾ ਕੁਝ ਫਿਰ ਸੁਣਾਉਣ ਦਾ ਵੀ ਆਨੰਦ ਤਾਂ ਹੀ ਆਉਂਦਾ ਜਿੰਨਾ ਚਿਰ ਹਿਲਜੁਲ ਜੀ ਸੰਗਤ ਆਈ ਜਾਂਦੀ ਮੱਥਾ ਉਹਨਾਂ ਚਿਰ ਕੋਈ ਆਨੰਦ ਨਹੀਂ ਜੀ ਬਣਦਾ ਆਨੰਦ ਉਦੋਂ ਬਣਦਾ ਜਦੋਂ ਐ ਟਿਕ ਕੇ ਬੈਠੇ ਹੁੰਦੇ ਸਾਰੇ ਇਕਾਗਰਤਾ ਨਾਲ ਸੁਣਦੇ ਹੋ ਜਦੋਂ ਫਿਰ ਸਵਾਦ ਆਉਂਦਾ ਗੱਲ ਕਰਨ ਦਾ ਸੋ ਬੇਨਤੀ ਇਹ ਹੈ ਵੀ ਵੇਲੇ ਨਾਲ ਆਉਣਾ ਆਪਾਂ ਆਪਣਾ ਪਸ਼ੂ ਪੁਣਾ ਜਿਹੜਾ ਨਾ ਇਹਨੂੰ ਮਾਰਨਾ ਹੈ ਪਸ਼ੂ ਪੁਣਾ ਮਾਰਨਾ ਹੈ ਉਹ ਜਿਹੜਾ ਅੰਦਰ ਗੰਦ ਪਿਆ ਉਹ ਮਾਰਨਾ ਹੈ ਭਾਈ ਸਰੀਰ ਤੇ ਠੀਕ ਹੈ ਇਸੇ ਨਹੀਂ ਬਦਲ ਜਾਣਾ ਪਰ ਡਰਾਈਵਰ ਤਾਂ ਗੱਡੀ ਤੇ ਆਪੇ ਹੀ ਬਦਲ ਗੱਡੀ ਤੇ ਉਹੀ ਰਹਿਣੀ ਹੈ ਜਦ ਚੱਜ ਦੇ ਦੇ ਹੱਥ ਆ ਜਾਂਦੀ ਹੈ ਗੱਡੀ ਉਹੀ ਹੁੰਦੀ ਹੈ ਉਹ ਕਹਿੰਦਾ ਪਰੇ ਹਟ ਜਾ ਤੂੰ ਹੁਣ ਤੇ ਤੇਰੇ ਤੋਂ ਨਹੀਂ ਚੱਲਣੀ ਮੈਨੂੰ ਵੇਖੀ ਬਦਲ ਗਿਆ ਡਰਾਈਵਰ ਜਦੋਂ ਤੁਹਾਡਾ ਤੁਹਾਡਾ ਡਰਾਈਵਰ ਬਦਲਣ ਦੀ ਲੋੜ ਹੈ ਅੰਦਰ ਵਾਲਾ ਬਸ ਜਿਹਦਾ ਮਨ ਬਦਲ ਗਿਆ ਸਮਝ ਲਓ ਡਰਾਈਵਰ ਬਦਲ ਗਿਆ ਗੱਡੀ ਉਹੀ ਰਹਿਣੀ ਹੈ ਐ ਕਰ ਦੇਣੀ ਲਿਸ਼ਕਾ ਦੇਣੀ ਹੈ ਜੀ ਤੇਰਾ ਢਿੱਡ ਜਿਆ ਵੀ ਅੰਦਰ ਵੜ ਜੂ ਸਾਰਾ ਆ ਜਿਹੜਾ ਬਾਹਰ ਲਮਕਦਾ ਫਿਰਦਾ ਹੈ ਸਭ ਠੀਕ ਕਰ ਦਿੰਦਾ ਜੀ ਮਨ ਵਧੀਆ ਬਣ ਗਿਆ ਜਦੋਂ ਫਿਰ ਐਕਸਰਸਾਈਜ਼ ਕਰਦਾ ਵੇਖੀ ਭੱਜਦਾ ਦੌੜਦਾ ਫਿਰਦਾ ਕੰਮ ਭੱਜ ਭੱਜ ਕੇ ਕਰਦਾ ਉਹ ਸਰੀਰ ਦਾ ਵੀ ਖਿਆਲ ਕਰੂ ਫਿਰ ਆਪੇ ਆ ਜਿਹੜੀ ਲਿਬੜੀ ਜੀ ਫਿਰਦੀ ਸੀ ਗੱਡੀ ਤੇਰੀ ਐ ਤੇਰੇ ਆ ਜਿਹੜੀ ਐ ਚੰਗੀ ਤਰ੍ਹਾਂ ਆਦਤ ਪੈ ਜੂ ਵੀ ਲੈ ਮਨਾ ਕੀ ਫਰਕ ਪੈਂਦਾ ਐ ਆ ਤੇਲ ਲਾ ਚੰਗੀ ਤਰ੍ਹਾਂ ਵਾਹ ਦਾੜੀ ਚੰਗੀ ਤਰ੍ਹਾਂ ਮਾਰ ਆ ਕੰਗਾ ਸਿਰ ਵਿੱਚ ਵੀ ਕੇਸਾਂ ਨੂੰ ਵੀ ਕੰਗਾ ਕਰ ਲੈ ਦਾੜੀ ਨੂੰ ਵੀ ਕਰ ਲੈ ਵੀ ਪੱਗ ਬੰਨਣੀ ਬੰਨ ਲੈ ਚੱਜ ਤਰ੍ਹਾਂ ਹਰ ਚੀਜ਼ ਫਿਰ ਐ ਪ੍ਰੋਪਰ ਬ੍ਰਸ਼ ਕਰ ਲੈ ਕੋਈ ਦਾਤਨ ਕੁਰਲਾ ਕਰ ਲੈ 5 ਮਿੰਟ ਲੱਗਣੇ ਨੇ ਕਿੰਨੀ ਕਿ ਅੱਗ ਲੱਗ ਜਾਣੀ 5 ਮਿੰਟ ਹੀ ਲੱਗਣੇ ਨੇ ਪਹਿਲਾਂ ਮੂੰਹ ਧੋ ਲੈ ਬਰਸ਼ ਕਰ ਲੈ ਮਾੜਾ ਮੋਟਾ ਫਿਰ ਚਾਹ ਡੱਫ ਲਈ ਹੁਣ ਅੰਦਰ ਹੀ ਉੱਥੇ ਹੀ ਇੰਨਾ ਕ ਹੱਥ ਕੱਢਦੇ ਰਜਾਈ ਚੋਂ ਬਾਹਰ ਇੰਨਾ ਮਾੜਾ ਜਵਾ ਇੰਨਾ ਹੀ ਤੇ ਬੇਬੇ ਕਈ ਵਾਰੀ ਤੇ ਵਿਚਾਰੀਆਂ ਮਾਈਆਂ ਸਾਡੀਆਂ ਬੱਠਲ ਜੱਗ ਵੀ ਨਾਲ ਹੀ ਅੰਦਰ ਹੀ ਕਮਰੇ ਲੈ ਪੁੱਤ ਮੇਰਾ ਸ਼ੇਰ ਬਣ ਲੈ ਵੀ ਮੂੰਹ ਦਾ ਤੂੰ ਕੁਰਲੀ ਕਰ ਲੈ ਇਹਨਾਂ ਨੂੰ ਭੂਵੇ ਨਾ ਚੜਾਇਆ ਕਰੋ ਬੀਬੀਓ ਭੂਵੇ ਨਾ ਚੜਾਇਆ ਕਰੋ ਤੁਸੀਂ ਬਾਹਰਲੇ ਦੇਸ਼ਾਂ 'ਚ ਨਾ 에어ਪੋਰਟਾਂ ਤੇ ਵੇਖੀਦਾ 3 ਸਾਲ ਦਾ ਬੱਚਾ ਤੁਸੀਂ ਕਦੇ ਮਾਲਕ ਮਿਹਰ ਕਰੇ ਸਾਰੇ ਹੀ ਚੱਲੀਏ ਕਦੇ ਨਾ ਕਦੇ ਵੇਖਿਓ ਕਦੇ 에어ਪੋਰਟਾਂ ਤੇ ਤੁਹਾਨੂੰ ਸਮਾਂ ਮਾਰ ਬੱਚੇ ਤੁਹਾਡੇ ਪੜਨ ਤੁਸੀਂ ਵੇਖੋ ਸਾਰੇ ਹੀ ਵੇਖੋ ਵਿਦੇਸ਼ ਵੇਖੋ ਘੁੰਮ ਕੇ ਦੁਨੀਆ ਵੇਖੋ ਗੋਰਿਆਂ ਦਾ ਬੱਚਾ 3 ਸਾਲ ਦਾ ਹੁੰਦਾ ਜੀ 3 ਸਾਲ ਦਾ ਬੱਚਾ ਆਪਣਾ ਬੈਗ ਆਪ ਚੱਕਦਾ ਹੈ 3 ਸਾਲ ਦੇ ਨਿਆਣੇ ਨੂੰ ਕਹਿਣਗੇ ਤੇਰੇ ਕੱਪੜੇ ਤੇਰੇ ਬੈਗ 'ਚ ਪਾਵਾਂਗੇ ਵਿਚਾਰਾ ਆਪ ਛੋਟਾ ਹੁੰਦਾ ਉਹਦਾ ਬੈਗ ਲਮਕਦਾ ਘੜੀਸਦਾ ਜਾਊ ਕਹਿਣਗੇ ਤੂੰ ਚੁੱਕ ਤੇਰਾ ਆਦਤ ਪਾਉਂਦੇ ਨੇ ਜਦੋਂ ਬੱਚਾ ਜਾਂਦਾ ਹੈ ਨਾ ਸਵੇਰੇ ਉਹ ਜਦੋਂ ਆਉਂਦਾ ਸਕੂਲ ਤੋਂ ਕਹਿਣਗੇ ਲਾ ਬੂਟ ਉਹ ਆਪਣੇ ਬੂਟ ਲਾਉਂਦਾ ਹੈ ਫਿਰ ਕਹਿਣਗੇ ਆ ਜਦੋਂ ਕੱਪੜੇ ਬਦਲਦਾ ਆ ਇੱਥੇ ਨੇ ਤਹਿ ਲਾ ਇਹਨਾਂ ਨੂੰ ਬੱਚਾ ਐਂ ਜੇ ਤਹਿ ਜੇ ਲਾ ਕੇ ਉਹ ਅਲਮਾਰੀ 'ਚ ਰੱਖ ਉਹ ਅਲਮਾਰੀ 'ਚ ਰੱਖਦਾ ਅਗਲੇ ਦਿਨ ਤੀਜੇ ਦਿਨ ਚੌਥੇ ਦਿਨ ਪੰਜਵੇਂ ਦਿਨ ਇੱਥੇ ਤੋਤੇ ਬੋਲਣ ਲੱਗ ਜਾਂਦੇ ਨੇ ਰੱਟਾ ਮਾਰ-ਮਾਰ ਕੇ ਉਹਨਾਂ ਨੂੰ ਪੈ ਜਾਂਦੀ ਆਦਤ ਆਪਣੇ ਭਾਂਡੇ ਖਾਣਾ ਖਾਦਾ ਆਪਣੀ ਪਲੇਟ ਚੱਕ ਉਹ ਉੱਥੇ ਰੱਖ ਗਿਆ ਭਾਂਡੇ ਧੋਣ ਵਾਲੀ ਜਗ੍ਹਾ ਬੱਚਾ ਆਪਣੀ ਪਲੇਟ ਆਪ ਚੱਕ ਕੇ ਲੈ ਜਾਂਦਾ ਸਾਡੇ ਵਾਲੇ ਵੇਖ ਲਓ ਪੈਂਟੋ ਸਿੱਟਦੀ ਸ਼ਰਟ ਉਧਰ ਪਈ ਹੈ ਜਰਾਬਾਂ ਪਤਾ ਨਹੀਂ ਕਿੱਥੇ ਵਿਚਾਰੀ ਬੇਬੇ ਚ ਇੱਕ ਜਰਾਬ ਆ ਪਈ ਐ ਕੋਥੇ ਪਈ ਐ ਇੱਕ ਆ ਸ਼ਰਟੇ ਦੀ ਉਹ ਉਹ ਇਕੱਠੀਆਂ ਕਰਦੀ ਫਿਰਦੀ ਅਗਲੇ ਦਿਨ ਫਿਰ ਸਾਡੇ ਲਈ ਤਿਆਰ ਕਰਕੇ ਰੱਖੇ ਤੇ ਬਾਹਰਲੇ ਇਦਾਂ ਨਹੀਂ ਕਰਦੇ ਭਾਈ ਬਾਹਰਲੇ ਪਹਿਲੇ ਦਿਨ ਤੋਂ ਹੀ ਨਿਆਣਿਆਂ ਨੂੰ ਇਹ ਚੀਜ਼ਾਂ ਸਿਖਾਉਂਦੇ ਐ ਵੀ ਬੱਚਾ ਜਿਹੜਾ ਹੈ ਉਹ ਆਪਣੇ ਕੰਮ ਆਪ ਕਰਨ ਲੱਗੇ ਆਪਣੇ ਆਪ ਨੂੰ ਉਹਨੂੰ ਜਗਾਉਂਦੇ ਐ ਵੀ ਇਹ ਕਾਇਮ ਹੋਵੇ ਮਾੜਾ ਜਾਂ ਆਪ ਕਰੇ ਆਪਣੇ ਕੰਮ ਆਦਤ ਪਾਓ ਇਹਨੂੰ ਆਪੇ ਲੱਗ ਜੂ ਹੌਲੀ ਹੌਲੀ ਕਰ ਇਸੇ ਤਰ੍ਹਾਂ ਜਿਹੜੀ ਬੇਨਤੀ ਮੈਂ ਕਰਦਾ ਸੀ ਨਾ ਵੀ ਜਦੋਂ ਬੰਦਾ ਗਿਆਨ ਲੈਣ ਲੱਗ ਗਿਆ ਫਿਰ ਉਹ ਸਾਰਾ ਮਨ ਬਦਲ ਗਿਆ ਨਾ ਜਦੋਂ ਤੁਹਾਡਾ ਫਿਰ ਸੁਸਤੀ ਵੀ ਖਤਮ ਹੋ ਜਾਂਦੀ ਹੈ ਮਨ ਜਦੋਂ ਸਿਆਣਾ ਅੰਦਰੋਂ ਸਿਆਣੇ ਬਣ ਗਏ ਫਿਰ ਸਿਆਣਪ ਤੇਰੀ ਲੋਕਾਂ ਲਈ ਥੋੜਾ ਪਹਿਲਾਂ ਤੇ ਐ ਵੇਖੇਗਾ ਵੀ ਸਿਆਣਪ ਤੇ ਮੈਨੂੰ ਆ ਗਈ ਅਕਲ ਆ ਗਈ ਫਿਰ ਕਿਹਦੇ ਬਾਰੇ ਆ ਗਈ ਪਹਿਲਾਂ ਤੇ ਆਪਣੇ ਢਿੱਡ ਕੰਨੀ ਵੇਖੇਗਾ ਵੀ ਬਾਹਰ ਨੂੰ ਬਹੁਤ ਜਾ ਰਿਹਾ ਇਹਨੂੰ ਸੈੱਟ ਕਰੋ ਆਪਣਾ ਆਪ ਵੇਖੇਗਾ ਪਹਿਲਾਂ ਸਿਆਣਾ ਹੋ ਗਿਆ ਜਦੋਂ ਫਿਰ ਵੇਖੇਗਾ ਵੀ ਘਰ ਦਾ ਮਾਹੌਲ ਠੀਕ ਨਹੀਂ ਘਾਟਾ ਆ ਰਿਹਾ ਖਰਚਾ ਪਾਣੀ ਪੂਰਾ ਨਹੀਂ ਹੁੰਦਾ ਫਿਰ ਮਿਹਨਤ ਜ਼ਿਆਦਾ ਕਰੇਗਾ ਜ਼ਿਆਦਾ ਕੰਮ ਕਰੇਗਾ ਫਿਰ ਖਰਚੇ ਘਟਾਏਗਾ ਸਾਰਾ ਕੁਝ ਸਹੀ ਚੱਲੇ ਬਿਜਲੀ ਦੇ ਬਿੱਲ ਭਰ ਸਕੀਏ ਜਦੋਂ ਇੱਕ ਚੀਜ਼ ਸਹੀ ਹੋ ਗਈ ਸਾਰਾ ਕੁਝ ਹੀ ਠੀਕ ਹੋ ਜਾਣਾ ਜੀ ਸਾਰਾ ਕੁਝ ਹੀ ਠੀਕ ਹੋ ਜਾਣਾ ਹੈ ਸਿਆਣਾ ਡਰਾਈਵਰ ਵੇਖ ਕੇ ਰੱਖਦਾ ਹੈ ਵੀ ਗੱਡੀ ਦੀ ਲਾਈਨਮੈਂਟ ਹਿੱਲ ਨਾ ਜਾਵੇ ਕਿਤੇ ਮੇਰੇ ਗੱਡੀ ਦੇ ਟਾਇਰ ਵੱਧ ਨਾ ਘਸਾਉਂਦੀ ਹੋਵੇ ਕਿਸੇ ਪਾਸਿਓਂ ਮੇਰੀ ਗੱਡੀ ਦਾ ਰੰਗ ਲੈ ਨਾ ਜਾਵੇ ਹਰ ਚੀਜ਼ ਦਾ ਹੀ ਫਿਰ ਉਹ ਖਿਆਲ ਰੱਖਦਾ ਜੀ ਇਹ ਵੱਧ ਤੇਲ ਤੇ ਨਹੀਂ ਖਾ ਵੱਧ ਤੇਲ ਤੇ ਨਹੀਂ ਚੱਕਦੀ ਫਿਰ ਉਹਦੀ ਚੈੱਕ ਕਰ ਲੈਂਦੇ ਨੇ ਵੀ ਵੱਧ ਮਗਲੈਲ ਕਿਵੇਂ ਵੱਧ ਸਾਰਾ ਹੀ ਭੇਤ ਆ ਜਾਂਦਾ ਫਿਰ ਬੰਦੇ ਨੂੰ ਇੱਕ ਚੀਜ਼ ਦਾ ਨਹੀਂ ਚੰਗਾ ਡਰਾਈਵਰ ਸਾਰਾ ਕੁਝ ਹੀ ਵੇਖਦਾ ਹੈ ਡਰਾਈਵਰੀ ਕੱਲੀ ਇਹ ਨਹੀਂ ਹੁੰਦੀ ਵੀ ਰੇਸ ਗੇਅਰ ਸਟੀਅਰਿੰਗ ਤੇ ਬਹਿ ਗਿਆ ਤੇ ਖਿੱਚਦੀ ਬਸ ਚੱਲ ਬਈ ਸਵੇਰੇ ਤੇਲ ਵੀ ਚੈੱਕ ਕਰਦਾ ਹੈ ਪਾਣੀ ਵੀ ਚੈੱਕ ਕਰਦਾ ਹੈ ਸਾਫ਼ ਸੁਥਰੀ ਹੈ ਮੈਟ ਸਾਫ਼ ਨੇ ਟਾਇਰ ਠੀਕ ਨੇ ਸਭ ਕੁਝ ਠੀਕ ਹੈ ਉਹਨੂੰ ਸਿਆਣਾ ਡਰਾਈਵਰ ਮੰਨਦੇ ਆ ਕਿ ਨਹੀਂ ਕਿ ਕੱਲਾ ਸਟੀਅਰਿੰਗ ਤੇ ਬਹਿ ਗਿਆ ਵਾ ਸੀਟ ਤੇ ਬਹਿ ਗਿਆ ਦੇਤੀ ਰੇਸ ਵੀ ਸਿਆਣਾ ਉਹ ਡੰਗਰ ਹੈ ਭਜਾਉਣੀ ਹੋਈ ਆਉਂਦੀ ਹੈ ਜਿੰਨੂੰ ਆ ਸਾਡੇ ਨਿਆਣੇ ਇਦਾਂ ਦੇ ਹੈ ਨਹੀਂ ਵਿੱਚ ਕਈ ਟਰੈਕਟਰ ਤੇ ਬਸ ਮਾਰੀ ਸੈਲਫ ਲੈ ਗਏ ਵੀ ਉਹਨੂੰ ਕਦੇ ਸਾਫ਼ ਵੀ ਕਰ ਲਾਇਆ ਉਹਨੂੰ ਵੇਖ ਵੀ ਲੈ ਕਦੇ ਸਿਆਣਾ ਡਰਾਈਵਰ ਤੇ ਉਹਨੂੰ ਮੰਨੋਗੇ ਤੁਸੀਂ ਜੇ ਲੈ ਕੇ ਗਿਆ ਬਾਹਰ ਆ ਕੇ ਸਾਫ਼ ਕਰਕੇ ਤਿਆਰ ਕਰਕੇ ਖਿਲਾਰ ਉਹਨੂੰ ਵੀ ਜਿਵੇਂ ਲੈ ਕੇ ਗਿਆ ਸੀ ਉਵੇਂ ਅੰਦਰ ਖਿਲਾਰ ਤਾਂ ਸਿਆਣਾ ਹੈ ਮੋਟਰਸਾਈਕਲ ਲੈ ਕੇ ਜਾਣਾ ਜਿਹਦੇ ਤੇ ਬਹਿਣਾ ਹੈ ਕੁੱਤਾ ਵੀ ਬਹਿਣ ਤੋਂ ਪਹਿਲਾਂ ਪੂਛ ਮਾਰ ਲੈਂਦਾ ਇਹਦੇ ਤੇ ਕੱਪੜਾ ਮਾਰ ਲਿਆ ਕਰ ਮਾੜਾ ਮੋਟਾ ਵੀ ਸਾਫ਼ ਕਰ ਲੈ ਇਹਨੂੰ ਇਹਦੇ ਮਗਰਾਟਾਂ ਵਿੱਚ ਕੀ ਕੁਝ ਫਸਿਆ ਪਿਆ ਇਹਨੂੰ ਸਾਫ਼ ਕਰ ਤੁਸੀਂ ਕਹੋਗੇ ਵੀ ਇਹ ਗੱਲਾਂ ਆਮ ਨੇ ਇਹ ਆਮ ਨਹੀਂ ਇਹਨਾਂ ਗੱਲਾਂ ਤੋਂ ਹੀ ਤੇਰੇ ਮਨ ਸਬਰੇ ਦਾ ਪਤਾ ਲੱਗਣਾ ਹੈ ਤੇਰਾ ਤਨ ਵੀ ਸਬਰਿਆ ਦਿਸੇਗਾ ਘਰ ਭਾਵੇਂ ਕੱਚਾ ਹੋਵੇ ਪਰ ਸਾਫ਼ ਸੁਥਰਾ ਦਿਸੇਗਾ ਕੱਪੜੇ ਭਾਵੇਂ ਸਸਤੇ ਹੋਣ ਪਰ ਸਾਫ਼ ਹੋਣਗੇ ਕੱਪੜੇ ਸਸਤੇ ਹੋਣ ਸਾਫ਼ ਹੋਣਗੇ ਘਰ ਕੱਚਾ ਹੋਵੇ ਪਰ ਲਿਪਿਆ ਹੋਇਆ ਹੋਏਗਾ ਕੱਚਾ ਘਰ ਹੈ ਕੋਈ ਨਹੀਂ ਜ਼ਰੂਰੀ ਲੈਂਟਰ ਪਏ ਹੋਏ ਹੋਣ ਪਰ ਸਾਫ਼ ਹੋਏਗਾ ਤੇਰਾ ਸਾਈਕਲ ਹੀ ਹੋਵੇ ਭਾਵੇਂ ਪਰ ਚਮਕਦਾ ਹੋਊ ਸਾਈਕਲ ਹੀ ਹੋਵੇ ਭਾਵੇਂ ਨਵੇਂ ਵਰਗਾ ਲੱਗੂ ਵੀ ਸਾਂਭ ਕੇ ਰੱਖਦਾ ਹੈ ਹਰ ਚੀਜ਼ ਹਰ ਚੀਜ਼ ਸਾਂਭ ਕੇ ਰੱਖਦਾ ਹੈ ਉੱਥੋਂ ਸਿਆਣਪ ਦਾ ਪਤਾ ਲੱਗਦਾ ਹੈ ਆਪ ਸਵਾਰੇ ਆਪਣਾ ਆਪ ਸਵਾਰਿਆ ਨਾ ਜਿਹੜਾ ਆਤਮ ਜਿਣਾ ਜਿਹੜਾ ਆਪਾਂ ਕਹਿੰਦੇ ਆ ਉਹ ਇੱਥੋਂ ਹੀ ਹਿਸਾਬ ਆਉਣਾ ਸਾਰਾ ਇਹ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਨੇ ਭਾਈ ਸਾਰਾ ਕੁਝ ਜੁੜਿਆ ਹੋਇਆ ਹੈ ਕੱਲਾ ਮਨ ਸਬਰੇ ਦਾ ਫਿਰ ਇੱਕ ਇੱਕ ਚੀਜ਼ ਤੋਂ ਪਤਾ ਲੱਗਦਾ ਜੀ ਸਾਰੀ ਦੀ ਸਾਰੀ ਲਾਈਫ ਜਿਹੜੀ ਹੈ ਬੈਲੈਂਸ ਹੋ ਜਾਂਦੀ ਹੈ ਹਰ ਚੀਜ਼ ਟਾਈਮ ਟੇਬਲ ਹਰ ਚੀਜ਼ ਜਿਹੜੀ ਹੈ ਸੈੱਟ ਹੁੰਦੀ ਤੁਰੀ ਜਾਏਗੀ ਮਨ ਸੈੱਟ ਹੋ ਗਿਆ ਨਾ ਜਦੋਂ ਸਾਰਾ ਕੁਝ ਹੀ ਸੈੱਟ ਹੁੰਦਾ ਫਿਰ ਤੇ ਜੇ ਬਾਹਰਲਾ ਸਾਰਾ ਵਿਗੜਿਆ ਫਿਰਦਾ ਫਿਰ ਤੇ ਸੈੱਟ ਅੰਦਰ ਕੁਝ ਨਹੀਂ ਸੈੱਟ ਹੋਇਆ ਅੰਦਰੋਂ ਠੀਕ ਹੋ ਗਿਆ ਫਿਰ ਤਨ ਵੀ ਠੀਕ ਹੈ ਫਿਰ ਘਰ ਵੀ ਠੀਕ ਹੈ ਫਿਰ ਰਿਸ਼ਤੇ ਵੀ ਠੀਕ ਨੇ ਫਿਰ ਜੌਬਾਂ ਵੀ ਠੀਕ ਨੇ ਸਾਰਾ ਕੁਝ ਹੀ ਠੀਕ ਹੋਣਾ ਫਿਰ ਇੱਕ ਚੀਜ਼ ਨਹੀਂ ਜਿੱਥੇ ਕੰਮ ਕਰਦਾ ਹੋਏਗਾ ਉਹ ਵੀ ਖੁਸ਼ ਹੋਣਗੇ ਕਹਿਣਗੇ ਬਹੁਤ ਲਗਨ ਨਾਲ ਕੰਮ ਕਰਦਾ ਇੱਥੋਂ ਪਤਾ ਲੱਗਣਾ ਵੀ ਸਿੱਖ ਬਣਿਆ ਇਹ ਸਿੱਖ ਕੱਲਾ ਗਾਤਰਾ ਕਿਰਪਾਨ ਪਾ ਕੇ ਨਹੀਂ ਪਤਾ ਲੱਗਣਾ ਤੇਰੀ ਹਰ ਚੀਜ਼ ਵਿੱਚੋਂ ਸਿੱਖੀ ਦਾ ਪਤਾ ਲੱਗਣਾ ਵੀ ਇਹ ਸਿੱਖ ਹੈ ਸੋ ਆਓ ਫੇਰ ਕਰਾਂਗੇ ਗੱਲ ਇਸ ਟੌਪਿਕ ਤੇ ਕੱਲ ਪਰਸੋਂ ਦੋ ਦਿਨ ਹਾਜ਼ਰੀ ਭਰੀਏ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜੀ ਕੱਲ ਵੇਲੇ ਨਾਲ ਆਇਓ ਲੇਟ ਨਾ ਕਰਿਓ ਜੀ ਚੇਤਾ ਰੱਖਿਓ ਲੇਟ ਨਾ ਕਰਿਓ ਸਤਿਗੁਰੂ ਜੀ ਜਾਣਗੇ ਫੇਰ ਸਾਰੀਆਂ ਸੰਗਤਾਂ ਨੇ ਚਾਲਾ ਪਾਉਣਾ ਜਿਹੜੇ ਰਹਿ ਗਏ ਸੀ ਆਓ ਜੀ ਮੱਥਾ ਟੇਕ ਲਓ ਨਮਸਕਾਰ ਕਰ ਲਓ ਭੇਟਾ ਪ੍ਰੇਮ ਭੇਟਾ ਆਪਣੀ ਰੱਖ ਲਓ ਪਰਸਾਂ ਦਾ ਮੋਬਾਈਲਾਂ ਦਾ ਧਿਆਨ ਰੱਖਿਓ ਭਾਈ ਵਿੱਚ ਮਾੜੇ ਅਨਸਰ ਆ ਜਾਂਦੇ ਐ ਵਿਗੜੇ ਹੋਏ ਕਈ ਹੁੰਦੇ ਆ ਨਾ ਵਿੱਚ ਤੇ ਆਪਣੇ ਬੱਚਿਆਂ ਦਾ ਗਹਿਣਿਆਂ ਦਾ ਪਰਸਾਂ ਦਾ ਫੋਨਾਂ ਦਾ ਖਿਆਲ ਰੱਖਿਓ ਜਦੋਂ ਮੱਥਾ ਟੇਕਦੇ ਆ ਧੱਕਾ ਪੈ ਜਾਂਦਾ ਉਦੋਂ ਫਿਰ ਉਹ ਆਪਣਾ ਕੰਮ ਕਰ ਜਾਂਦੇ ਆ ਬਹੁਤ ਵਿੱਚ ਵਿਗੜੇ ਹੋਏ ਬੰਦੇ ਆਏ ਹੁੰਦੇ ਆ ਜੀ ਚੇਤਾ ਰੱਖਿਓ ਗੱਜ ਕੇ ਅਨੰਦ ਜੀ ਬੋਲੋ ਰਾਮਕਲੀ ਮਹੱਲਾ ਤੀਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਹੈ ਮੇਰੀ ਮਾਏ ਸਤਿਗੁਰ ਮੈਂ ਮਾਤਾ ਮਾਇਆ ਸਿੱਧੀ ਮੰਗਲ ਜਾਵਾ वैसे अरदास हो ही नहीं अजे बेनती है भी अरदास हुक्मनामे तो बाद चलते हैं मैं पहला क्या है गुरु जी जान के फिर चलते हैं 2 ਮਿੰਟ ਨਾਲ ਕੀ ਫਰਕ ਪੈਂਦਾ ਬਈ ਪਿਆਰਿਓ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਕਿਰਪਾ ਸਾਡੇ ਸਾਹਿਬਾ ਕਿਆ ਨਹੀਂ ਘਰ ਤੇਰੇ ਸਾਡਾ ਤੇਰਾ ਸਤਿ ਹੈ ਤੇਰੇ ਸੁਪਾਵੇ ਤੇਰਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਆਪ ਜਿੰਦੇ ਬਾਰੇ ਸਿਵਾਨੇ ਸਭ ਤੇਰੇ ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸੱਚਾ ਰਾਮ ਰਾਮ ਰਾਮ ਰਾਮ ਸਭ ਸਭ ਸਾਥ ਸੁਖ ਮਨ ਆਏ ਵਸਿਆ ਨੇ ਜਾਂ ਸਭ ਪੁਜਾਈਆ ਸਾਡੇ ਰਾਜ ਦੀ ਤਾਰੂ ਮੈਨੂੰ ਆਏ ਹੋ ਨੇ ਹੈ ਨਾਨਕ ਸੁਣ ਹੋ ਸੰਤੋ ਸ਼ਬਦ ਤਰ ਹੋ ਪਿਆਰੋ ਸਾਚਾ ਅਰਥ ਪਾਗੈ ਸ਼ਬਦ ਵਾਚੈ ਕਲਾ ਜੀ ਕਲਾ ਹੋ ਲਾਗੀ ਤੂੰ ਤੋ ਬਾਤ ਤੇ ਸਾਧ ਸਹਾਰਾ ਧਰਮ ਪਾਇਆ ਤੁਜ ਤੇ ਨਾਮ ਹਰ ਕੈ ਸਤਿ ਸੁਣੀ ਸੱਚੀ ਬਾਣੀ ਸਤ ਸਾਧ ਸਹਿ ਸਤਿਗੁਰ ਸਤਿਆਰੀ ਤੇ ਪੁਨੀਤ ਪਹਿਲੇ ਪਵਿੱਤ ਸਤਿਗੁਰ ਰਹਿਆ ਭਰਪੂਰ ਅਮਰ ਗੁਰੂ ਬਾਣੀ ਅੰਮਾ ਦਾ ਅਰਥ ਮਹੱਤ ਸਤਿ ਸਾਧ ਸਹਿ ਸਤਿਗੁਰ ਗੁਰ ਨਾਨਕ ਸਤਗੁਰ ਤੁਠਾ ਸਭੇ ਕਾਜ ਸੁਹਿਲੜੇ ਥੀਏ ਗੁਰ ਨਾਨਕ ਸਤਗੁਰ ਤੁਠਾ ਵਾਹਿਗੁਰੂ ਜੀ ਸ਼ਲੋਕ ਮਹੱਲਾ ਤੀਜਾ ਏ ਮਨ ਹਰ ਜੀ ਧਿਆਏ ਤੂੰ ਇਕ ਮਨ ਇਕ ਚਿਤ ਭਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਏ ਮਨ ਹਰ ਜੀ ਧਿਆਏ ਤੂੰ ਇਕ ਮਨ ਇਕ ਚਿਤ ਭਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਹਉ ਹਰ ਕੈ ਸਦ ਬਲਿਹਾਰਣੈ ਜਿਤ ਸੇਵੈ ਸੁਖ ਪਾਏ ਨਾਨਕ ਗੁਰਮੁਖ ਮਿਲ ਰਹੈ ਹਉ ਮੈਂ ਸ਼ਬਦ ਜਲਾਏ ਮਹੱਲਾ ਤੀਜਾ ਆਪੇ ਸੇਵਾ ਲਾਏ ਅਨ ਆਪੇ ਬਖਸ਼ ਕਰੇ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਤੇ ਅਨ ਤਿਨ ਨਿਜ ਕਰ ਵਾਸ ਹੈ ਜੁਗ ਜੁਗ ਸ਼ੋਭਾ ਹੋਏ ਪੌੜੀ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵ ਕੋਈ ਤੁਧ ਆਪੇ ਸਿਸ਼ਟ ਸਿਰਜੀਆ ਆਪੇ ਫੁਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਅਰਾਧਿਆ ਸਭ ਆਖੂ ਧੰਨ ਧੰਨ ਧੰਨ ਗੁਰ ਸੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਅਰਾਧਿਆ ਸਭ ਆਖੂ ਧੰਨ ਧੰਨ ਧੰਨ ਗੁਰ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ